ਠਾਕੋ ਮਨੁਆ ਰਾਖੋ ਠਾਏ ਠੈਕ ਮੂਈ ਅਵਗਣ ਪਛਤਾਏ ਠਾਕੋ ਮਨੁਆ ਰਾਖੋ ਠਾਏ ਠਾਕੋ ਮਨੁਆ ਰਾਖੋ ਠਾਏ ਆਪਣੇ ਮਨ ਨੂੰ ਰੋਕ ਕੇ ਰੱਖੋ ਠਾਕੋ ਦਾ ਮਤਲਬ ਰੋਕਣਾ ਹੁੰਦਾ ਵਰਜਣ ਮਨ ਜਿਹੜਾ ਚਾਰੇ ਪਾਸੇ ਧੌਂਦਾ ਹੈ ਭਜਦਾ ਹੈ ਇਹਨੂੰ ਇਹ ਕਹਿ ਕੇ ਠਿਕਾਣੇ ਰੱਖੋ ਵਰਜ ਕੇ ਰੱਖੋ ਕਿ ਜੋ ਕੁਝ ਮਿਲਣਾ ਹੈ ਹੁਕਮ ਨਾਲ ਮਿਲਣਾ ਤੇਰੀ ਭਜ ਦੌੜ ਦਾ ਕੋਈ ਰਿਜ਼ਲਟ ਨਹੀਂ ਸੋਚੇ ਤੇ ਕੁਝ ਨਹੀਂ ਹੋਣਾ ਹੋਣ ਵਾਲਾ ਅਗਲੇ ਪਲ ਕੀ ਹੋਣ ਵਾਲਾ ਹੈ ਤੈਨੂੰ ਨਫਾ ਹੋਣ ਵਾਲਾ ਹੈ ਨੁਕਸਾਨ ਹੋਣ ਵਾਲਾ ਹੈ ਜਾਂ ਥੋੜ ਵਾਲਾ ਤੇਰਾ ਆਪ ਜਾਂ ਹੋਣ ਵਾਲਾ ਜੱਪਣ ਔਰ ਵਰਨਾ ਇਹਦੇ ਵਿੱਚ ਸੋਚਿਆ ਤੇਰਾ ਕੋਈ ਰਿਜ਼ਲਟ ਮਤਲਬ ਹੈ ਤੂੰ ਕਿਸੇ ਰਿਜ਼ਲਟ ਤੇ ਨਹੀਂ ਪਹੁੰਚ ਸਕਦਾ ਤੇਰੀ ਸੋਚ ਸਹੀ ਨਹੀਂ ਹੋ ਸਕਦੀ ਕਦੇ ਵੀ ਜ਼ਰੂਰੀ ਨਹੀਂ ਜੋ ਤੂੰ ਸੋਚੇਗਾ ਠੀਕ ਹੋਵੇ ਫਿਰ ਉਹਦਾ ਸੋਚਣ ਦਾ ਫਾਇਦਾ ਕੀ ਹੋਇਆ ਇਸ ਕਰਕੇ ਜੇ ਮਨ ਨੂੰ ਵਰਜ ਕੇ ਰੱਖਾਂਗੇ ਪਹਾੜੇ 'ਚ ਚੱਲਾਂਗੇ ਤੇ ਪਹਾੜੇ ਚੱਲਣ ਦੀ ਇਹਨੂੰ ਹਰ ਵਕਤ ਇਹਨੂੰ ਚੇਤਾ ਕਰਾਵਾਂਗੇ ਪਹਾੜੇ ਚੱਲਣ ਦਾ ਬੁੱਧੀ ਇਹਦੇ ਉੱਤੇ ਰਹੂਗੀ ਹਰ ਵਕਤ ਬੰਦੇ ਤਾਂ ਹੈ ਰੁਕੂਗਾ ਵਰਨਾ ਨੇ ਰੁਕਣਾ ਨਹੀਂ ਠਾਕੋ ਰੋਕੋ ਮਨੁਆ ਰੱਖੋ ਠਾਏ ਟਿਕਾ ਕੇ ਰੱਖੋ ਮਨ ਵੀ ਜੋ ਤੇਰਾ ਲਿਖਿਆ ਤੈਨੂੰ ਮਿਲ ਜਾ ਕਿਤੇ ਨਹੀਂ ਜਾਂਦਾ ਠਹਿਕ ਮੁਈ ਅਵਗਣੀ ਪਛਤਾਏ ਠਹਿਕ ਮੂਈ ਜਿਹੜੀ ਅਕਲ ਮਨ ਨੂੰ ਨਹੀਂ ਰੋਕਦੀ ਸੋਚਣ ਤੇ ਸਗੋਂ ਮਨ ਦੇ ਨਾਲ ਆਪ ਰਲ ਕੇ ਸੋਚਦੀ ਹੈ ਉਹ ਬਾਰ-ਬਾਰ ਬਾਰ-ਬਾਰ ਹੁਕਮ ਨਾਲ ਟਕਰਾਉਂਦੀ ਰਹਿੰਦੀ ਹੈ ਠਹਿਕ ਮੂਈ ਬਸ ਠਹਿਕਦੀ ਰਹਿੰਦੀ ਹੈ ਉਹਦੀ ਸੋਚ ਪਰਮੇਸ਼ਰ ਦੀ ਸੋਚ ਨਾਲ ਟਕਰਾਉਂਦੀ ਰਹਿੰਦੀ ਹੈ ਕਿਉਂਕਿ ਜੋ ਹੋਣਾ ਉਹ ਤਾਂ ਪਰਮੇਸ਼ਰ ਦੇ ਭਾਣੇ ਮੁਤਾਬਕ ਹੀ ਹੋਣਾ ਸਾਡੀ ਸੋਚ ਮੁਤਾਬਕ ਹੋਣਾ ਨਹੀਂ ਇਸ ਕਰਕੇ ਠਹਿਕ ਟਕਰਾਉ ਰਹਿੰਦਾ ਭਾਣੇ ਨਾਲ ਆਪਣੀ ਸੋਚ ਦਾ ਟਕਰਾਉ ਰਹਿੰਦਾ ਪਰਮੇਸ਼ਰ ਦੀ ਮਰਜ਼ੀ ਨਾਲ ਆਪਣੀ ਮਰਜ਼ੀ ਦਾ ਟਕਰਾਉ ਰਹਿੰਦਾ ਅਵਗੁਣੀ ਜੇ ਟਕਰਾਉ ਰਹੇ ਟਕਰਾਉ ਕਰਨ ਵਾਲੀ ਅਵਗੁਣੀ ਗੁਣੀ ਹੈ ਕੋਈ ਇੱਕ ਵਾਰ ਦੇਖ ਲਵੇ ਦੋ ਵਾਰ ਦੇਖ ਲਵੇ ਚਾਰ ਵਾਰ ਦੇਖ ਲਵੇ ਹਜ਼ਾਰ ਵਾਰ ਦੇਖ ਲਵੇ ਫਿਰ ਵੀ ਜਿਹੜੀ ਸਮਝਦੀ ਇਸ ਗੱਲ ਨੂੰ ਫਿਰ ਉਹਦੇ ਚ ਗੁਣ ਕਾਦੇ ਉਹ ਤਾਂ ਅਵਗੁਣੀ ਹੈ ਔਰ ਅਵਗੁਣੀ ਦੇ ਕਰਕੇ ਹੀ ਅਵਗੁਣਾ ਕਰਕੇ ਹੀ ਉਹਦੀ ਮੌਤ ਹੈ ਅਵਗੁਣਾ ਕਰਕੇ ਹੀ ਨੀਂਦ ਆਉਂਦੀ ਹੈ ਇਹਨੂੰ ਬਹੁਤ ਕੁਛ ਨਹੀਂ ਹੈ ਨੀਂਦ ਆਉਂਦੀ ਹੈ ਜਿਹੜੀ ਇਹ ਨੀਂਦ ਆਉਂਦੀ ਹੈ ਕੁਝ ਦੇਰ ਵਾਸਤੇ ਗੈਰ ਹਾਜ਼ਰ ਹੈ ਸੰਸਾਰ ਚੋਂ ਜਿੰਨਾ ਜਨ ਸੰਸਾਰ ਚੋਂ ਗੈਰ ਹਾਜ਼ਰ ਹੈ ਬੇਸੁੱਧ ਹੈ ਬੇਸੁੱਧ ਉਹਨਾਂ ਚਿਰ ਦੀ ਜੀਵਨ ਨਿਕਲਿਆ ਨਾ ਜ਼ਿੰਦਗੀ ਨਹੀਂ ਗਿਣੀ ਜਾਂਦੀ ਹੋਰ ਕੁਝ ਨਹੀਂ ਹੈ ਠੈਕ ਭੂਈ ਗੁਣੀ ਪਛਤਾਏ ਗੁਣੀ ਪਛਤਾਏ ਜਦ ਸੰਸਾਰ ਛੱਡਣਾ ਪੈਂਦਾ ਬੇਹੋਸ਼ੀ ਦੀ ਹਾਲਤ ਵਿੱਚ ਜਾਣਾ ਪੈਂਦਾ ਫਿਰ ਪਛਤਾਉ ਜੋ ਪਦਾਰਥ ਇਕੱਠੇ ਕੀਤੇ ਤੇ ਉੱਥੇ ਰਹਿ ਜਾਂਦੇ ਛੱਡਣੇ ਪੈ ਜਾਂਦੇ ਪਦਾਰਥਾਂ ਕਰਕੇ ਸੋਚਦੀ ਸੀ ਨਾ ਉਹ ਤਾਂ ਫੇਰ ਵੀ ਨਾ ਰਹੇ ਤੇਰੇ ਕੋਲ ਤੇ ਸੋਚਣ ਦਾ ਕੀ ਫਾਇਦਾ ਹੈ ਜਿਹਦੇ ਵਾਸਤੇ ਸੋਚਣਾ ਛੱਡਿਆ ਨਹੀਂ ਉਹ ਤਾਂ ਫੇਰ ਵੀ ਕੋਲ ਨਾ ਰਿਹਾ ਸੋਚਣ ਦਾ ਕੀ ਫਾਇਦਾ ਪਛਤਾਉਣਾ ਉਦੋਂ ਹੈ ਜਾਂ ਛੱਡਣਾ ਪੈਣਾ ਸਭ ਕੁਝ ਪਹਿਲਾਂ ਦਾ ਥੋੜੇ ਥੋੜੇ ਨੁਕਸਾਨ ਦਾ ਖਤਰਾ ਫਿਰ ਸਾਰਾ ਹੀ ਹਟ ਜਾਂਦਾ ਜੇ ਸਾਰਾ ਹੀ ਹਟ ਜਵੇ ਫਿਰ ਪਛਤਾਵਾ ਹੀ ਵੀ ਜੋ ਕਮਾਈ ਸਾਰੀ ਜ਼ਿੰਦਗੀ ਸੀ ਕੀਤੀ ਆਪਣੀ ਮਰਜ਼ੀ ਨਾਲ ਉਹ ਤਾਂ ਕੋਲ ਨਾ ਰਹੀ ਜਿਹੜੀ ਕਮਾਈ ਕਰਨ ਆਈ ਸੀ ਉਹ ਕੀਤੀ ਨਹੀਂ ਪੈਸਾ ਸਾਬ ਇਸ ਗੱਲ ਦਾ ਜੀਵਨ ਚਲਾ ਗਿਆ ਕੀਤਾ ਕੁਛ ਨਹੀਂ ਠਾਕ ਬੁਈ ਅਵਗੁਣੀ ਪਛਤਾਏ ਪਛਤਾਏ ਇਸ ਗੱਲ ਤੋਂ ਪਛਤਾਏ ਜੋ ਕੰਮ ਕਰਨਾ ਸੀ ਨਾਮ ਤਾਂ ਲਿਆ ਨਹੀਂ ਆਤਮ ਗਿਆਨ ਤਾਂ ਲਿਆ ਨਹੀਂ ਜੇ ਆਤਮ ਗਿਆਨ ਲੈ ਲਵੇ ਇਹ ਜੀਵ ਤਾਂ ਆਤਮ ਗਿਆਨ ਇਹਦੇ ਨਾਲ ਜਾਣ ਵਾਲਾ ਉਹ ਨਾਲ ਜਾਣ ਵਾਲਾ ਵਾਇਆ ਤਾਂ ਨਾਲ ਜਾਣ ਵਾਲੀ ਹੈ ਉਹਦੀ ਠਾਕੁਰ ਏਕ ਸਬਾਈ ਨਾਲ ਠਾਕੁਰ ਏਕ ਠਾਕੁਰ ਕੋਈ ਹੈ ਠਾਕੁਰ ਹੈਗਾ ਕੌਣ ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਠਾਕਰ ਹੁੰਦਾ ਵੱਡਾ ਮਨ ਨੂੰ ਰੋਕਣ ਵਾਲਾ ਇੱਕੋ ਹੀ ਹੈ ਸਿਰਫ ਠਾਕੁਰ ਜੋ ਮਨ ਨੂੰ ਠਾਕਣ ਵਾਲਾ ਰੋਕਣ ਵਾਲਾ ਹੈ ਉਹ ਠਾਕੁਰ ਹੈ ਉਹਨਾਂ ਨੂੰ ਠਾਕੁਰ ਉਹਨੂੰ ਕਹਿੰਦੇ ਨੇ ਜਿਹਦੇ ਚ ਮਨ ਨੂੰ ਰੋਕਣ ਦੀ ਸਮਰੱਥਾ ਹੈ ਦੁਨੀਆ ਦਾ ਕੋਈ ਗਿਆਨ ਕੋਈ ਆਦਮੀ ਕਿਸੇ ਦੇ ਮਨ ਨੂੰ ਨਹੀਂ ਰੋਕ ਸਕਦਾ ਮਨ ਨੂੰ ਰੋਕਣ ਵਾਲਾ ਉਹ ਹੈ ਜਿਹਦੇ ਵਿੱਚੋਂ ਮਨ ਪੈਦਾ ਹੋਇਆ ਉਹਦੇ ਨਾਲ ਬੁੱਧ ਉਹਦੇ ਨਾਲ ਮਿਲੇ ਮਨ ਨੂੰ ਕੱਲਾ ਕਰ ਦਵੇ ਫਿਰ ਭਾਵੇਂ ਰੁਕ ਜਵੇ ਜਿੰਨਾ ਚਿਰ ਅਕਲ ਬੁੱਧਾ ਸਾਥ ਦਿੰਦੀ ਹੈ ਮਨ ਨਹੀਂ ਰੁਕਦਾ ਕਦੇ ਕਿ ਬੁੱਧ ਦਾ ਬਲ ਅੰਦਰਲਾ ਬੁੱਧ ਨੂੰ ਸ਼ਕਤੀ ਅੰਦਰੋਂ ਮਿਲਦੀ ਹੈ ਮਨ ਨੂੰ ਸ਼ਕਤੀ ਅਕਲ ਤੋਂ ਮਿਲਦੀ ਹੈ ਮਨ ਕੋਲ ਕੋਈ ਸ਼ਕਤੀ ਨਹੀਂ ਮਨ ਕੋਲ ਅਕਲ ਸ਼ਕਤੀ ਹੈ ਸਾਡੀਆਂ ਅੱਖਾਂ ਕੋਲ ਸ਼ਕਤੀ ਕੀ ਹੈ ਦੇਰੀ ਦੇਖਣ ਦੀ ਜਿਹੜੀ ਲਾਈਟ ਪੈ ਰਹੀ ਹੈ ਇਹ ਸ਼ਕਤੀ ਹੈ ਸਾਡੇ ਕੋਲ ਇਹ ਚਲੀ ਜਾਵੇ ਤੇ ਕੁਝ ਹੁੰਦੀ ਨਹੀਂ ਸਾਡੇ ਵਾਲੀ ਜੋਤ ਭਾਵੇਂ ਵਿੱਚ ਹੈ ਅੱਖ ਦੇ ਸਾਡੀ ਜੋਤ ਅੱਖ ਦੇ ਹੁੰਦੀ ਹੈ ਰਾਤ ਨੂੰ ਦੇਰੇ ਚ ਪਰ ਬਾਹਰ ਆ ਸ਼ਕਤੀ ਹੈ ਲਾਈਟ ਵਾਲੀ ਇਹਨੂੰ ਦੀਦਾ ਪਰ ਲਾਈਟ ਅਲੱਗ ਚੀਜ਼ ਹੈ ਲਾਈਟ ਜੀ ਤੋਂ ਪੈਦਾ ਹੁੰਦੀ है ਅਲੱਗ ਚੀਜ਼ ਹੈ ਤੇਲ ਅਲੱਗ ਚੀਜ਼ ਹੈ ਲਾਈਟ ਅਲੱਗ ਚੀਜ਼ ਹੈ ਉਹ ਤਤ ਰੂਪ ਹੈ ਤੇਲ ਰੂਪ ਹੈ ਜੀ ਜੋ ਜੋ ਅਮਨ ਪੈਦਾ ਹੁੰਦਾ ਜੋਤ ਪੈਦਾ ਹੁੰਦੀ ਹੈ ਬੁੱਧ ਬਲ ਬੁੱਧ ਬਲ ਉਹ ਹੈ ਬੁੱਧ ਦਾ ਬਲ ਠਾਕੁਰ ਇੱਕ ਸਬਾਈ ਨਾਰੀ ਉਹ ਜਿਹੜਾ ਤਤ ਰੂਪ ਹੈ ਉਹ ਬੁੱਧ ਬਲ ਹੈ ਉਹ ਇੱਕ ਤਤ ਹੈ ਇੱਕ ਤਤ ਗਿਆਨ ਗੁਰਬਾਣੀ ਚ ਤਤ ਗਿਆਨ ਗੁਰਬਾਣੀ ਤਤ ਗਿਆਨ ਹੀ ਉਹ ਤਤ ਦੀ ਖੁਰਾਕ ਹੈ ਤਤ ਚੋਂ ਹੀ ਪੈਦਾ ਹੁੰਦਾ ਹੈ ਤਤ ਦੀ ਉਹ ਖੁਰਾਕ ਹੈ ਜਿਵੇਂ ਭਾਵ ਹੈ ਭਾਵ ਪਾਣੀ ਚੋਂ ਪੈਦਾ ਹੁੰਦੀ ਹੈ ਭਾਵ ਇੱਕ ਸ਼ਕਤੀ ਹੈ ਇੰਜਣ ਚਲਾ ਦਿੰਦੀ ਹੈ ਅਗਰ ਸਟੀਮ ਇੰਜਣ ਚੱਲਦੀ ਸੀ ਪਰ ਭਾਵ ਦਾ ਫਿਰ ਪਾਣੀ ਬਣ ਜਾਂਦਾ ਕੀ ਭਾਫ ਦਾ ਪਾਣੀ ਨਹੀਂ ਬਣ ਸਕਦਾ ਬਾਅਦ ਕਾਪੀ ਕਰਨ ਦੀ ਪਾਣੀ ਬਣ ਜਾਂਦਾ ਇਹ ਤੇਲ ਦੀ ਜੇ ਅਸੀਂ ਪਸਾਲ ਲਈਏ ਤੇਲ ਵਾਪਸ ਪਾ ਉਹ ਨਹੀਂ ਬਣਦਾ ਜਲਿਆ ਹੋਇਆ ਤੇਲ ਫਿਰ ਨਹੀਂ ਬਣਦਾ ਦੁਬਾਰਾ ਤੇਲ ਨਹੀਂ ਬਣਦਾ ਇਹ ਤਾਂ ਪਾਣੀ ਦੀ ਉਹ ਪਸਾਲ ਅਸੀਂ ਦੇ ਸਕਦੇ ਭਾਫ ਇੱਕ ਸ਼ਕਤੀ ਬਣ ਕੇ ਕਾਪੀ ਕਰ ਗਈ ਪਾਣੀ ਫਿਰ ਵੀ ਬਣ ਗਿਆ ਉਹਨੇ ਨਾਲ ਉਹਨਾਂ ਦੀ ਪਾਣੀ ਘਟਦਾ ਹੁੰਦਾ ਇਸ ਤਰੀਕੇ ਨਾਲ ਜੋ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸੁਖ ਜੋਤ ਸਮਾਨ ਹੈ ਜਿਹੜੀ ਗੱਲ ਪਾਣੀ ਦੀ ਉੱਥੇ ਲਾਈ ਹੈ ਉਹ ਇਸ ਕਰਕੇ ਲਾਈ ਹੈ ਪਾਣੀ ਸ਼ਕਤੀ ਵੀ ਹੈ ਪਾਣੀ ਬਰਫ ਵੀ ਹੈ ਪਾਣੀ ਦਾ ਤਿੰਨ ਰੂਪ ਨੇ ਗੁਰ ਹਵਾ ਵਕਰ ਵੀ ਹੈ ਪਹਿਲਾ ਰੂਪ ਪਾਣੀ ਦਾ ਜਿਹੜਾ ਤਤ ਰੂਪ ਹੈ ਉਹ ਪਰਫ ਹੈ ਮਨ ਪਾਣੀ ਵਰਗਾ ਜੇ ਢਲਗੀ ਵਰਗ ਪਾਣੀ ਹੋ ਗਿਆ ਕਈ ਵਾਰ ਬਰਫ਼ ਨੂੰ ਔਗਣ ਬੰਨਿਆ ਕਈ ਵਾਰ ਬਰਫ਼ ਨੂੰ ਵੀ ਬੰਨਿਆ ਜੇ ਮਨ ਔਲਾ ਹੋਇਆ ਪਿਆ ਪੱਥਰ ਹੋਇਆ ਪਿਆ ਉਹ ਨਾਲ ਦੀ ਚੱਲਦੀ ਹੈ ਦਰਿਆ 'ਚ ਜਾਣ ਨੂੰ ਗੁਰਮਤ ਦੀ ਵਿਚਾਰਧਾਰਾ ਚੱਲਦੀ ਹੈ ਸੰਗਤ ਚੱਲਦੀ ਹੈ ਕਿਤੇ ਨੇੜੇ ਪਰ ਮਨ ਉਹਦੇ ਵਿੱਚ ਜਾ ਕੇ ਰੜਦਾ ਨਹੀਂ ਮਨ ਉਹਨੂੰ ਐਕਸੈਪਟ ਨਹੀਂ ਕਰਦਾ ਵਿਚਾਰ ਧਾਰਾ ਧਾਰਾ ਜਿਹੜੀ ਹੁੰਦੀ ਹੈ ਵਿਚਾਰ ਧਾਰਾ ਧਾਰਾ ਹੀ ਕੂਲ ਹੈ ਵਿਚਾਰ ਧਾਰਾ ਜਿਹੜੀ ਹੈ ਗੁਰਮਤ ਵਿਚਾਰ ਧਾਰਾ ਹੈ ਇੱਕ ਧਾਰਾ ਚੱਲਣ ਵਾਲੀ ਚੀਜ਼ ਹੈ ਜਿੱਥੇ ਸਾਡਾ ਗਿਆਨ ਖੜਾ ਹੈ ਉਤੋਂ ਸੰਸਾਰ ਦਾ ਜਿੱਥੇ ਗਿਆਨ ਖੜਾ ਹੈ ਉਤੋਂ ਗਾਹਾਂ ਰੋਣਾ ਹੈ ਜਿੱਥੇ ਵਿਦਵਾਨਾਂ ਦਾ ਗਿਆਨ ਖੜਾ ਹੈ ਵਿਦਵਾਨਾਂ ਦਾ ਗਿਆਨ ਖੜਾ ਮਾਇਆ ਦੀ ਖੋਜ ਤੱਕ ਸਭ ਮਾਇਆ ਦੀ ਖੋਜ ਆਤਮ ਖੋਜ ਹੈ ਗੱਲਾਂ ਜ਼ਰੂਰ ਨੇ ਆਤਮਾ ਦੀਆਂ ਅਸੀਂ ਕਰਦੇ ਮੇਰਾ ਸਰੀਰ ਨਹੀਂ ਠੀਕ ਮੈਂ ਕੌਣ ਆ ਫਿਰ ਇੱਧਰ ਨੂੰ ਗਈ ਨਹੀਂ ਮੈਂ ਦੀ ਖੋਜ ਨਹੀਂ ਕੀਤੀ ਤੂੰ ਦੀ ਖੋਜ ਨਹੀਂ ਕੀਤੀ ਮੈਂ ਦੀ ਖੋਜ ਕਰਕੇ ਨਹੀਂ ਗੱਲ ਬਣਦੀ ਕੱਲੇ ਹੀ ਤੂੰ ਦੀ ਖੋਜ ਵੀ ਨਾਲ ਕਰ ਲਈਏ ਦੋ ਖੋਜਾਂ ਕਰ ਲਈਏ ਦਾਲ ਹੈ ਮੈਂ ਔਰ ਤੂੰ ਆਤਮ ਚੀਨ ਪ੍ਰਾਤਮ ਚੀਨ ਹਾਂ ਪ੍ਰਾਤਮ ਚੀਨ ਹਾਂ ਠਾਕੁਰ ਇੱਕ ਸਵਾਈ ਨਾਰ ਠਾਕੁਰ ਕੋਈ ਹੈ ਠਾਕੁਰ ਕੋਈ ਹੈ ਠਾਕੁਰ ਜੀ ਕੋਈ ਫਰਕ ਨਹੀਂ ਇੱਕ ਦਾ ਮਤਲਬ ਐ ਨਹੀਂ ਹੈ ਵੀ ਵੰਨ ਜੇ ਕੱਕੇ ਨੂੰ ਸਿਆਰੀ ਹੁੰਦੀ ਨਾ ਫਿਰ ਤਾਂ ਇੱਕ ਹੀ ਹੈ ਹੋ ਜਾਂਦਾ ਉਹਦਾ ਅਰਥ ਦੂਜਾ ਹੈ ਹੀ ਨਹੀਂ ਕੱਕੇ ਨੂੰ ਔਕੜ ਫਿਰ ਤਾਂ ਇਹ ਹੋ ਜਾਂਦਾ ਇੱਕੋ ਹੀ ਹੈ ਦੂਜਾ ਹੈ ਹੀ ਨਹੀਂ ਇੱਕ ਹੀ ਇੱਕ ਹੀ ਹੈ ਇਹ ਕੁਝ ਜਾਂਦਾ ਹੁੰਦਾ ਇੱਕੋ ਜਿਹਾ ਹੀ ਸਾਰਿਆਂ 'ਚ ਕੋਈ ਰੂਪ ਹੈ ਇੱਕ ਰੂਪ ਇੱਕ ਰੰਗ ਜਿਵੇਂ ਅਸੀਂ ਕਹਿੰਦੇ ਜਿਹੜੀ ਪਾਵਰ ਹੈ ਬਿਜਲੀ ਹੈ ਇੱਕੋ ਹੀ ਚੀਜ਼ ਹੈ ਤੇਲ ਕੋਈ ਸਰੋਂ ਦਾ ਲੈਣ ਜਾਂਦੇ ਆ ਕੋਈ ਮਿੱਟੀ ਦਾ ਲੈਣ ਇੱਕੋ ਹੀ ਚੀਜ਼ ਹੈ ਇਸ ਕਰਕੇ ਜਿਹੜੀ ਅੰਦਰ ਜੋਤ ਅੰਤਰਾਤਮਾ ਉਹ ਇੱਕ ਹੈ ਸਾਰਿਆਂ ਦੀ ਇਸ ਕਰਕੇ ਅੰਤਰਾਤਮਾ ਦੀ ਆਵਾਜ਼ ਜੋ ਸਾਰਿਆਂ ਦੀ ਇੱਕ ਹੁੰਦੀ ਹੈ ਉਹਦੇ ਤੇ ਸਾਰੇ ਸਹਿਮਤ ਹੋ ਜਾਂਦੇ ਇਮਾਨਦਾਰੀ ਦੇ ਸਾਰੇ ਸਹਿਮਤ ਹੋ ਜਾਂਦੇ ਅੰਤਰਾਤਮਾ ਇਮਾਨਦਾਰੀ ਦੀ ਆਵਾਜ਼ ਹੈ ਔਰ ਜਿਹੜੀ ਮਨ ਦੇ ਵਿੱਚ ਤਿਰਕੁਟੀ ਦੀ ਸਾਡੀ ਸੋਚ ਹੈ ਉਹ ਵੱਖਰੀ ਵੱਖਰੀ ਹੈ ਕਿਉਂਕਿ ਬੇਈਮਾਨੀ ਦੀ ਆਵਾਜ਼ ਹੈ ਸੋਚ ਆਪਣੀ ਆਪਣੀ ਉਹ ਚ ਬੇਈਮਾਨੀ ਹੈ ਆਪਣੀ ਆਪਣੀ ਤਾਲੀ ਹੈ ਆਪਣੇ ਆਪਣੇ ਹਿਸਾਬ ਨਾਲ ਜਿੰਨਾ ਕਿਸੇ ਨੂੰ ਰੂਟ ਚੰਗਾ ਲੱਗਦਾ ਉਹਨਾਂ ਪਾ ਲੈਂਦਾ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਆਪਣੀ ਜਿਹੜੀ ਆਵਾਜ਼ ਆ ਆਪਣੀ ਜਿਹੜੀ ਸਾਡੀ ਮਰਜ਼ੀ ਆ ਉਹਦੇ ਚ ਬੇਈਮਾਨੀ ਆ ਸਾਡੀ ਸੈਲਫਿਸ਼ ਖੁਦਗਰਦੀ ਆ ਕਿਸੇ ਦੀ ਘਟਿਆ ਕਿਸੇ ਦੀ ਵੱਧ ਅੰਦਰ ਖੁਦਗਰਦੀ ਵਾਲੀ ਗੱਲ ਹੈ ਜਿੱਥੇ ਖੁਦਗਰਜ਼ੀ ਬਿਲਕੁਲ ਹੈ ਜੀ ਉਹ ਇੱਕ ਹੈ ਜਿੱਥੇ ਖੁਦਗਰਜ਼ੀ ਹੈ ਉਹ ਇੱਕ ਨਹੀਂ ਕਿਤੇ ਵੱਧ ਹੈ ਕਿਤੇ ਘਟ ਹੈ ਇਸ ਕਰਕੇ ਇੱਕ ਉਹ ਦਾ ਮਤਲਬ ਹੈ ਵਨ ਨਹੀਂ ਹੈ ਇਹ ਭਲੇਖਾ ਪੈਂਦਾ ਜਦ ਅਸੀਂ ਵਨ ਸਮਝਦੇ ਆ ਫਿਰ ਭਲੇਖਾ ਪੈਂਦਾ ਇੱਕ ਤਾਂ ਸਾਰਿਆਂ ਦੇ ਵਿੱਚ ਹੈ ਇੱਕੋ ਜਿਹਾ ਹੀ ਹਾਂ ਜਿਵੇਂ ਕੋਈ ਇੱਕ ਬੂਦ ਹੈ ਸਾਗਰ ਹੈ ਬੂਦ ਇੱਕ ਬੂੰਦ ਇੱਕੋ ਜਿਹੀ ਹੁੰਦੀ ਹੈ ਸਾਰਿਆਂ ਨੂੰ ਇੱਕ ਬੂੰਦ ਦੇ ਦੋ ਡ੍ਰੌਪਰ ਚੋਂ ਪਾਣੀ ਇੱਕ ਬੂੰਦ ਦੇ ਲਿਆ ਹੁੰਦਾ ਇੱਕ ਦੌਰ ਨਹੀਂ ਕਰਦਾ ਇੱਕ ਇੱਕ ਬੂੰਦ ਬੂੰਦ ਕਹਿ ਲੋ ਠਾਕੁਰ ਇੱਕ ਸਬਾਈ ਨਾਲ ਸਬਾਈ ਨਾਲ ਬਾਕੀ ਜਿੰਨੀ ਠਾਕੁਰ ਤੋਂ ਪੈਦਾ ਹੋਣ ਵਾਲੀ ਹੈ ਨਾਰ ਕੀ ਹੁੰਦੀ ਹੈ ਅਸਲ 'ਚ ਨਾਰੀ ਦਾ ਲਫ਼ਜ਼ ਨਾੜੀ ਬਣਾਤਾ ਇਹਨਾਂ ਨੇ ਜਦੋਂ ਸੁਖੋਣਾ ਨਾਰੀ ਆਈ ਹੈ ਲਫ਼ਜ਼ ਉਹਨਾਂ ਨਾੜੀ ਬਣਾਤਾ ਉਹਨਾਂ ਨੇ ਇਹ ਨਾਲ ਤਾਂ ਚੇਤਨ ਹੈ ਉਹਨਾਂ ਨੇ ਨਾੜੀ ਬਣਾਤਾ ਸਰੀਰ ਦੀ ਨਾੜ ਕੋਈ ਜੜ ਇਹ ਗਲਤੀ ਵੀ ਕੀਤੀ ਹੋਈ ਹੈ ਇਹਨਾਂ ਦੀ ਸਮਾਧੀ ਵਾਲਿਆਂ ਦੀ ਨਾੜੀ ਦਾ ਅਰਥ ਨਾੜੀ ਬਣਾਤਾ ਰਾੜੇ ਨਾਲ ਇੱਥੇ ਤਾਂ ਰਾਰ ਹੈ ਤੇ ਪੁਰਖ ਦਾ ਕੀ ਬਣਾਉਂਦੇ ਸੁਖਮਣਾ ਨਾਰੀ ਹੈ ਨਾਰੀ ਗੁਰਮਤ ਸੁਖਮਣਾ ਨਾਰੀ ਹੈ ਸੁਖ ਮਨਾ ਦਾ ਜੀ ਤੋਂ ਵਿੱਚੋਂ ਮਨ ਨੂੰ ਸੁਖ ਮਿਲੇ ਕੋਈ ਐਸੀ ਸਰੀਰ ਦੇ ਵਿੱਚ ਨਾੜੀ ਨਹੀਂ ਹੈ ਜਿੱਥੇ ਮਨ ਚਲਿਆ ਜਾਵੇ ਸੁਖ ਹੋ ਜਵੇ ਇਹ ਬਿਲਕੁਲ ਗਲਤ ਹੈ ਮਾਇਆ 'ਚ ਸੁਖ ਹੁੰਦਾ ਹੀ ਨਹੀਂ ਮਾਇਆ 'ਚ ਮਨ ਨੂੰ ਕਿਵੇਂ ਸੁਖ ਹੋ ਜੂਗਾ ਅਗਰ ਸਾਗਰ ਦੇ ਵਿੱਚ ਮਨ ਕਿਵੇਂ ਸੁਖ ਰਹਿ ਜੂਗਾ ਮਾਇਆ ਅਗਰ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜੇ ਨਾੜੀ ਹੈ ਤਾਂ ਅੰਗ ਦੇ ਵਿੱਚ ਮਨ ਨੂੰ ਸੁਖ ਹੋ ਜੂਗਾ ਕਿਵੇਂ ਹੋ ਜੂਗਾ ਸੁਖ ਜਿਹੜੇ ਸਾਡੇ ਵਿਦਵਾਨ ਵੀ ਇਹ ਗੱਲ ਮੰਨਦੇ ਨੇ ਨਾ ਉਹਨਾਂ ਨੂੰ ਬੁੱਧੀ ਹੀਰ ਦੇ ਉਹ ਤਾਂ ਮੰਨਦੇ ਨੇ ਮਾਇਆ ਦੇ ਵਿੱਚ ਸੁੱਕੇ ਮੈਂ ਹੋ ਉਹਨਾਂ ਨੂੰ ਨਹੀਂ ਪਤਾ ਵੀ ਨਾੜੀ ਔਰ ਨਾੜੀ 'ਚ ਕੀ ਫਰਕ ਹੈ ਇਹ ਕਾਸ਼ੀ ਦੇ ਵਿਦਵਾਨਾਂ ਨੇ ਪੰਡਤ ਨੇ ਜਾਂ ਬਾਟ ਪਾੜੀ ਹੈ ਰਸਤਾ ਪਾੜਿਆ ਉਦੋਂ ਨਾੜੀ ਕਰ ਲਿਆ ਜੋਗੀਆਂ ਨੇ ਇਹ ਨਾ ਨਾੜੀ ਲਫ਼ਜ਼ ਕਰ ਲਿਆ ਹਰ ਕੇ ਸੰਤ ਰਾਖੀਏ ਬਨਾਰਸ ਕੇ ਠੱਗ ਅਸਲ 'ਚ ਬਨਾਰਸ ਜਿਹੜਾ ਹੈਗਾ ਇਹ ਸ਼ਿਵਜੀ ਦਾ ਉਹ ਹੈ ਸਮਾਧੀ ਵਾਲਿਆਂ ਦਾ ਹੈੱਡਕੁਆਰਟਰ ਹੈ ਰਾਮਚੰਦਰ ਦਾ ਨਹੀਂ ਹੈ ਪੜਤਾ ਹੁਣ ਪੁਜਾਰੀ ਨੇ ਉੱਥੇ ਪੜਤਾ ਨਾ ਨਹੀਂ ਉੱਥੇ ਕੋਈ ਮਤਲਬ ਰਾਮਚੰਦਰ ਨੂੰ ਤਾਂ ਉੱਥੇ ਪੜਨ ਨਹੀਂ ਦਿੰਦੇ ਜਦੋਂ ਰਮਾਇਣ ਲੈ ਕੇ ਗਿਆ ਪੜ ਕੇ ਤੁਲਸੀਦਾਸ ਕਹਿੰਦੇ ਨੇ ਉਹਨਾਂ ਨੇ ਕਿਹਾ ਵੀ ਇਹਨੂੰ ਭਜਾਓ ਇੱਥੋਂ ਤੂੰ ਰਾਮਚੰਦਰ ਦੀ ਇੱਥੇ ਵਡਿਆਈ ਕਿਵੇਂ ਕਰਦਾ ਸ਼ਿਵਜੀ ਦੀ ਵਡਿਆਈ ਹੋ ਸਕਦੀ ਹੈ ਇੱਥੇ ਰਾਮਚੰਦਰ ਦੀ ਅਸੀਂ ਨਹੀਂ ਹੋਣ ਦਿੰਦੇ ਇਹਨਾਂ ਦਾ ਤਾਂ ਬਹੁਤ ਆਪ ਸੁੱਚੀ ਰਾਜੇ ਨੂੰ ਸ਼ਿਵਜੀ ਬੜਾ ਕਿਵੇਂ ਸਮਝ ਲੂਗਾ ਉਹ ਆਪ ਬੜਾ ਬਣਦਾ ਜਿਹੜਾ ਆਪ ਬੜਾ ਦੋਹਾਂ ਦਾ ਹੰਕਾਰ ਟਕਰਾਉਂਦਾ ਸ਼ਿਵ ਕਹਿੰਦਾ ਮੈਂ ਬੜਾ ਰਾਜਾ ਕਹਿੰਦਾ ਮੈਂ ਬੜਾ ਪ੍ਰੈਕਟੀਕਲੀ ਲੋਕ ਸਾਧੂ ਬੜਾ ਬੰਦੇ ਦੋ ਕਿਸਮ ਦੇ ਲੋਕ ਨੇ ਜਿਹੜੇ ਅੰਤਰਾਤਮਾ ਨਾਲ ਜੁੜੇ ਹੋਏ ਨੇ ਉਹ ਸਾਧ ਸੰਤ ਨੂੰ ਬੜਾ ਮੰਨਦੇ ਨੇ ਚਾਹੇ ਸਾਧ ਸੰਤ ਠੱਗੇ ਹੋਵੇ ਜਿਹੜੀ ਉਹਦੇ ਕੋਲ ਲੈਣਾ ਨਹੀਂ ਹੁੰਦਾ ਭਲੇਖਾ ਲੋਕਾਂ ਨੂੰ ਸ਼ਕਤੀ ਜੇ ਕੋਈ ਧਾਰਮਿਕ ਸ਼ਕਤੀ ਹੈ ਸਾਧ ਸੰਤ 'ਚ ਜ਼ਿਆਦਾ ਲੱਗਦੀ ਹੈ ਰਾਜੇ ਕੋਲ ਦਾ ਪੈਸਾ ਰਾਜੇ ਕੋਲ ਦੇ ਆਲੇ ਇਕੱਠੇ ਹੁੰਦੇ ਨੇ ਚਾਪਲੂਸ ਜਿਨ੍ਹਾਂ ਨੇ ਦੁਨਿਆਵੀ ਉਹ ਲੈਣੇ ਨੇ ਸਾਧ ਕੋਲੋਂ ਚਾਹੇ ਦੁਨਿਆਵੀ ਵੀ ਕੁਝ ਲੈਣਾ ਹੋਵੇ ਪਰ ਉਹ ਹੋਰ ਤਰ੍ਹਾਂ ਦੀ ਹੈ ਉਹਨੂੰ ਕੋਲੋਂ ਦੇ ਚੜਾਵਾ ਜਾਣਦੇ ਨੇ ਉਹ ਇਹ ਸਮਝਦੇ ਨੇ ਵੀ ਪਰਮਾਤਮਾ ਨਾਲ ਹੀ ਸਿੱਧੀ ਪਰਮੇਸ਼ਰ ਨਾਲ ਗੱਲਬਾਤ ਹੈ ਉੱਥੋਂ ਸਾਨੂੰ ਲਿਆ ਜਾਂ ਪਰਮੇਸ਼ਰ ਇਹਨੂੰ ਦਿੱਤੇ ਤੇ ਸਾਨੂੰ ਦੇ ਦੂ ਉਹ ਤੇ ਹੋਰ ਕਿਸਮ ਦੀ ਸ਼ਰਧਾ ਰਾਜੇ ਦਾ ਕੋਈ ਕੰਮ ਕਰਕੇ ਕੋਈ ਬਹਾਦਰੀ ਦਾ ਜਾਂ ਕੋਈ ਖੁਸ਼ ਕਰਕੇ ਉਹਨੂੰ ਉਹ ਤੋਂ ਕੁਝ ਲੈਣਾ ਹੁੰਦਾ ਸਿੱਧਾ ਰਾਜੇ ਨੂੰ ਚੜਾਵਾ ਚੜ ਕੇ ਨਹੀਂ ਕੁਝ ਲੈਣਾ ਹੁੰਦਾ ਰਾਜੇ ਦਾ ਤਾਂ ਟੈਕਸ ਦਿੰਦੇ ਦੁੱਖ ਬੰਦੇ ਨੇ ਧਰਮ ਦਾ ਕੰਮ ਕਰਕੇ ਕੋਲੋਂ ਖਰਚ ਕਰਕੇ ਸੁਖ ਬੰਦਾ ਇਸ ਕਰਕੇ ਜਿਹੜਾ ਵਿਸ਼ਨੂ ਹੈ ਜਿਹੜੇ ਦੇਵਤੇ ਨੇ ਵਿਸ਼ਨੂ ਦੇ ਨੇ ਦੇਵਤਿਆਂ ਦੇ ਕਰਮ ਵੀ ਠੀਕ ਨਹੀਂ ਲਿਖੇ ਹੋਏ ਜਦ ਰਾਖਸ਼ਾਂ ਦੀ ਗੱਲ ਪੈਦਾ ਹੋਣ ਦੀ ਕੀਤੀ ਹੈ ਤਾਂ ਦੇਵਤਿਆਂ ਨੇ ਹੰਕਾਰ ਦੀ ਗੱਲ ਕੀਤੀ ਉੱਥੇ ਬਸ ਪਾਇਆ ਸਿੱਧਾ ਨੇ ਹੰਕਾਰ ਦੀ ਗੱਲ ਕੀਤੀ ਵੀ ਸਿੱਧਾ ਦਾ ਹੰਕਾਰ ਤੋੜਨ ਵਾਸਤੇ ਰਾਖਸ਼ ਪੈਦਾ ਕੀਤੇ ਸ਼ਿਵਜੀ ਦਾ ਹੰਕਾਰ ਤੋੜਨ ਵਾਸਤੇ ਰਾਖਸ਼ ਦੀ ਪੈਦਾ ਹੁੰਦੇ ਸ਼ਿਵਜੀ ਦਾ ਹੰਕਾਰ ਤੋੜਨ ਵਾਸਤੇ ਭਗਤ ਪੈਦਾ ਹੁੰਦੇ ਨੇ ਸ਼ਿਵ ਜੀ ਦਾ ਹੰਕਾਰ ਤਾਂ ਨਾਨਕ ਤੋੜ ਸਕਦਾ ਹੈ ਸ਼ਿਵ ਜੀ ਦਾ ਹੰਕਾਰ ਤਾਂ ਕਬੀਰ ਤੋੜ ਸਕਦਾ ਹੈ ਸ਼ਿਵ ਜੀ ਦਾ ਹੰਕਾਰ ਤੋੜਨ ਵਾਸਤੇ ਰਾਖਸ਼ ਦੀ ਲੋੜ ਨਹੀਂ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਹੰਕਾਰ ਤੋੜਨਾ ਨਹੀਂ ਹੁੰਦਾ ਹੰਕਾਰ ਛਡਾਉਣ ਵਾਸਤੇ ਕਹੋ ਤੋੜਨਾ ਹੋਰ ਗੱਲ ਹੈ ਛਡਾਉਣਾ ਹੋਰ ਗੱਲ ਹੈ ਇਹਨਾਂ ਦਾ ਹੰਕਾਰ ਛਡਾਉਣ ਵਾਸਤੇ ਹੰਕਾਰ ਇਹ ਸਮਝਾਉਣ ਵਾਸਤੇ ਅਗਿਆਨਤਾ ਵੀ ਤੁਹਾਨੂੰ ਹੈ ਇੱਥੇ ਭਗਤ ਦੀ ਲੋੜ ਇਸ ਕਰਕੇ ਨਾਨਕ ਨੇ ਆ ਭਗਤਾਂ ਨੇ ਜ਼ਿਆਦਾ ਗੱਲਬਾਤ ਸਿੱਧਾ ਨਾਲ ਕੀਤੀ ਹੈ ਰਾਖਸ਼ ਦੀ ਇਹ ਭਾਸ਼ਾ ਸਮਝਦੇ ਹੁੰਦੇ ਰਾਜਾ ਇਹ ਭਾਸ਼ਾ ਨਹੀਂ ਸਮਝਦਾ ਰਾਜਾ ਤਲਵਾਰ ਦੀ ਭਾਸ਼ਾ ਸਮਝਦਾ ਰਾਜਾ ਨਾਲ ਗੁਰੂਆਂ ਨੇ ਭਗਤਾਂ ਨੇ ਤਾਂ ਕੁਝ ਕੀਤਾ ਨਹੀਂ ਭਗਤਾਂ ਨੇ ਤਾਂ ਰਾਜਾਂ ਦਾ ਚੱਲਿਆ ਹਾਥੀ ਮੂਰੇ ਸੜਤਾ ਕਬੀਰ ਨੂੰ ਚੱਲਿਆ ਪੰਜਵੇਂ ਪਾਸ਼ਾ ਤਵੀ ਦੇ ਉੱਤੇ ਬਹਿ ਕੇ ਚੱਲ ਲਿਆ ਇਹ ਆਪਰ ਤਲਵਾਰ ਚੱਕ ਲਈ ਇਹ ਫਿਰ ਬਰਾਬਰੀ ਮੁਕਾਬਲਾ ਕੀਤਾ ਰਾਜੇ ਤਲਵਾਰ ਦੀ ਭਾਸ਼ਾ ਸਮਝਦੇ ਤਲਵਾਰ ਉਹਨਾਂ ਕੋਲ ਹੁੰਦੀ ਭਗਤਾਂ ਕੋਲ ਉਹ ਸ਼ਿਵਜੀ ਦੇ ਵੀ ਉਹ ਸ਼ਿਵਜੀ ਆਪਣੇ ਆਪ ਨੂੰ ਭਗਤ ਮੰਨਦਾ ਨਾ ਭਗਤੀ ਲੈ ਲੋ ਭਗਤੀ ਕਰਦਾ ਉਹ ਰਾਜਾ ਪਾਵਰ ਦਾ ਪ੍ਰਤੀਕ ਹੈ ਸ਼ਕਤੀ ਦਾ ਪ੍ਰਤੀਕ ਹੈ ਸੰਸਾਰ ਦੀ ਉਹ ਦੇਖੋ ਧਨਵਾਲ ਹੈ ਬਾਹੂਬਲ ਹੈ ਉਹ ਧਨਵਾਲ ਔਰ ਬਾਹੂਬਲ ਦੀ ਤਾਕਤ ਨੂੰ ਸਮਝਦਾ ਰਾਜਾ ਉਹ ਇਸ ਭਾਸ਼ਾ ਨੂੰ ਸਮਝਦਾ ਇਸ ਕਰਕੇ ਰਾਜਾ ਨਾਲ ਲੜਨ ਵਾਸਤੇ ਤਲਵਾਰ ਚੱਕਣੀ ਪਈ ਸਾਨੂੰ ਜਾਂ ਰਾਜ ਪ੍ਰਬੰਧ ਰੋਕਦਾ ਨਾ ਧਰਮ ਨੂੰ ਫਿਰ ਬਿਨਾ ਤਲਵਾਰ ਦੀ ਭਾਸ਼ਾ ਤੇ ਨਹੀਂ ਗੱਲ ਹੋ ਸਾਦਾ ਨਾਲ ਨਹੀਂ ਲੋੜ ਹੈ ਨਾਨਕ ਨੇ ਜਿਹੜਾ ਰਾਜ ਚਲਾਇਆ ਉਹ ਰਾਜ ਧਾਰਮਿਕ ਲੋਕਾਂ ਨਾਲ ਚਰਚਾ ਹੈ ਗਿਆਨ ਖੜਗ ਦੀ ਜਿਹੜੀ ਹੈ ਨਾ ਗਿਆਨ ਖੜਗ ਇਹ ਧਾਰਮਿਕ ਲੋਕਾਂ ਨਾਲ ਇਹ ਵਰਤੀ ਦੀ ਹੁੰਦੀ ਹੈ ਪੀਰੀ ਦੀ ਤਲਵਾਰ ਪੀਰਾਂ ਨਾਲ ਵਰਤੀ ਦੀ ਹੈ ਪੀਰਾਂ ਫਕੀਰਾਂ ਨਾਲ ਜਿਹੜੀ ਲੜਾਈ ਹੈ ਨਾ ਚਰਚਾ ਹੈ ਉਹ ਪੀਰੀ ਦੀ ਤਲਵਾਰ ਨਾਲ ਹੁੰਦੀ ਹੈ ਵਿਵੇਕ ਬੁੱਧੀ ਨਾਲ ਹੁੰਦੀ ਹੈ ਉਹ ਗਿਆਨ ਚਰਚਾ ਹੁੰਦੀ ਹੈ ਉਥੇ ਤਾਂ ਇਹ ਲੜਾਈ ਹੈ ਉਥੇ ਦੂਈ ਲੜਾਈ ਤਾਂ ਹੁੰਦੀ ਨਹੀਂ ਰਾਜਾ ਨਾਲ ਜਿਹੜੀ ਲੜਾਈ ਹੁੰਦੀ ਹੈ ਉਹ ਗਿਆਨ ਦੀ ਭਾਸ਼ਾ ਨੂੰ ਸਮਝਦੇ ਉਹ ਇਸੇ ਭਾਸ਼ਾ ਜਿਹੜੀ ਉਹਨਾਂ ਕੋਲ ਤਲਵਾਰ ਹੈ ਉਹ ਉਸੇ ਤਲਵਾਰ ਦੀ ਭਾਸ਼ਾ ਸਮਝਦੇ ਨੇ ਚਮਕੌਰ ਸਾਹਿਬ ਉਹਨਾਂ ਨੂੰ ਕੀ ਕਰਦੇ ਕੀ ਕਰਦੇ ਅਨੰਦਪੁਰ ਸਾਹਿਬ ਕੀ ਕਰਦੇ ਇਹ ਕਰਦੇ ਨਾ ਉਹੀ ਭਾਸ਼ਾ ਨਾਲ ਫਿਰ ਉਹੀ ਤਲਵਾਰ ਲੈ ਕੇ ਭਿੜ ਗਏ ਉਹਨਾਂ ਨਾਲ ਸਿਰਫ ਇਹ ਦਿਖਾਉਣ ਵਾਸਤੇ ਭਗਤਾਂ ਨੂੰ ਵਰਦੇ ਸਮਝਦੇ ਹੁੰਦੇ ਨੇ ਡਰਪੋਕ ਸਮਝਦੇ ਨੇ ਦੁਨੀਆ ਤੋਂ ਹਾਰ ਖਾ ਕੇ ਭੱਜੇ ਹੋਏ ਸਮਝਦੇ ਨੇ ਅਸੀਂ ਹਾਰ ਖਾ ਕੇ ਭੱਜੇ ਹੋਏ ਨਹੀਂ ਹੈਗੇ ਇਹ ਸਾਬਤ ਕਰਨ ਵਾਸਤੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਵਿੱਚ ਸੋ ਕਹੀਤ ਹੈ ਸੂਰਾ ਇਹ ਗੱਲ ਸਾਬਤ ਕਰਨ ਵਾਸਤੇ ਪ੍ਰੈਕਟੀਕਲੀ ਇਹ ਸਭ ਕੁਝ ਕਰਨਾ ਪਿਆ ਹੁਣ ਅਸੀਂ ਪੇਸ਼ਾਵਰ ਇਹ ਹੋ ਗਏ ਪੇਸ਼ਾ ਇਹ ਬਣਾ ਲਿਆ ਗਿਆਨ ਘੜ ਮੇਨ ਗੱਲ ਸਾਡੀ ਗਿਆਨ ਖੰਡ ਹੈ ਇਹ ਤਾਂ ਤਾਂ ਹੈ ਜੇ ਸਾਨੂੰ ਲੋੜ ਪੈ ਜਾਏ ਸਰੀਰ ਤੇ ਬਿਨਾਂ ਦਸਮ ਪਾਸ਼ਾ ਨੇ ਲਿਖਿਆ ਵੀ ਹੈ ਵੀ ਜਦ ਸਾਰੇ ਹਿੱਲਿਆਂ ਤੇ ਗੱਲ ਟੱਪ ਜਵੇ ਕੋਈ ਗੱਲ ਸਰੇ ਹੀ ਨਾ ਫੇਰ ਤਲਵਾਰ ਚੱਕਣੀ ਹੈ ਤਲਵਾਰ ਤਾਂ ਮਜਬੂਰੀ 'ਚ ਚੱਕਣੀ ਹੈ ਹੁਣ ਸਾਡੇ ਕੋਲ ਪਹਿਲਾਂ ਹੀ ਤਲਵਾਰ ਹੋਰ ਕੁਝ ਹੈ ਹੀ ਨਹੀਂ ਇਹਦਾ ਮਤਲਬ ਗਿਆਨ ਦੇ ਪੱਖੋਂ ਗੁਰਮਤ ਦੇ ਪੱਖੋਂ ਦਿਵਾਲੀਏ ਹੋ ਚੁੱਕੇ ਅਸੀਂ ਇਹ ਗੱਲ ਸਾਬਤ ਕਰਦੀ ਹੈ ਵੀ ਗੁਰਮਤ ਦੇ ਪੱਖੋਂ ਦਿਵਾਲੀਆ ਬਣ ਸਾਡੇ ਚ ਪਹਿਲਾਂ ਹੱਥ ਤਲਵਾਰ ਤੇ ਜਾਂਦਾ ਗਿਆਨ ਚਰਚਾ ਵਾਲੀ ਗੱਲ ਖਤਮ ਹੋ ਗਈ ਗਿਆਨ ਚਰਚਾ ਵਾਲੀ ਗੱਲ ਖਤਮ ਹੋ ਗਈ ਦੂਜਿਆਂ ਨੂੰ ਪਤਾ ਸੀ ਉਹ ਕਹਿੰਦੇ ਨੇ ਗਿਆਨ ਚਰਚਾ ਦੇ ਟੇਬਲ ਤੇ ਹੋ ਜਾਂਦੇ ਨਹੀਂ ਕਾਲਾ ਨਾ ਕਿਉਂ ਕਹਿੰਦਾ ਸੀ ਟੇਬਲ ਤੇ ਆਓ ਉਹਨਾਂ ਨੂੰ ਪਤਾ ਦੀ ਇਹ ਵੀ ਝੂਠੇ ਮੈਂ ਵੀ ਝੂਠਾ ਰਿਜ਼ਲਟ ਕੁਛ ਨਹੀਂ ਨਿਕਲਣਾ ਦੋ ਬਲਵਾਨ ਘੁਲਣ ਲੱਗੇ ਇੱਕ ਵਾਰ ਉਹਦਾ ਲੱਗ ਗਿਆ ਇੱਕ ਵਾਰ ਉਹਦਾ ਲੱਗ ਗਿਆ ਦੋ ਬਰਾਬਰ ਹੋ ਗਏ ਟੀਮ ਇੱਕ ਮੈਚ ਉਹ ਹਾਰ ਗਏ ਕੋ ਹਾਰ ਗਏ ਤਾਂ ਉਹਨਾਂ ਨੂੰ ਪਤਾ ਸੀ ਵੀ ਕਾਲਾ ਅਫਗਾਨਾਂ ਦੇ ਜੋ ਕੁਝ ਆਇਆ ਸਾਡੇ ਪੱਲੇ ਕੁਝ ਨਹੀਂ ਰਹਿਣਾ ਸਾਨੂੰ ਵਰਡ ਜਿਹੜਾ ਮੰਨਦੀ ਹੈ ਅਕਾਲ ਤਖਤ ਦੇ ਜਥੇਦਾਰ ਦੀ ਕੁਰਸੀ ਨੂੰ ਅਸੀਂ ਕਾਲੇ ਅਫਗਾਨਾਂ ਦੇ ਬਰਾਬਰ ਹੋ ਗਏ ਫਿਰ ਉਹ ਤਾਂ ਡਰਦੇ ਨਹੀਂ ਸੀ ਉਹਦੇ ਬਾਜ਼ਾਰ 'ਚ ਹੁਣ ਵੀ ਆਉਂਦੇ ਉਹ ਡਰਦੇ ਤਾਂ ਹੀ ਆਲਾ ਪਰੇ ਕਿਹਾ ਸੀ ਵੀ ਦਸ ਮੁਰਤ ਬਾਰੇ ਲਿਆਓ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਨੇ ਗੱਲ ਨੂੰ ਜਿੱਤ ਲਿਆ ਸਾਡਾ ਕੀ ਬਣੂ ਫਿਕਰ ਆਪਣਾ ਆਪਣਾ ਹੈ ਫਿਕਰ ਉਹ ਕਬਜ਼ੇ ਦਾ ਜਿਹੜਾ ਉੱਥੇ ਫਿਰ ਹੋਮੇ ਦਾ ਫਿਕਰ ਹੈ ਵੀ ਸਾਡਾ ਜਿਹੜਾ ਹੈਗਾ ਉਹ ਜਿਹੜਾ ਭੱਲ ਬਣੀ ਹੋਈ ਹੈ ਨਾ ਭੱਲ ਇਹ ਹੋ ਜੂ ਸਾਬਤ ਹੋ ਜੂ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਕਿਤੇ ਸਾਡੇ ਖਿਲਾਫ ਕੋਈ ਬਵਾਲ ਨਾ ਖੜਾ ਹੋ ਜਵੇ ਔਰ ਗੁਰਮਤ ਸਿੰਘ ਨਾਲ ਨੂੰ ਨੂੰ ਕੀ ਮਤਲਬ ਹੈ ਹਾਂ ਠਾਕੁਰ ਇੱਕ ਸਬਾਈ ਨਾਲ ਠਾਕੁਰ ਕੋਈ ਹੈ ਗਿਆਨ ਕੋਈ ਹੈ ਬਵੇਕ ਕੋਈ ਹੈ ਉਹੀ ਬਵੇਕ ਕਬੀਰ ਦੇ ਵਿੱਚ ਮਨ ਨੂੰ ਰੋਕਣ ਵਾਲਾ ਜਿਹੜੇ ਗਿਆਨ ਨੇ ਗਿਆਨ ਦਾ ਬੱਦਾ ਮਨ ਹੁਣ ਰੋਕਣਾ ਕੋ ਕੀ ਹੈ ਮਨ ਰੋਕੂ ਕੋਣ ਗਿਆਨ ਅਸਲ ਗਿਆਨ ਹੈ ਠਾਕੁਰ ਨਾਨਕ ਕੋਲ ਗਿਆਨ ਹੈ ਨਾਨਕ ਚੇਤਨ ਹੈ ਪਰ ਉਹਦੇ ਕੋਲ ਗਿਆਨ ਹੈ ਜਿਹਨੇ ਜਿੱਤਿਆ ਗਿਆਨ ਹਥਿਆਰ ਹੈ ਗਿਆਨ ਹਥਿਆਰ ਹੈ ਤਾਂ ਹੀ ਨੌ ਨੇ ਗਿਆਨ ਦੇ ਕਬੀਰ ਸਤਗੁਰ ਸੂਰਮੇ ਬਾਣ ਜੋ ਵਾਹਿਆ ਹੈ ਬਾਣ ਦਾ ਸੀ ਗਿਆਨ ਦਾ ਗਿਆਨ ਦੀ ਤੇ ਨੌ ਨੇ ਹਥਿਆਰ ਦੇ ਨਾਲ ਗਿਆਨ ਦੇ ਨੇ ਸਾਰੇ ਹਥਿਆਰਾਂ ਦੇ ਨਾਲ ਜਿਹੜੇ ਨੇ ਉਧਰ ਗਿਆਨ ਇਧਰ ਜਿਹੜਾ ਕੋ ਗਿਆਨ ਹੈ ਦੂਸਰਾ ਗਿਆਨ ਬੁੱਧ ਕੋ ਕਬੁੱਧ ਕੋ ਜਿਹੜਾ ਗਿਆਨ ਉਹ ਕਬੁੱਧ ਦੀ ਕਮਾਨ ਕਬੁੱਧ ਕਮਾਨ ਚੜਾਈ ਉਹ ਤੇ ਕੀ ਜਦ ਤ੍ਰਿਸ਼ਨਾ ਤੀਰ ਚਲੇ ਰਹਿਓ ਘਟ ਭੀਤਰ ਪਿਉ ਘੜ ਲਿਓ ਰਜਾਈ ਕਬੁੱਧ ਦੇ ਲੋਕਾਂ ਦੇ ਸੰਸਾਰ ਕੋਲ ਕਬੁੱਧ ਜਿਹੜੇ ਸੰਸਾਰੀ ਉਹਦੇ ਤ੍ਰਿਸ਼ਨਾ ਦੇ ਤੀਰ ਚੱਲਦੇ ਉਧਰ ਕੀ ਹੈ ਉਧਰ ਸੁਬੁੱਧ ਹੈ ਉਧਰ ਬਵੇਕ ਦੇ ਗਿਆਨ ਦੇ ਤੀਰ ਚੱਲਦੇ ਦੋਹਾਂ ਦੀ ਲੜਾਈ ਹੈ ਬਾਹਰ ਕੋਲ ਕਬੁੱਧ ਹੈ ਕ੍ਰਿਸ਼ਨਾ ਦੇ ਤੀਰ ਚਲਾਉਂਦਾ ਪਰਮੇਸ਼ਰ ਕੋ ਹੈ ਉਹ ਆਪਣੇ ਹੁਕਮ ਦੇ ਤੀਰ ਚਲਾਉਂਦਾ ਇਹ ਆਪਣੇ ਹੁਕਮ ਦੇ ਤੀਰ ਚਲਾਉਂਦਾ ਉਹ ਆਪਣੇ ਹੁਕਮ ਦੇ ਤੀਰ ਚਲਾਉਂਦਾ ਜਿਹਦਾ ਤੀਰ ਸ਼ਕਤੀਸ਼ਾਲੀ ਉਹ ਕੰਮ ਕਰ ਜਾਂਦਾ ਸ਼ਕਤੀ ਤਾਂ ਫਿਰ ਉਹਦੇ ਕੋਲ ਹੈ ਸਮਰੱਥ ਤਾਂ ਹੋਏ ਤਾਂ ਸਮਰੱਥ ਹੈ ਨਹੀਂ ਫਿਰ ਮੂਰਖ ਹੈ ਜਿਹੜਾ ਲੜਦਾ ਉਹਦੇ ਨਾਲ ਸ਼ਕਤੀਸ਼ਾਲੀ ਨਾਲੇ ਬੰਦਾ ਸਭ ਸ਼ਕਤੀਮਾਨ ਹੋਰੂ ਫਿਰ ਸਰਵ ਸ਼ਕਤੀਮਾਨ ਨਾਲ ਤੂੰ ਕਿਉਂ ਲੜਦਾ ਹੈ ਸਾਡੀ ਲੜਾਈ ਸਰਵ ਸ਼ਕਤੀਮਾਨ ਨਾਲ ਹੈ ਉਹ ਲੜਾਈ ਕੀ ਹੈ ਜਿਹੜੀ ਅਸੀਂ ਕਹਿੰਦੇ ਆ ਆ ਕਰਕੇ ਹੀ ਛੱਡੂਗਾ ਆ ਹੋਣਾ ਹੀ ਚਾਹੀਦਾ ਕਿਉਂ ਨਹੀਂ ਹੋਇਆ ਇਹ ਲੜਾਈ ਹੈ ਇਹਨੂੰ ਕਹਿੰਦੇ ਠਹਿਕ ਬੋਈ ਅਫਗਾਨੀ ਪਛਤਾਇਆ ਹਾਂ ਅਫਗਾਨੀ ਕਰਕੇ ਠਹਿਕਦੀ ਹੈ ਫਿਰ ਪਛਤਾਉਂਦੀ ਹੈ ਬਾਅਦ ਇਹ ਮੈਨੂੰ ਇਹ ਜੋ ਮਿਲਿਆ ਕੀ ਠਹਿ ਕੇ ਇਹਦਾ ਦੇ ਰਹੇ ਨਾਸ ਕਰਦਾ ਆਪਣੀ ਬੁੱਧ ਜਿਹੜੀ ਹੈਗੀ ਇਹ ਨਾਸ ਕਰਦੀ ਹੈ ਉਹੀ ਆ ਪੈਰ ਕੋਹੜਾ ਮਾਰਿਆ ਗਾਂਗਲ ਆਪਣੇ ਹੱਥ ਉਥੇ ਕੋਹੜਾ ਕਹਿਤਾ ਉਥੇ ਕੋਹੜਾ ਕਹਿਤਾ ਗੱਲ ਕੋਈ ਹੈ ਹਥਿਆਰੇ ਕੋਹੜਾ ਵੀ ਆਹੀ ਪੈਰ ਕੋਹੜਾ ਮਾਰਿਆ ਗਾਂਗਲ ਆਪਣੇ ਹੱਥ ਆਪਣੀ ਅਕਲ ਆਪਣੇ ਨਾਸ ਦਾ ਕਾਰਨ ਬਣ ਇਹ ਲਿਟਲ ਨੌਲੇਜ ਸੀ ਨਾ ਜਿਹੜੀ ਇਹ ਬੜੀ ਖਤਰਨਾਕ ਬਣ ਗਈ ਇਹਦੇ ਵਾਸਤੇ ਤਾਂ ਡੇਂਜਰਸ ਕਹਿੰਦੇ ਨੇ ਇਹਨੂੰ ਇਹ ਪੁੱਠਾ ਕੰਮ ਕਰਾ ਸਕਦੀ ਹੈ ਸਿੱਧਾ ਕੰਮ ਤੇ ਵਸਦਾ ਹੀ ਨਹੀਂ ਹੈ ਸਿੱਧਾ ਜੇ ਨਾ ਕਰਨੇ ਕੋਈ ਕੰਮ ਤਾਂ ਭਾਣੇ 'ਚ ਚੱਲੇ ਬਸ ਫਿਰ ਸਿੱਧਾ ਹੀ ਹੈ ਨਾ ਤਾਂ ਇਹਦਾ ਜ਼ੋਰ ਲੱਗੇ ਨਾ ਕੋਈ ਇਹਦਾ ਖਰਚ ਹੋਵੇ ਸਬਾਈ ਨਾਲ ਠਾਕੁਰ ਏਕ ਸਵਾਈ ਨਾਲ ਬਾਕੀ ਦਾ ਜਿਵੇਂ ਇੰਜਣ ਦਾ ਇੱਕੋ ਹੀ ਹੈ ਬਾਕੀ ਕਿਨੇ ਡੱਬੇ ਨੇ ਵੇ ਚੱਲਣ ਵਾਲੇ ਅਸੀਂ ਤਾਂ ਪਿਛੇ ਚੱਲਣ ਵਾਲੇ ਆ ਜੇ ਨਾ ਚੱਲਾਂਗੇ ਤਾਂ ਚੱਕ ਕੇ ਪਟੜੀ ਤੋਂ ਪਰੇ ਮਾਰੂ ਜੇ ਇੱਕ ਡੱਬਾ ਪੂਰੇ ਆ ਜੇ ਭਲਾ ਉਹ ਜਾ ਕੇ ਪਰੇ ਮਾਰੂਗਾ ਇਹ ਬਾਕੀ ਦਾ ਬੋਗੀਆਂ ਨੇ ਸਾਰੀਆਂ ਪਿਛੇ ਚੱਲਣ ਵਾਲੀਆਂ ਉਹਦਾ ਹੁਕਮ ਉਹਦਾ ਹੀ ਚੱਲਦਾ ਹੈ ਠਾਕੁਰ ਇੱਕੋ ਹੀ ਹੈ ਬਾਕੀ ਸਾਰੇ ਉਹਦੇ ਅਧੀਨ ਦੇ ਅਧੀਨ ਨੂੰ ਨਾਰ ਕਹਿੰਦੇ ਨੇ ਜਿਹੜਾ ਅਧੀਨ ਚੱਲਣ ਵਾਲਾ ਉਹਦਾ ਨਾਮ ਨਾਰ ਹੈ ਜਿਹੜੇ ਲੋਕ ਕਹਿੰਦੇ ਨੇ ਸਰਦਾਰੀ ਆਦਮੀ ਦੀ ਕਿਉਂ ਹੈ ਲਫ਼ਜ਼ੇ ਦਿੱਤਾ ਹੋਇਆ ਨਾਰ ਔਰਤ ਨੂੰ ਉਸ ਆਦਮੀ ਨੂੰ ਲਫ਼ਜ਼ੇ ਪੁਰਖ ਦਿੱਤਾ ਹੋਇਆ ਕਿਹਦਾ ਦਿੱਤਾ ਅਸੀਂ ਦਿੱਤਾ ਅਸੀਂ ਦਿੱਤਾ ਉਹ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਮੰਨੇ ਹੋਏ ਨੇ ਇਹਦਾ ਬਣਾ ਦਰਗਾਹ ਚ ਬੜਿਆ ਹੋਇਆ ਨਾ ਇਹ ਆਦਮੀ ਨੂੰ ਨਹੀਂ ਦਿੱਤਾ ਹੈ ਜੇ ਆਦਮੀ ਨੂੰ ਪੁਰਖ ਲਫ਼ਜ਼ ਦਿੱਤਾ ਹੋਇਆ ਹੈ ਔਰ ਗੁਰਬਾਣੀ ਨੇ ਨੂੰ ਮੰਨਤਾ ਦਿੱਤੀ ਕਰਤਾ ਪੁਰਖ ਹੈ ਕਰਤਾ ਔਰਤ ਨਹੀਂ ਹੈ ਕਰਤਾ ਪੁਰਖ ਹੈ ਸਰ ਸੰਸਾਰ ਦਾ ਵੀ ਕਰਤਾ ਪੁਰਖ ਹੈ ਜਿੰਨੇ ਧਰਮ ਨੇ ਸਾਰੇ ਆਦਮੀ ਨੇ ਬਣਾਇਆ ਨਾ ਜਿਹੜੀਆਂ ਬਹੁਤ ਬੜੀਆਂ ਫੌਜਾਂ ਸਭ ਆਦਮੀ ਦੀਆਂ ਕੀਤੀਆਂ ਹੋਈਆਂ ਨੇ ਸੰਸਾਰ ਦਾ ਵੀ ਕਰਤਾ ਭਰਤਾ ਪੁਰਖੇ ਹੈ ਜਿਹੜੀ ਅਧੀਨ ਚੱਲਣ ਵਾਲਾ ਹੈ ਗਾਈਡਲਾਈਨ ਲੈ ਕੇ ਚੱਲਣ ਵਾਲਾ ਹੈ ਉਹ ਨਾਲ ਹੁੰਦੀ ਹੈ ਅਧੀਨ ਚੱਲਣ ਅਧੀਨ ਚੇਰੀ ਇਸਤਰੀ ਰੂਪ ਚੇਰੀ ਕੀ ਨਿਆਈ ਸੋਵਤ ਨਹੀਂ ਬਿਰ ਪਰ ਧਾਰੇ ਕਿਉਂ ਕਿਹਾ ਹੈ ਇਹ ਪੰਕਤੀ ਇਹ ਬਿਲ ਇਹ ਪੰਕਤੀ ਦੇਖੀ ਨਹੀਂ ਕਿਸੇ ਨੇ ਦੇਖੀ ਹੋਈ ਹੈ ਸਭ ਪਤਾ ਹੈ ਹੁਣ ਕਹਿ ਬੈਠੇ ਜੋ ਕੁਝ ਕਹਿ ਬੈਠੇ ਸੋਖੇ ਮੁੰਦਾ ਕੀ ਪ੍ਰਚਾਰਤਾ ਜ਼ਿਆਦਾ ਸੋਖੇ ਮੁੰਦਾ ਆਖਿਆ ਜਿੱਥੇ ਮੈਂ ਰਾਜਾ ਇਹਦਾ ਕੀ ਮਤਲਬ ਬਰਾਬਰ ਹੈ ਇਹਦਾ ਅਰਥ ਕਿੱਥੇ ਬਰਾਬਰ ਹੈ ਜਾਣਦੇ ਨੇ ਸਾਰੇ ਜਦ ਸਾਰੇ ਮੈਂ ਉਹ ਵਿਦਵਾਨ ਘਰ ਗਏ ਉੱਥੇ ਅੰਮ੍ਰਿਤਸਰ ਜਿਹੜੇ ਯੂਨੀਵਰਸਿਟੀ ਵਾਲੇ ਨੇ ਪੰਜ ਚਾਰ ਬੈਠੇ ਸੀ ਕਹਿੰਦਾ ਹੁਣ ਇਹ ਪ੍ਰਚਾਰ ਨਾ ਕਰੋ ਮੈਂ ਕਿਹਾ ਕਿਉਂ ਕਹਿੰਦਾ ਲੋਕਾਂ ਨੇ ਸਿੱਖੀ ਨਹੀਂ ਮੰਨਣੀ ਬਸ ਸਿੱਖੀ ਤੋਂ ਦਫਾ ਹੋਣ ਲੋਕ ਨਹੀਂ ਮੰਨਦੇ ਲੋਕਾਂ ਖਾਤਰ ਸੀ ਸਿੱਖੀ ਬੁਲਾ ਲਈ ਨਾ ਮੰਨ ਅਸੀਂ ਇਹਨਾਂ ਲੋਕਾਂ ਤੇ ਲੈਣਾ ਕੀ ਹੈ ਜਿਹੜੇ ਸਿੱਖੀ ਨੂੰ ਮੰਨ ਕੇ ਰਾਜੀ ਨਹੀਂ ਉਹਨਾਂ ਸਿੱਖਾਂ ਦੀ ਸਾਨੂੰ ਲੋੜ ਨਹੀਂ ਹੈ ਜਿਹੜੇ ਸਾਨੂੰ ਕਹਿੰਦੇ ਨੇ ਗੁਰਬਾਣੀ ਬਦਲ ਲੋ ਤਾਂ ਮੰਨਾਂਗੇ ਵਾਹ ਬਈ ਚੰਗੀ ਗੱਲ ਹੈ ਉਹ ਗੁਰੂ ਘਰ ਦੇ ਵਿੱਚੋਂ ਉਹਨਾਂ ਨੇ ਮੁਸਲਮਾਨ ਦੀ ਜਗ੍ਹਾ ਬੇਈਮਾਨ ਇੱਕ ਲਫ਼ਜ਼ ਲਿਖਿਆ ਉਹ ਕਹਿੰਦੇ ਸਾਡੇ ਤੂੰ ਦਰਸ਼ਨ ਸਾਨੂੰ ਮੂਹਰਾ ਦਿਖਾਈ ਮੁੜ ਕੇ ਘਰ ਦਾ ਜੰਮਿਆ ਨਾਲ ਘਰ ਦਾ ਜੰਮਿਆ ਹੋਇਆ ਤੁਸੀਂ ਕਹਿੰਦੇ ਸਿੱਖੀ ਬਦਲ ਲਈਏ ਤੁਸੀਂ ਰਹੋ ਆਪਣੇ ਘਰ ਸਾਨੂੰ ਤੁਹਾਡੇ ਵਰਗੇ ਸਿੱਖਾਂ ਦੀ ਲੋੜ ਨਹੀਂ ਤੁਸੀਂ ਤਾਂ ਬੇਦਾਵਾ ਦੇ ਹੀ ਬੈਠੇ ਹੋ ਸਿੱਖੀ ਨੂੰ ਇਹ ਲੋਕਾਂ ਦਾ ਸਿੱਖੀ ਨੂੰ ਬੇਦਾਵਾ ਦਿੱਤਾ ਹੋਇਆ ਇਹ ਕਹਿੰਦੇ ਨੇ ਜੋ ਸਮਾਜ ਹੈ ਇਹਦੇ ਅਨੁਸਾਰ ਸਿੱਖੀ ਦਾ ਪ੍ਰਚਾਰ ਕਰੋ ਜਦ ਕਿ ਸਿੱਖੀ ਨੇ ਸਮਾਜ ਨੂੰ ਬਦਲ ਦਿੱਤਾ ਇਹ ਸਮਾਜ ਸਿੱਖੀ ਬਦਲ ਰਿਹਾ ਸਿੱਖੀ ਨੂੰ ਬਦਲ ਲਈਏ ਫਿਰ ਸਮਾਜ ਸਮਾਜ ਕਿਵੇਂ ਸੇਧ ਲੋਕ ਸਿੱਖੀ ਇੱਕ ਪਾਸੇ ਤੁਸੀਂ ਕਹਿੰਦੇ ਸਮਾਜਕ ਸੋ ਸਮਾਜ ਨੂੰ ਸੇਧ ਦੇਣ ਲਈ ਸੇਧ ਦੇਣ ਵਾਸਤੇ ਸਿੱਖੀ ਦੀ ਲੋੜ ਹੈ ਇੱਕ ਪਾਸੇ ਕਹਿੰਦੇ ਸਮਾਜ ਅਨੁਸਾਰ ਸਿੱਖੀ ਨੂੰ ਪ੍ਰਚਾਰੋ ਖੜੇ ਕਿੱਥੇ ਹੋ ਤੁਸੀਂ ਬੁੱਧੀਹੀਨ ਨਹੀਂ ਤੁਸੀਂ ਹੋਰ ਕੀ ਹੋ ਇਹ ਤਾਂ ਲੋਕ ਬੁੱਧੀ ਬੁੱਧੀਹੀਨ ਇਹਨਾਂ ਦੇ ਵਕਤੀ ਸਿੱਖੀ ਪ੍ਰਚਾਰ ਨਹੀਂ ਰਹੀ ਹੈ ਨਾ ਇਹਨਾਂ ਨੂੰ ਪਤਾ ਨਾ ਇਹਨਾਂ ਕੋਈ ਨਹੀਂ ਬੁੱਧੀ ਹੈ ਇਹ ਤਾਂ ਬੁੱਧੀ ਇਹਨਾਂ ਵਿਚਾਰੇ ਇਹ ਤਾਂ ਇਹਦੇ ਦੇਖਦੇ ਨੇ ਵੀ 10 ਆਦਮੀ ਸਾਡੇ ਨਾਲ ਟੁੱਟ ਨਾ ਜਾਣ ਟੁੱਟ ਜਾਣ ਖਸਮ ਨੂੰ ਫੜ ਅਸੀਂ ਕੀ ਲੈਣ ਜਿਹੜਾ ਗੁਰੂ ਨੂੰ ਸਾਨੂੰ ਤੋੜਦਾ ਹੈ ਅਸੀਂ ਉਹਦੇ ਨਾਲ ਜੁੜ ਕੇ ਲੈਣਾ ਕੀ ਤਾਂ ਹੀ ਕਬੀਰ ਕਹਿੰਦਾ ਸਾਧੂ ਕੋ ਮਿਲਣਾ ਜਾਈਏ ਸੰਤ ਨਾਲ ਲੀਜੇ ਕੋਈ ਤੇਰੀ ਸਲਾਹ ਜੁੜਦੀ ਹੋਵੇ ਉਹਦੀ ਸਲਾਹ ਨਾ ਜੁੜਦੀ ਹੋਵੇ ਤੇਰੀ ਸਲਾਹ ਹੋਵੇ ਮੰਨਣ ਦੀ ਉਹਦੀ ਨਾ ਮੰਨਣ ਦੀ ਹੋਵੇ ਕੀ ਫਾਇਦਾ ਹੋਇਆ ਤੂੰ ਸਿਆਪਾ ਛੇੜੇ ਕਰ ਲੈ ਕੇ ਕਿਉਂ ਚੱਲੇ ਜਿਹਨੇ ਜਾਣਾ ਜਾਵੇ ਜਿਹਨੇ ਨਹੀਂ ਜਾਣਾ ਨਾ ਜਾਵੇ ਜਿਹਨੇ ਸਿੱਖ ਬਣਨਾ ਬਣੇ ਜਿਹਨੇ ਨਹੀਂ ਬਣਨਾ ਨਾ ਬਣੇ ਅਸੀਂ ਕਿਉਂ ਠੇਕਾ ਕਰੀਏ ਵੀ ਜਿਹੜੇ ਅੱਜ ਸਿੱਖ ਨੇ ਨਹੀਂ ਗਿਣਤੀ ਘਟ ਜੂ ਅਸੀਂ ਵੋਟਾਂ ਲੈਣੀਆਂ ਨੇ ਇਹ ਲੋਕ ਜਿਹੜੇ ਸਿਆਸਤਦਾਨ ਨੇ ਇਹ ਗੋਲਕ ਦਾ ਫਿਕਰ ਹੈ ਇਹ ਸਿੱਖੀ ਫਲਾਉਣ ਦਾ ਫਿਕਰ ਉਹਨਾਂ ਦੀ ਸੋਚ ਹੈ ਗੁਰਮਤ ਦੀ ਸੋਚ ਨਹੀਂ ਗੁਰੂ ਦੀ ਸੋਚ ਨਹੀਂ ਗੁਰੂ ਦੀ ਸੋਚ ਹੈ ਵੀ ਜਿਹੜਾ ਖਰਾ ਹੈ ਖਿਆਦੇ ਪਊਗਾ ਖੋਟਾ ਛੱਡੀਏ ਬਾਰ-ਬਾਰ ਉਹਨਾਂ ਦੇ ਮਨ 'ਚ ਤਾਂ ਪਹਿਲਾਂ ਹੀ ਖੋਟ ਹੈ ਵੀ ਚਾਹੇ ਗੁਰੂ ਕਹਿੰਦਾ ਹੀ ਹੈ ਪਰ ਹੁਣ ਚੁੱਕੇ ਅਸੀਂ ਮੰਨਦੇ ਹਾਂ ਹੁਣ ਇਹ ਨਾ ਕਹੋ ਵੀ ਔਰਤ ਬਰਾਬਰ ਨਹੀਂ ਹੈ ਜੇ ਦਰਗਾਹ ਜਿਹੜੀ ਗੱਲ ਕਬੂਲ ਹੈ ਨਹੀਂ ਅਸੀਂ ਕਿਵੇਂ ਕਹਦੀਏ ਛੇਰੀ ਨਹੀਂ ਨਾ ਕਹੋ ਸੋਧ ਨਹੀਂ ਮਿਰ ਭਰਤਾ ਰੇ ਭਰਤਾ ਰੇ ਭਰਤਾ ਭਰਤਾ ਪ੍ਰੇਮ ਰਜਾਨਣੀ ਭੁੱਲੀ ਫਿਰੇ ਗਵਾਰ ਸਾਰੀ ਗੱਲ ਬਾਣੀ ਪੜ ਕੇ ਤਾਂ ਦੇਖੋ ਕੀ ਲਿਖਿਆ ਹੋਇਆ ਛੋਟੇ ਛੋਟੇ ਬੱਚੇ ਪੰਜ ਛੇ 6 ਸਾਲ ਦੇ ਉਹਨੂੰ ਗੁਰਿਆ ਹੀ ਮਿਲ ਗਈ ਗੁਰੂ ਘਰ 'ਚ ਕਿਸੇ ਔਰਤ ਨੂੰ ਕਿਉਂ ਨਹੀਂ ਮਿਲੀ ਉਹ ਤਾਂ ਵੱਡੀਆਂ ਵੱਡੀਆਂ ਸੀ ਹਾਂ ਉਹਨਾਂ ਨੂੰ ਕਦੇ ਨਹੀਂ ਮਿਲੀ ਅੱਠਵੇਂ ਪਾਸ਼ਾ ਦੀ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਦਸਮ ਪਾਸ਼ਾ ਦੀ ਕਿੰਨੀ ਹੈ ਦਾਦੀ ਹੈ ਮਾਤਾ ਗੁਜਰੀ ਹੈਗੀ ਹੈ ਅੱਠਵੇਂ ਪਾਸ਼ਾ ਵੇਲੇ ਮਾਤਾ ਗੁਜਰੀ ਹਾਜ਼ਰ ਹੈ ਮਾਤਾ ਗੁਜਰੀ ਹਾਜ਼ਰ ਨਹੀਂ ਬਾਬੇ ਨੂੰ ਕਦੀ ਗਈ ਹੈ ਨਾ ਚਲ ਲੋਵੇ ਪਾਸ਼ਾ ਨੂੰ ਮਿਲ ਕੇ ਨੋਵੇ ਪਾਸ਼ਾ ਦੇ ਬਾਅਦ ਫਿਰ ਸਤਵੇਂ ਪਾਸ਼ਾ ਦੇ ਬਾਅਦ ਉਹਨਾਂ ਦੀ ਮਾਂ ਨੂੰ ਕਿਉਂ ਨਾ ਮਿਲ ਗਈ ਖੂਬ ਇਹਨਾਂ ਕੋਲ ਦਿਮਾਗ ਵਾਲੀ ਕੋਈ ਗੱਲ ਹੈ ਉਹ ਨਹੀਂ ਕਿਵੇਂ ਬਰਾਬਰ ਮੰਨਣਗੇ ਦੋ ਗੋਦ ਹੁਣ ਚਲਾ ਕੇ ਦਿਖੋ ਗੋਦਵਾਂ ਦੇ ਨਾ ਕਿਹਦੇ ਗੋਦ ਛੱਡ ਦੇਣਗੇ ਜਾਂ ਫਿਰ ਜਦ ਹੁਣ ਗਾਹ ਲਿਖਦੇ ਨੇ ਗੋਤ ਬੱਚਿਆਂ ਦਾ ਗੋਤ ਕੀ ਹੋ ਦੋਏ ਹੁਣ ਤੇ ਮਾਂ ਦਾ ਗੋਤ ਅੱਡ ਢੋਦਾ ਪਿਓ ਦਾ ਢੋਦਾ ਗਾਹ ਲਾਦੇ ਦੇ ਦੋ ਹੋ ਗਏ ਉਹਨਾਂ ਦੇ ਗਾਹ ਦੋ ਦੀ ਚਾਰ ਹੋ ਗਏ ਫਿਰ ਗਾਹਾਂ ਦੇ ਗੋਤ ਨਹੀਂ ਰਹਿਣਾ ਕੋਈ ਇਹਨਾਂ ਨੂੰ ਕੀ ਪਤਾ ਬੂਰ ਨੂੰ ਗਾਹ ਕੀ ਪ੍ਰੋਬਲਮ ਹੋ ਰਹੀ ਹੈ ਹਾਂ ਠਾਕੁਰ ਇੱਕ ਸਬਾਈ ਨਾਰੀ ਸਬਾਈ ਨਾਰੀ ਬਾਕੀ ਸਾਰੀਆਂ ਚੀਜ਼ਾਂ ਨਾ ਜਿਵੇਂ ਆ ਜੀਵਾਤਮਾ ਅਸਲ ਦੇ ਵਿੱਚ ਜਿਹੜੀ ਆਤਮਾ ਅੱਡ ਹੋਈ ਹੋਈ ਹੈ ਵੱਖਰੀ ਹੋਈ ਹੋਈ ਹੈ ਉਹ ਨਾਰ ਉਹਨੂੰ ਨਾਰ ਕਹਿੰਦੇ ਉਹਦੇ ਅਧੀਨ ਜਿਵੇਂ ਲਾਈਟ ਹੈ ਦੇਖੋ ਇੱਥੇ ਲਾਈਟ ਹੈ ਬਲਬ ਜਲਦਾ ਹੈ ਇਹ ਟਿਊਬ ਜਲਦੀ ਹੈ ਜਿੱਦਾਂ ਟਿਊਬ ਜੇ ਇੱਥੋਂ ਚੱਕ ਕੇ ਲੈ ਜਾਈਏ ਲਾਈਟ ਨਾਲੇ ਚਲੀ ਜਾਂਦੇ ਜਾਉ ਨਾ ਨਾਲ ਸੂਰਜ ਜਿਵੇਂ ਜਾਂਦਾ ਧੁੱਪ ਨਾਲੇ ਜਾਂਦੀ ਹੈ ਸੂਰਜ ਠਾਕੁਰ ਹੈ ਧੁੱਪ ਉਹਦੀ ਚੇਰੀ ਹੈ ਸਾਰੇ ਅਧੀਨ ਨਾਲ ਸੂਰਜ ਧੁੱਪ ਦੇ ਅਧੀਨ ਨਹੀਂ ਹੈ ਧੁੱਪ ਸੂਰਜ ਦੇ ਅਧੀਨ ਹੈ ਜਿੱਥੇ ਆਪਣਾ ਸਾਹਮਣਾ ਹੈ ਨਾ ਸੂਰਜ ਦਾ ਧੁੱਪ ਦਾ ਉੱਥੇ ਧੁੱਪ ਜਿਉਂਦੀ ਹੈ ਜਦ ਵਿੱਚ ਕੱਟ ਆ ਗਿਆ ਤੇ ਧੁੱਪ ਮਰ ਗਈ ਉੱਥੇ ਜਿੱਤੇ ਵਿਚਾਲੇ ਬੱਦਲ ਆ ਗਿਆ ਧੁੱਪੇ ਤੇ ਹੈ ਨਹੀਂ ਫਿਰ ਹੈ ਨਹੀਂ ਨਾ ਕਿਉਂ ਨਹੀਂ ਹੈ ਵਿੱਚ ਕੁਝ ਆ ਗਿਆ ਸਾਡੇ ਨਾਲ ਕੱਟ ਕਿਵੇਂ ਹੋ ਗਿਆ ਹੁਣ ਆਤਮਾ ਦਾ ਕੱਟ ਕਿਵੇਂ ਹੋਇਆ ਯਾਰ ਵਿਚਾਲੇ ਭਰਮ ਹੈ ਭਰਮ ਦੇ ਬੱਦਲ ਨੇ ਵਿਚਾਲੇ ਇਹ ਆਪਣੇ ਠਾਕਰ ਨਾਲ ਕਿਉਂ ਹੈ ਵਿਛੜੀ ਹੋਈ ਇਹ ਜੋਤ ਕਾਤੇ ਵਿੱਚ ਜੋਤ ਕਰਕੇ ਜੋਤ ਇਸ ਤੇ ਲਿਖ ਲਫ਼ਜ਼ ਇਹ ਕਾਦੇ ਵਿਛੜੀ ਹੋਈ ਹੈ ਜੋਤ ਵਿਚਾਲੇ ਭਰਮ ਦੇ ਬੱਦਲ ਉਹ ਬੱਦਲ ਛੱਡ ਜਾਣਗੇ ਫੇਰ ਮੇਲ ਹੋ ਜਾਊਗਾ ਭਰਮ ਦਾ ਨਾਸ ਹੋ ਜਾਊਗਾ ਫੇਰ ਆਪਣਾ ਸਪਣਾ ਹੋ ਜਾਊਗਾ ਭਰਮ ਦੇ ਬੱਦਲ ਵਿਚਾਲੇ ਨੇ ਉਹ ਇਧਰ ਵੀ ਜੋਤ ਹੈ ਇਧਰ ਵੀ ਜੋਤ ਹੈ ਸਾਡੇ ਜਿਹੜੀ ਜੋਤ ਹੈ ਪੈਦਾ ਕੀਤੀ ਹੋਈ ਉਹ ਸਾਡੀ ਟੈਂਪਰੇਰੀ ਜੋਤ ਪੈਦਾ ਕੀਤੀ ਹੋਈ ਹੈ ਹੋਰ ਕਿਤੇ ਦੀ ਸਾਡੇ ਆਪਣੇ ਵਿੱਚ ਇਕੱਲੇ ਦੀ ਜੋਤ ਹੈ ਕਹਿ ਲੋ ਇੱਕ ਪਾਸੇ ਜ਼ਿਆਦਾ ਜੋਤ ਹੈ ਇੱਕ ਪਾਸੇ ਇਕੱਲੇ ਦੀ ਜੋਤ ਹੈ ਉਹ ਪਰਮ ਜੋਤ ਨਾਲ ਸਾਡਾ ਜਿਹੜਾ ਵੱਖਰਾ ਹੋਇਆ ਹੋਇਆ ਕੱਪ ਪਰਮ ਜੋਤ ਨੂੰ ਵੱਖਰਾ ਹੋਇਆ ਹੋਇਆ ਕੱਪ ਜਿਹੜਾ ਉਹਦਾ ਕਾਰਨ ਕੀ ਹੈ ਜਿਵੇਂ ਇਕਲਾ ਚੱਕ ਲਿਆ ਇੱਕ ਹੀਰਾ ਚੱਕ ਲਿਆ ਅਸੀਂ ਇੱਥੇ ਰੱਖ ਲਿਆ ਇੱਕ ਦੀ ਜੋਤ ਹੈ ਜਿਹੜਾ ਹੀਰਿਆਂ ਦਾ ਢੇਰ ਪਿਆ ਸੱਚਖੰਡ 'ਚ ਉਹਨਾਂ ਦੀ ਜੋਤ ਕਿੰਨੀ ਹੈ ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਉਹਨਾਂ ਦੀ ਜੋਤ ਜ਼ਿਆਦਾ ਐ ਜੋਤ ਹੈ ਇੱਕ ਪਾਸੇ ਤਾਂ ਐਡਾ ਬੜਾ ਢੇਰ ਪਿਆ ਪਹਾੜ ਬਣੀ ਐਡੇ ਸੰਸਾਰ ਬਣੀ ਐਡਾ ਉਹਦੀ ਜੋਤ ਜ਼ਿਆਦਾ ਹੋਊ ਕਿ ਇੱਕ ਹੀਰੇ ਦੀ ਜੋਤ ਜ਼ਿਆਦਾ ਹੋਊ ਬਸ ਇੱਕ ਦੀ ਸਾਡੇ ਕੋਲ ਇੱਕ ਦੀ ਜੋਤ ਹੈ ਇੱਕ ਹੀਰੇ ਦੀ ਮਨ ਹੀਰਾ ਹੀਰੇ ਹੀਰਾ ਵੇਦ ਪਵਨ ਪਵਨ ਸਹਜੇ ਰਹਾ ਸਮਾਈ ਇਹ ਇੱਕ ਹੀਰਾ ਇਹ ਇੱਕ ਦੀ ਜੋਤ ਵਿਚਾਰੇ ਦੀ ਹੁੰਦੀ ਗਿਆ ਬਹੁਤੇ ਵੇਸ ਕਰੇ ਕੂੜਿਆਰੀ ਬਹੁਤੇ ਵੇਸ ਕਰੇ ਕੂੜਿਆਰੀ ਜਿੰਨਾ ਜਿਹੜੇ ਕੂੜਿਆਰੀ ਹੈ ਮਾਇਆ ਨਾਲ ਜੁੜੀ ਹੋਈ ਹੈ ਇਹਦੇ ਕੋਲ ਸੱਚ ਦਾ ਗਿਆਨ ਨਹੀਂ ਹੈ ਠਾਕੁਰ ਸੱਚ ਨੂੰ ਵੀ ਕਹਿੰਦੇ ਨੇ ਅੰਤਰਾਤਮਾ ਦੀ ਆਵਾਜ਼ ਸੱਚੀ ਆਵਾਜ਼ ਹੁੰਦੀ ਹੈ ਜਿੰਨਾ ਚਿਰ ਇਹਨੂੰ ਸੱਚ ਮਿੱਠਾ ਨਹੀਂ ਲੱਗਦਾ ਸਚਿਆਰੀ ਨਹੀਂ ਹੋ ਜਾਂਦੀ ਇਹ ਆਤਮਾ ਉਹਨਾਂ ਜਿਹੜੇ ਬਾਰ-ਬਾਰ ਬੇਸ ਕਰਦੀ ਰਹੂ ਧਰਮ ਆ ਸਰੀਰ ਦਾ ਡਰਦੀ ਰਹੂ ਜਨਮ ਲੈਂਦੀ ਰਹੂ ਬੇਸ ਦਾ ਮਤਲਬ ਜਨਮ ਲੈਣ ਉਹਦੇ ਬੇਸ ਕਰੇ ਕੁੜੀ ਆ ਐ ਨਹੀਂ ਹੈਗਾ ਵੀ ਕਦੇ ਸਿੱਖ ਬਣ ਗਿਆ ਕਦੇ ਹਿੰਦੂ ਬਣ ਗਿਆ ਉਸੇ ਜਨਮ ਜਿੱਦਾਂ ਦਾ ਕੋਈ ਕਰਦਾ ਹੀ ਨਹੀਂ ਵੇਦ ਦਾ ਬਹੁਤੇ ਵੇਦ ਬਣਾਉਂਦੇ ਨਹੀਂ ਧਰਮ ਦਾ ਵੇਦ ਨਹੀਂ ਲੈ ਸਕਦੇ ਧਰਮ ਧਾਰਨ ਕਰਦਾ ਇੱਕ ਧਰਮ ਧਾਰਨ ਕਰਦਾ ਉਹੀ ਵੇਦ ਸਕਦਾ ਸਾਡੀ ਜ਼ਿੰਦਗੀ ਦੂਆ ਦਾ ਵੇਦ ਕਰਦਾ ਨਹੀਂ ਜੇ ਮਰ ਜਵੇ ਕੀ ਕਹਣਾ ਕੋਈ ਉਹ ਜਿਹੜਾ ਬਹੁਤੇ ਵੇਦ ਕਰਦਾ ਉਹ ਧਰਮ ਬੋਲਦਾ ਹੀ ਜੇ ਇੱਕੋ ਧਰਮ ਦਾ ਇੱਕ ਵੇਦ ਰਹੇ ਫਿਰ ਸਚਿਆਰ ਹੋ ਗਿਆ ਤੇ ਫਿਰ ਵੀ ਸਚਿਆਰ ਹੈ ਬਹੁਤੇ ਵੇਸ ਕਰੇ ਕੁੜਿਆਰੀ ਕੁੜਿਆਰੀ ਇਹ ਜਿਹੜੇ ਸਾਰੇ ਸਰੀਰ ਧਾਰਨ ਰਹੇ ਜਿੱਦਾਂ ਚਿਰ ਉਹਨਾਂ ਚਿਰ ਛੁਟਕਾਰਾ ਨਹੀਂ ਹੈ ਜਦੋਂ ਚਿਰ ਕੁੜਿਆ ਹੈ ਮਾਇਆ ਦਾ ਮੋਹ ਹੈ ਇਹਦੇ ਵਿੱਚ ਪਾਰ ਕਰ ਜਾਤੀ ਠਾਕ ਰਹਾਈ ਜਿੱਦਾਂ ਚਿਰ ਤ੍ਰਿਸ਼ਨਾ ਦੇ ਤੀਰ ਕੁਬਤ ਦੀ ਕਮਾਨ ਚੋਂ ਚਲਾਉਂਦੀ ਹੈ ਕੁਬਤ ਕਮਾਨ ਬਣੀ ਹੋਈ ਹੈ ਤ੍ਰਿਸ਼ਨਾ ਦੇ ਤੀਰ ਚੱਲਦੇ ਨੇ ਉਹਨਾਂ ਚਿਰ ਕੁੜਿਆਰੀ ਹੈ ਉਹਨਾਂ ਚਿਰ ਇਹਨੂੰ ਸਰੀਰ ਧਾਰਨ ਕਰਨੇ ਪੈਣੇ ਜੰਮਣ ਵਾਲੇ ਛੁਟਕਾਰਾ ਨਹੀਂ ਹੈ ਪਰ ਘਰ ਜਾਤੀ ਠਾਕ ਰਹਾਈ ਜੇ ਪਰ ਘਰ ਜਾਤੀ ਰੁਕ ਜਵੇ ਅਸਲ ਚ ਪਰ ਘਰ ਦੇ ਵਿੱਚ ਇਹਦੇ ਆਪਣੇ ਘਰ ਚ ਕੋਣ ਨਹੀਂ ਹੈ ਕੋੜ ਤਾਂ ਗਵਰਨੀਆਂ ਦੇ ਘਰ ਚ ਆਪਣੇ ਘਰ ਚ ਨਹੀਂ ਕੋੜ ਹੈ ਕੂੜਾ ਦਾ ਵਾਰੂ ਲੈ ਆਉਂਦੀ ਹੈ ਵਾਇਆ ਪਰ ਘਰ ਕੀ ਹੈ ਨਿਜ ਘਰ ਕੀ ਹੈ ਨਿਜ ਕਰਦਾ ਹੈ ਹਿਰਦਾ ਜਿੱਥੇ ਦੁਆਪਰ ਦੇ ਵਿੱਚ ਸੀ ਇਹ ਪਰ ਘਰ ਚ ਨਹੀਂ ਸੀ ਹਿਰਦੇ ਵਿੱਚ ਸੀ ਟਿਕੀ ਹੋਈ ਸੀ ਜੋਤ ਤਾਂ ਉੱਥੇ ਤਪ ਕੇ ਹੈ ਉਰਦ ਤਪ ਕਰਦਾ ਚਾਹੇ ਮਾਇਆ ਨਾਲ ਜੁੜਿਆ ਹੋਇਆ ਉੱਥੇ ਪਰ ਪਰ ਘਰ ਨਹੀਂ ਹੈ ਗਿਆ ਹੋਇਆ ਸੰਸਾਰ ਨਾਲ ਨਹੀਂ ਜੁੜਿਆ ਹੋਇਆ ਮਾਇਆ ਨਾਲ ਜੁੜਿਆ ਹੋਇਆ ਮਾਇਆ ਨਾਲ ਜੁੜਦਾ ਹੈ ਸਿਰਫ ਯਾਨੀ ਕੁਹਾੜੀ 'ਚ ਦਸਤਾ ਲੱਕੜ ਦਾ ਜ਼ਰੂਰ ਪੈ ਰਿਹਾ ਹੈ ਪਰ ਉੱਥੇ ਇਸ ਕਰਕੇ ਪੈ ਰਿਹਾ ਵੀ ਕਟੜੀ ਲੱਕੜੇ ਹੈ ਲੱਕੜ ਦਾ ਜ਼ਰੂਰ ਲੱਗ ਰਹੀ ਹੈ ਨਾਲ ਲੋਹੇ ਦੇ ਸੰਗਤ ਤਾਂ ਲੱਕੜ ਦੀ ਕਰ ਰਿਹਾ ਹੈ ਲੋਹਾ ਪਰ ਲੱਕੜ ਕੱਟਣ ਵਾਸਤੇ ਕਰ ਰਿਹਾ ਹੈ ਪਰ ਇੱਥੇ ਆ ਕੇ ਲੱਕੜ ਕੱਟਣੀ ਛੱਡਤੀ ਇੱਥੇ ਆ ਕੇ ਦਸਤੇ ਦੀ ਪ੍ਰਧਾਨਗੀ ਹੋ ਗਈ ਕੋਹਾੜੇ ਦੀ ਪ੍ਰਧਾਨਗੀ ਜਾਂਦੀ ਰਹੀ ਇੱਥੇ ਆ ਕੇ ਸਲਾਹ ਬਦਲੀ ਸੰਸਾਰ ਦੇਖ ਕੇ ਇੱਥੇ ਦੁਨੀਆ ਭੱਤ ਚੱਲਣ ਲੱਗੇ ਚੱਲਣਾ ਦੁਨੀਆ ਭੱਤ ਜਿਵੇਂ ਦੁਨੀਆ ਚੱਲਦੀ ਸੀ ਉਹ ਵੀ ਚੱਲਣ ਲੱਗੇ ਇਸ ਕਰਕੇ ਉੱਥੇ ਹਿਰਦੇ ਵਿੱਚ ਸੀ ਟਿਕਿਆ ਹੋਇਆ ਸੁਰਤ ਬਾਹਰ ਸੰਸਾਰ ਦੇ ਵਿੱਚ ਨਹੀਂ ਸੀ ਤਿਰਕੁਟੀ ਵਿੱਚ ਨਹੀਂ ਸੀ ਦਿਮਾਗ ਤਾਂ ਉਹ ਬਣ ਰਿਹਾ ਦਿਮਾਗ ਤਾਂ ਹੁੰਦਾ ਹੀ ਨਹੀਂ ਦਿਮਾਗ ਤਾਂ ਬੱਚਾ ਤਿੰਨ ਚਾਰ ਦੋ ਤਿੰਨ ਸਾਲ ਤੱਕ ਦਿਮਾਗ ਤੋਂ ਕੰਮ ਲੈਣ ਤੋਂ ਗਾਲੀਆਂ ਜਿਹਾ ਹੁੰਦਾ ਉਹਦੇ ਚ ਸਟੋਰ ਨਹੀਂ ਹੁੰਦਾ ਕੁਝ ਵੀ ਯਾਦ ਨਹੀਂ ਹੁੰਦਾ ਸਾਲ ਦੋ ਸਾਲ ਦੀ ਉਮਰ ਤੱਕ ਉਹਨੂੰ ਕੁਝ ਰਹਿੰਦਾ ਬਾਅਦ ਦੇ ਵਿੱਚ ਜਿਹੜੀ ਤਿਰਕੁਟੀ ਜਿਹਨੂੰ ਕਹਿੰਦੇ ਅਸੀਂ ਦਿਮਾਗ ਕਹਿੰਦੇ ਹਾਂ ਇਹ ਪਰ ਘਰ ਹੈ ਇਹ ਮਾਇਆ ਨਾਲ ਜੋੜਦਾ ਐ ਸਾਡੇ ਗਲ ਤੋਂ ਉਤਲੇ ਦੁਆਰ ਸਾਰੇ ਹੀ ਮਾਇਆ ਨਾਲ ਜੋੜਦੇ ਨੇ ਉੱਥੇ ਆ ਗਲ ਤੋਂ ਉਤਲਾ ਸਾਰਾ ਹੀ ਬੰਦ ਹੁੰਦਾ ਮਾਤਾ ਦੇ ਗਰਭ ਹਾਂ ਅੱਖਾਂ ਬੰਦ ਨੇ ਦੋਏ ਕੰਨ ਬੰਦ ਨੇ ਨੱਕ ਬੰਦ ਹੈ ਮੂੰਹ ਬੰਦ ਇਹ ਤਾਂ ਬੰਦ ਨੇ ਸੰਸਾਰ ਨਾਲ ਕਿੱਥੇ ਜੁੜਿਆ ਹੈ ਜਿਆਦਾ ਸੰਸਾਰ ਨਾਲ ਜੁੜਦਾ ਪਰ ਕਰ ਚਲਾ ਗਿਆ ਸੰਸਾਰ ਇਹਦਾ ਨਹੀਂ ਹੈ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਸਭ ਦੇਸ ਪਰਾਇਆ ਆ ਸਾਰਾ ਹੀ ਪਰਾਇਆ ਇੱਥੇ ਇਹਦਾ ਕੁਝ ਵੀ ਨਹੀਂ ਪਰ ਇੱਥੇ ਹੀ ਇਹਦਾ ਆਪਣਾ ਬਣਾਇਆ ਹੈ ਇੱਥੇ ਝੰਡੇ ਦੇ ਆਪਣੇ ਗੱਡੇ ਹੈ ਇਸ ਗੱਲ ਆਇਆ ਇੱਥੇ ਆ ਕੇ ਫਰਕ ਪੈ ਪਰ ਕਰ ਜਾਤੀ ਠਾਕ ਰਹੀ ਜੇ ਪਰ ਕਰ ਜਾਂਦੀ ਰੁਕ ਜਵੇ ਮਾਇਆ ਜਾਵੇ ਹੀ ਨਾ ਜਾਵੇ ਹੀ ਨਾ ਜਿਹੜੀ ਹੈ ਵੀ ਥੋੜੀ ਬਹੁਤ ਮੇਰ ਤੇਰੇ ਟੈਂਪਰੇਰੀ ਡੰਗਟ ਆ ਅਦੀ ਸੀਟ ਗੱਡੀ 'ਚ ਬਹਿ ਜਾਂਦੇ ਸੀਟ ਰਿਜ਼ਰਵ ਬੁਰਾ ਕੇ ਬਹਿਨੇ ਪਰ ਉੱਥੇ ਤੱਕ ਹੀ ਜਾਂਦੇ ਜਿੱਥੇ ਤੱਕ ਜਾਣਾ ਸੀਟ ਤੇ ਉੱਥੇ ਤੱਕ ਉਹਦਾ ਖਿਆਲ ਰੱਖਦੇ ਇੱਕ ਸਟੇਸ਼ਨ ਪਹਿਲੇ ਬਿਸਤਰੇ ਬਣਾ ਲੱਗ ਜਾਂਦੇ ਫਿਰ ਚੱਕੇ ਕਦੇ ਨਹੀਂ ਕਰਨ ਜਾਂਦੇ ਇੱਥੇ ਆ ਕੇ ਕਹਿੰਦੇ ਵੀ ਗੱਡੀ ਉਹ ਨੂੰ ਲੈ ਚਲੀਏ ਡੱਬਾ ਹੀ ਜੇ ਤਾਂ ਰਹੇ ਉਹ ਹੋਏਗਾ ਜਿਵੇਂ ਟ੍ਰੇਨ 'ਚ ਸਫ਼ਰ ਕਰਦੇ ਹੋ ਆ ਸੰਸਾਰ ਨੂੰ ਫਿਰ ਤਾਂ ਪਰਗਰ ਜਾਂਦੀ ਹੈ ਨਹੀਂ ਵੀ ਸਫ਼ਰ ਕਰਨਾ ਉਹਨਾਂ ਜਰ ਵਾਸਤੇ ਉਹਨਾਂ ਸੰਬੰਧ ਹੈ ਫਿਰ ਤਾਂ ਠੀਕ ਹੈ ਲੇਕਿਨ ਇੱਥੇ ਨੇ ਪੱਕਾ ਬੰਨਿਆ ਹੋਇਆ ਇਹ ਜਗ ਦਾ ਜੀਵਨ ਜਿਹੜਾ ਸਫ਼ਰ ਹੈ ਇਹਨੂੰ ਸੱਚ ਮੰਨ ਲਿਆ ਸਫ਼ਰ ਨਹੀਂ ਮੰਨਿਆ ਸਫ਼ਰ ਨਹੀਂ ਮੰਨਿਆ ਸੱਚ ਜਾ ਜੇ ਤਾਂ ਮੰਨਦਾ ਮੁਸਾਫਰ ਸਫ਼ਰ ਫਿਰ ਤਾਂ ਜਿਹੜਾ ਸੀਟ ਵਾਲਾ ਉਹ ਜੇ ਪ੍ਰੇਮ ਹੋਣਾ ਦਾ ਜਿਵੇਂ ਸੀਟ ਦਾ ਹੁੰਦਾ ਆਪਣੀ ਸੀਟ ਤੇ ਹੀ ਆਉਂਦਾ ਜਾ ਕੇ ਭੀੜ ਜੀ ਨਾ ਕੇ ਜਾਂਦਾ ਆਪਣੀ ਸੀਟ ਤੇ ਆ ਕੇ ਫਿਰ ਬਹਿ ਜਾਂਦਾ ਜੇ ਬਾਥਰੂਮ ਜਾਣਾ ਵੀ ਹੁੰਦਾ ਔਖਾ ਹੋ ਕੇ ਜਾ ਕੇ ਕੁੱਪ ਕਮਾ ਕੇ ਆ ਕੇ ਸੀਟ ਤੇ ਬਹਿ ਜਾਂਦਾ ਫਿਰ ਤਾਂ ਠੀਕ ਹੈ ਰੋਜ਼ ਦਾ ਬਾਹਰ ਕੁੱਪ ਕਮ ਕੇ ਆ ਕੇ ਘਰ ਆਉਣਾ ਠੀਕ ਹੈ ਪਰ ਉਹਨਾਂ ਜੇ ਰਹਿ ਜਾਣਾ ਜੇ ਸਫਰ ਹੈ ਸੀਟ ਨਾ ਆਪਣੀ ਹੈ ਨਾ ਸੀਟ ਨੂੰ ਪ੍ਰੇਮ ਇੰਨਾ ਫਰਕ ਹੈ ਟੈਂਪਰੇਰੀ ਆਪਣੀ ਹਾਂ ਆਪਣੀ ਹੈ ਵੀ ਆਪਣੀ ਹੈ ਵੀ ਕਹਿੰਦਾ ਵੀ ਸੀਟ ਮੇਰੀ ਹੈ ਭਾਈ ਮੇਰੀ ਸੀਟ ਤੇ ਬਹਿ ਗਿਆ ਹੈ ਵੀ ਨਹੀਂ ਹਜ਼ਾਰਾਂ ਸੀਟਾਂ ਰਿਜ਼ਰਵ ਕਰਾਉਂਦਾ ਹੈ ਵੀ ਨਹੀਂ ਹੈ ਵੀ ਮੁਸਾਫਰ ਬਣ ਕੇ ਮੁਸਾਫਰ ਬਣ ਕੇ ਹੈਗੀ ਹੈ ਫਿਰ ਹੈ ਵੀ ਕਈ ਉਹ ਸੀਟ ਤੇ ਆਏ ਕਈ ਗਏ ਮੁਸਾਫਰ ਸਮਝਣਾ ਚਾਹੀਦਾ ਹੈ ਮੁਸਾਫਰ ਜਿਹੜੇ ਅਸਲ ਤੇ ਕਹਿੰਦਾ ਮੈਂ ਬੈਠਿਆ ਕਈ ਬਹਿ ਕੇ ਚਲੇ ਗਏ ਜੇ ਦਸ ਨਾ ਹਮ ਬੈਠੇ ਕਿਤੇ ਬੈਸ ਬੈਸ ਗਿਆ ਕਿਤੇ ਬੈਸ ਗਏ ਇੱਥੇ ਤਾਂ ਕਈ ਆਉਂਦੇ ਗਏ ਕਈ ਸੀਟ ਤੇ ਬਹਿੰਦੇ ਗਏ ਸਬਰ ਕਰਦੇ ਗਏ ਆਪਣਾ ਘਰ ਨੂੰ ਜਾਂਦੇ ਰਹੇ ਉਤਰਦੇ ਰਹੇ ਉੱਥੇ ਨਹੀਂ ਅਸੀਂ ਕਰਦੇ ਇੱਥੇ ਕਰਦੇ ਹਾਂ ਕਿਉਂਕਿ ਉਹ ਉਹਨਾਂ ਉਹਨੇ ਪੈਸੇ ਦਿੱਤੇ ਉਹਦੇ ਉੱਥੇ ਵੀ ਜੇ ਟੇਰ ਬੋਲ ਲਈ ਹੋਵੇ ਕਦੇ ਨਹੀਂ ਕਰਦੇ ਜੇ ਪੂਰੇ ਪੈਸੇ ਤਾਰੇ ਹੁਣ ਟ੍ਰੇਨ ਦੇ ਫਿਰ ਛੱਡ ਕੇ ਆਉਂਦੇ ਕਾਰ ਸਾਡੀ ਹੁੰਦੀ ਹੈ ਬੋਲਣ ਲਈ ਹੁੰਦੀ ਉਹ ਕਦੇ ਛੱਡ ਕੇ ਆਉਂਦੇ ਯਾਰ ਮਹਿਲ ਬੁਲਾਈ ਠਾਕ ਨਾ ਪਾਈ ਮਹਿਲ ਬੁਲਾਈ ਠਾਕ ਨਾ ਪਾਈ ਜੇ ਜੋਗੀ ਨੇ ਮਹਿਲ ਬੁਲਾ ਲਈ ਸੁਰਤ ਜੋਗੀ ਬੁਲਾਉਂਦਾ ਹੁਣ ਜੋਗੀ ਦੀ ਗੱਲ ਚੱਲਦੀ ਹੈ ਜੇ ਕਦੇ ਬੁਲਾਈ ਵੀ ਹਿਰਦੇ ਚ ਸੁਰਤ ਬੁਲਾ ਵੀ ਲਈ ਫਿਰ ਵੀ ਰੁਕ ਨਹੀਂ ਸਕੀ ਉੱਥੇ ਰੁਕਦੇ ਕਿਉਂ ਕਿਉਂ ਰੁਕਦੇ ਕਿਉਂ ਨਹੀਂ ਰੁਕਦੀ ਉੱਥੇ ਖਾਣ ਪੀਣ ਨੂੰ ਹੈ ਨਹੀਂ ਕੁਝ ਉੱਥੇ ਕੋਈ ਰਸ ਨਹੀਂ ਹੈ ਨੂੰ ਬਾਹਰ ਰਸ ਨੇ ਸਰੀਰ ਦੇ ਰਸਾਂ ਨੂੰ ਨੇ ਆਪਣੇ ਰਸ ਮੰਨਿਆ ਹੋਇਆ ਲੋਭ ਦਾ ਰਸ ਲੋਭ ਦੀ ਪੂਰਤੀ ਦਾ ਰਸ ਬੋਧ ਦੀ ਪੂਰਤੀ ਦਾ ਰਸ ਅੰਦਰ ਕੋਈ ਰਸ ਹੈ ਨਹੀਂ ਅੰਦਰ ਰੁਕੂਗੀ ਜੇ ਨਾਮ ਦਾ ਰਸ ਸ਼ੁਰੂ ਹੋ ਜਵੇ ਉੱਥੇ ਜੇ ਕੋਈ ਉੱਥੇ ਵੀ ਰਸ ਸ਼ੁਰੂ ਹੋ ਜਵੇ ਇਹਨੂੰ ਰਸ ਮਿਲੇ ਅੰਦਰ ਫਿਰ ਰੁਕੂਗੀ ਗਿਆਨ ਦਾ ਬੱਦਾ ਮੰਨ ਰਹੇ ਜੇ ਉੱਥੇ ਗਿਆਨ ਮਿਲਣ ਲੱਗ ਜਾ ਰੁਕੂਗੀ ਜਿੰਨਾ ਜੇ ਟੈਲੀਵਿਜ਼ਨ ਦੇਖਦਾ ਨਿਆਣੇ ਦੀ ਸੁੱਤ ਉੱਥੇ ਰੁਕਦੀ ਹੈ ਜੁੜੀ ਰਹਦੀ ਹੈ ਬਾਹਰ ਨਹੀਂ ਜੀ ਜੇ ਕਿਸੇ ਕੰਮ ਨੂੰ ਵੀ ਕਹਿੰਦੇ ਤਾਂ ਵੀ ਉੱਠ ਕੇ ਨਹੀਂ ਜਾਂਦਾ ਰੋਟੀ ਖਾਣ ਨੂੰ ਨਹੀਂ ਜਾਂਦਾ ਖੇਡ ਲੱਗਿਆ ਹੈ ਵੀ ਰੋਟੀ ਖਾਣ ਨੂੰ ਨਹੀਂ ਹੁੰਦਾ ਕਿਉਂ ਤੇ ਰਾਸ ਹੈ ਉਹ ਖੇਡ ਦੇ ਵਿੱਚ ਇਹ ਜਿਹੜਾ ਰਾਸ ਹੈ ਰਾਸ ਬਿਨਾ ਸੁਰਤ ਨਹੀਂ ਰੁਕਦੀ ਜੋ ਕਿ ਉੱਥੇ ਲੱਗਦੀ ਹੈ ਜਿੱਥੇ ਉਹਨੂੰ ਪੀੜ ਨੂੰ ਖੂਨ ਮਿਲਦਾ ਹੈ ਸੁੱਕੀ ਜਗ੍ਹਾ ਨਹੀਂ ਲੱਗਦੀ ਜਿਵੇਂ ਜੁੱਤੀ ਦਾ ਚਮੜਾ ਆਪਾਂ ਕਹਿੰਦੇ ਹੁੰਦੇ ਕਿ ਮਸ਼ਕ ਦਾ ਚਮੜਾ ਉਹ ਤੇ ਜੋਖ ਨਹੀਂ ਲੱਗਦਾ ਸੁੱਕਾ ਨਾ ਚਮੜਾ ਉਹ ਰਸ ਨਹੀਂ ਮਿਲਦਾ ਰਸ ਬਿਲੂਗਾ ਜੋ ਉੱਥੇ ਲੱਗੂ ਇਵੇਂ ਸੁਰਤ ਜੇ ਅੰਦਰ ਰਸ ਬਿਲੂਗਾ ਉੱਥੇ ਜੁੜੂਗੀ ਸੁਰਤ ਜਦ ਮਿਲਦੀ ਹੈ ਜਦ ਅੰਦਰੋਂ ਕੁਝ ਮਿਲਦਾ ਸ਼ਬਦ ਵਿਚਾਰ ਕਰਾਂਗੇ ਪੜਦੇ ਆ ਸੁੱਤ ਜੁੜਦੀ ਹੈ ਪੜਦੇ ਨੇ ਜਿਹੜੇ ਬੁੱਢੇ ਪੜਦੇ ਨੇ ਡਾਕਟਰੀ ਕਰਦੇ ਨੇ ਕਿਉਂ ਕਰਨ ਲੱਗੇ ਕਿਉਂ ਯਾਦ ਰਹਿੰਦੇ ਸੰਸਾਰ ਨੂੰ ਟੁੱਟ ਕੇ ਪੜਉਂਦੇ ਉਹਨਾਂ ਨੂੰ ਸੰਸਾਰੀ ਗਿਆਨ ਨਹੀਂ ਹੁੰਦਾ ਜਿਹੜੇ ਪੜਦੇ ਹੀ ਰਹਿੰਦੇ ਨੇ ਉਹ ਵੀ ਰਸ ਹੈ ਚਾਹੇ ਮਾਇਆ ਦਾ ਹੀ ਰਸ ਹੈ ਰਸ ਬਿਰੋ ਸੁਰਤ ਨਹੀਂ ਜੁੜਦੀ ਇਹ ਜਿਹੜੇ ਸੰਸਾਰੀ ਰਸ ਨੇ ਇਹਦੇ ਵਾਸਤੇ ਟੈਂਪਰੇਰੀ ਜੁੜਦੀ ਹੈ ਸੁਰਤ ਜੁੜਦੀ ਜ਼ਰੂਰ ਹੈ ਟੈਂਪਰੇਰੀ ਜੁੜਦੀ ਹੈ ਜੁੜਦੀ ਹੈ ਲਾਲਚ ਵਾਸਤੇ ਜੁੜਦੀ ਹੈ ਉਹ ਗਿਆਨ ਲੈ ਕੇ ਕੁਝ ਪਲਾਨ ਉਹਦੇ ਪਿੱਛੇ ਹੋਰ ਹੈ ਡਾਕਟਰ ਵੱਡਾ ਬਣਨਾ ਵਕੀਲ ਵੱਡਾ ਬਣਨਾ ਪੈਸੇ ਕਮਾਉਣੇ ਨੇ ਵੱਡਾ ਅਫਸਰ ਲੱਗਣਾ ਉਹਦੇ ਪਿੱਛੇ ਕੋਈ ਹੋਰ ਪਲਾਨ ਬਿਨਾ ਲਾਲਚ ਤੇ ਸੁਰਤ ਨਹੀਂ ਜੁੜਦੀ ਉੱਥੇ ਲੋਭ ਹੈ ਪੂਰਤੀ ਹੈ ਕਿਸੇ ਚੀਜ਼ ਦੀ ਕੋਈ ਉਹਦਾ ਖੁਦ ਗਰਜੀ ਹੈ ਕੋਈ ਉੱਥੇ ਵੀ ਗਰਜ ਹੈ ਕੋਈ ਉਹਦੀ ਇੱਥੇ ਵੀ ਗਰਜ ਹੈ ਗਰਜ ਇੱਥੇ ਵੀ ਲਾਲਚ ਮਾਣਾ ਦੀ ਹੈ ਲਾਲਚ ਸੱਚਾ ਚਾਹੀਦਾ ਲਾਲਚ ਦੋ ਕਿਸਮ ਦਾ ਸੱਚਾ ਵੀ ਹੈ ਝੂਠਾ ਵੀ ਹੈ ਝੂਠੇ ਲਾਲਚ ਲੱਗ ਕੇ ਜਨਮ ਗਵਾਇਆ ਕਿਉਂ ਲਾਲਚ ਨਾਲ ਝੂਠਾ ਕਿਉਂ ਆਇਆ ਵੀ ਹਮਦਾ ਲਾਲ ਸੱਚਾ ਵੀ ਹੁੰਦਾ ਲਾਲਚ ਨਹੀਂ ਮਾੜਾ ਹੈ ਸੱਚਾ ਹੋਣਾ ਚਾਹੀਦਾ ਸੱਚਾ ਲਾਲਚ ਜਿਹੜਾ ਹੈਗਾ ਉਹ ਸੁਖਦਾਇਕ ਹੈ ਝੂਠਾ ਲਾਲਚ ਦੁਖਦਾਇਕ ਹੈ ਸੱਚਾ ਲਾਲਚ ਸੱਚਿਆਰਾ ਨਾ ਹੁੰਦਾ ਕੂੜਾ ਲਾਲਚ ਕੂੜਿਆਰਾ ਨਾ ਹੁੰਦਾ ਝੂਠਾ ਲਾਲਚ ਲਾਲਚ ਨਹੀਂ ਮਾੜਾ ਹੈ ਲਾਲਚ ਸੱਚਾ ਆ ਲਾਲਚ ਝੂਠਾ ਹੈ ਵਾਇਆ ਦਾ ਲਾਲਚ ਝੂਠਾ ਲਾਲ ਝੂਠਾ ਸੱਚ ਦਾ ਲਾਲਚ ਸੱਚਾ ਜੇ ਨਾਮ ਦਾ ਲਾਲਚ ਹੈ ਤਾਂ ਸੱਚਾ ਇਹ ਲਾਲਚ ਹੈ ਗੁਣ ਤਾਉ ਚਰੂ ਦਸ ਪਾਸ਼ਾ ਕਹਿੰਦੇ ਮੈਨੂੰ ਵੀ ਲਾਲਚ ਹੈ ਮੈਂ ਲਾਲਚੀ ਬਹੁਤ ਮੈਂ ਤੇਰੇ ਗੁਣਾਂ ਦਾ ਆਚਰਣ ਕਰਨ ਦਾ ਲਾਲਚੀ ਵੱਧ ਤੋਂ ਵੱਧ ਗੁਣ ਮੈਨੂੰ ਗੁਣਾਂ ਦੀ ਨੌਲੇਜ ਦੇ ਵੱਧ ਤੋਂ ਵੱਧ ਗੁਣ ਤੇਰੇ ਵਿੱਚ ਜਾਣ ਇਹ ਲਾਲਚ ਇਹ ਲਾਲਚ ਹੈ ਗੁਣ ਤਉ ਜਰੂ ਜਬ ਆਉ ਕੀ ਆਉ ਤੇ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਜੂ ਲਾਲਚ ਨਹੀਂ ਮਾੜਾ ਹੈ ਲਾਲਚ ਮਾੜਾ ਪ੍ਰਚਾਰਿਆ ਘਟ ਬੁੱਧੀ ਵਾਲਿਆਂ ਨੇ ਗੁਰਬਾਣੀ ਨਹੀਂ ਮੰਨਦੀ ਲਾਲਚ ਨੂੰ ਮਾੜਾ ਗੁਰਬਾਣੀ ਮੋਹ ਨੂੰ ਨਹੀਂ ਮਾੜਾ ਮੰਨਦੀ ਪਰ ਮੋਹ ਦੇ ਨਾਲ ਹੋਵੇ ਮੋਹ ਮੋਹ ਮਾਇਆ ਦਾ ਨਾ ਹੋਵੇ ਮੋਹਣ ਦਾ ਹੋਵੇ ਮੋਹਣ ਦਾ ਹੋਵੇ ਦੋਵੇਂ ਮੋਹ ਰੱਖਿਆ ਹੈ ਮਾਇਆ ਦਾ ਮੋਹ ਮਾੜਾ ਮੋਹਣ ਦਾ ਮੋਹ ਨਹੀਂ ਮਾੜਾ ਮਾੜਾ ਕੁਝ ਵੀ ਨਹੀਂ ਹੈ ਬਾਹਰ ਜੋ ਹੈ ਸਭ ਮਾੜਾ ਬਾਹਰਲਾ ਅਮਰਤ ਉਹ ਗੱਲ ਨਹੀਂ ਜਿਹੜਾ ਅੰਦਰਲਾ ਅਮਰਤ ਹੈ ਬਾਹਰ ਅਮਰਤ ਹੁੰਦਾ ਹੀ ਨਹੀਂ ਬਾਹਰਲਾ ਅਮਰਤ ਵੀ ਵਿਖਿਆ ਹੁੰਦੀ ਹੈ ਵਿਗਿਆ ਸਭ ਤੋਂ ਘਟੀਆ ਚੀਜ਼ ਦਾ ਨਾਮ ਹੈ ਅਮਰਤ ਸਭ ਤੋਂ ਵਧੀਆ ਚੀਜ਼ ਦਾ ਨਾਮ ਹੈ ਜਦ ਇਹ ਕਹਤਾ ਵਿਖਿਆ ਅਮਰਤ ਏਕ ਹੈ ਵਿਖਿਆ ਅਮਰਤ ਕੋਈ ਚੀਜ਼ ਨਹੀਂ ਪੁੱਜੈ ਪੁਰਖ ਸੁਜਾਨ ਸੁਜਾਨ ਪੁਰਖ ਸਗੜੇ ਪੁਰਖ ਨੇ ਜਿਹੜੇ ਇਹਨਾਂ ਦੀ ਸਮਝ ਆਉ ਵੀ ਅਸੀਂ ਕਿਉਂ ਕਹਿਤਾ ਵਿਖਿਆ ਅੰਮ੍ਰਿਤ ਏਕ ਬੂਰਗਾ ਦੀ ਸਮਝ ਜਿਵਰੀ ਹੋ ਸੁਜਾਨ ਜਿਹੜੇ ਨੇ ਉਹਨਾਂ ਨੂੰ ਸਮਝ ਆ ਜੂਗੀ ਵਿਖਿਆ ਅਮਰਤ ਇੱਕ ਕਿਉਂ ਨੇ ਸਿੱਖਾਂ ਨੂੰ ਨਹੀਂ ਸਮਝ ਆਈ ਅਜੇ ਤਾਈ ਵਿਖਿਆ ਅਮਰਤ ਕਿਉਂ ਨੇ ਸਿੱਖਾਂ ਨੂੰ ਤਾਂ ਇਹ ਵੀ ਨਹੀਂ ਧਿਆਨ ਵੀ ਇਹ ਭਗਤੀ ਕਿਹਦੇ ਉੱਪਰ ਲਿਖੀ ਹੈ ਕਿਉਂ ਲਿਖੀ ਹੈ ਇਹ ਭਗਤੀ ਕਦੇ ਵਿਚਾਰੀ ਹੋਣੀ ਪੜੀ ਹੈ ਵਿਚਾਰੀ ਹੋਣੀ ਕਦੇ ਵਿਖਿਆ ਅਮਰਤ ਇੱਕ ਹੈ ਸਰੀਰ ਦੇ ਪੀਣ ਵਾਲੇ ਅਮਰਤ ਸਾਰੇ ਵਿਖਿਆ ਨੇ ਜੋ ਜੀਜ ਪੀ ਕੇ ਹਜਮ ਹੋ ਗਈ ਵਿਖਿਆ ਬਣ ਗਈ ਦੁੱਧ ਅਸੀਂ ਪੀ ਲਿਆ ਉਹਦਾ ਬਣਿਆ ਕੀ ਵੇਖਿਆ ਹੁਣ ਕੀ ਹੁਣ ਦੁੱਧ ਅਮਰਤ ਹੈ ਦੁੱਧ ਅਮਰਤ ਹੈ ਹਮਾਰੀ ਭਾਸ਼ਾ ਚ ਬੱਚੇ ਨੇ ਡੰਗਰਾਂ ਦੇ ਜਿਨ੍ਹਾਂ ਦੇ ਦੁੱਧ ਖਾਲੀ ਤੋਂ ਚੁੰਗਦੇ ਨੇ ਉਹਨਾਂ ਦੇ ਜਿਹੜੇ ਡਾਂਸਾ ਕਹਿੰਦੇ ਸੀ ਉਹਨੂੰ ਗੋਬਰ ਨੂੰ ਜ਼ਿਆਦਾ ਬਦਬੂ ਹੁੰਦੀ ਹੈ ਸਭ ਤੋਂ ਜ਼ਿਆਦਾ ਬਦਬੂ ਹੁੰਦੀ ਇਹਦਾ ਮਤਲਬ ਅਪਰਤ ਜ਼ਿਆਦਾ ਬਦਬੂ ਛੱਡਦਾ ਹੈ ਅੰਮ੍ਰਿਤ ਦੀ ਜ਼ਿਆਦਾ ਬਦਬੂਦਾਰ ਚੀਜ਼ ਬਚੀ ਜੇ ਪੱਠੇ ਖਾਂਦਾ ਫਿਰ ਨਹੀਂ ਹੁੰਦੀ ਬਦਬੂ ਉਹ ਤਾਂ ਪਾਥੀ ਬਣਾ ਲੈਂਦੇ ਉਹ ਤਾਂ ਗੋਹਾ ਵੀ ਹੋਰ ਸ਼ੁੱਧ ਸਮਝਦੇ ਨੇ ਲਿਪੜ ਦੇ ਕੰਮ ਉਹਦੇ ਉਹਦੇ ਨਾਲ ਹੀ ਬੋਲੇ ਬਲਾ ਐਵੇਂ ਨੇ ਬਾ ਅਸਲ ਜੋ ਬੁੱਧੀ ਉਹ ਸਾਡੇ ਕੋਲ ਹੈ ਨਹੀਂ ਵਿਚਾਰਨ ਵਾਲੀ ਗੁਰਬਾਣੀ ਨੂੰ ਪੜਨ ਵਾਲੀ ਉਹ ਬੁੱਧੀ ਸਾਡੇ ਕੋਲ ਹੈ ਨਹੀਂ ਵਿਚਾਰਨ ਵਾਲੀ ਤਾਂ ਕਿਤੇ ਨੂੰ ਤਾਂ ਪੜਨ ਵਾਲੀ ਬੁੱਧੀ ਵੀ ਹੈ ਨਹੀਂ ਗੁਰਬਾਣੀ ਨੂੰ ਪੜਨ ਜੋਗੀ ਬੁੱਧੀ ਵੀ ਨਹੀਂ ਸਿੱਖਾਂ ਕੋਲ ਹੈ ਹਰੇਕ ਕੋਲ ਹੁੰਦੀ ਇਹ ਵੀ ਕਿਸੇ ਬਿਰਲੇ ਕੋਲ ਹੁੰਦੀ ਹੈ ਪੜਨ ਵਾਲੀ ਬੁੱਧੀ ਇਹਨੂੰ ਪੜਨ ਵਾਲੀ ਉਹ ਮਹਿਜ਼ ਤਾਂ ਇਹ ਕਹਿੰਦੇ ਨੂੰ ਸੰਥਿਆ ਨਾ ਪੜੋ ਇਹ ਪੜਨੀ ਨਹੀਂ ਚਾਹੀਦੀ ਸੰਥਿਆ ਦੇ ਬਗੈਰ ਜੇ ਸੰਥਿਆ ਦੇ ਬਗੈਰ ਪੜ ਲਵੇ ਹੋਰੇ ਕੁਝ ਬਣ ਜਾਂਦਾ ਇਹਦਾ ਜਿਵੇਂ ਅਣਜਾਣ ਡਾਕਟਰ ਦੇ ਚਲੇ ਗਿਆ ਪਰ ਡਾਕਟਰ ਉੱਥੇ ਹੈ ਨਹੀਂ ਆਪੇ ਦਵਾਈ ਖਾ ਲਾਂਗੇ ਮਰਾਂਗੇ ਫਿਰ ਜੇ ਤੁਸੀਂ ਮਰਨਾ ਕੋਈ ਦਵਾਈ ਆਪੇ ਲੈ ਲਓ ਆਪਣੀ ਬਿਮਾਰੀ ਦੀ ਜਿਹੜੇ ਆਪਣੇ ਆਪ ਬਾਣੀ ਪੜਦੇ ਨੇ ਉਹ ਵਰਤਾਂ ਗਏ ਉਹ ਡਾਕਟਰ ਵੀ ਸੀਗੇ ਆਪਣੇ ਆਪ ਦਵਾਈ ਖਾ ਲਈ ਉਹਨੂੰ ਵਰਗੇ ਹੋਰ ਬਿਮਾਰੀਆਂ ਵੱਧ ਗਈਆਂ ਐਸੀਆਂ ਵੱਧ ਗਈਆਂ ਜਿਹੜੀਆਂ ਹੁਣ ਛੁੱਟਦੀਆਂ ਹੀ ਨਹੀਂ ਉਹਨਾਂ ਤੇ ਬਿਮਾਰੀ ਹਟਾਉਣ ਗਏ ਤੇ ਤੰਦਰੁਸਤ ਹੋਣ ਲੈ ਤੇ ਬਿਮਾਰੀਆਂ ਲਾ ਕੇ ਆ ਗਏ ਬਿਮਾਰੀ ਹੋਰ ਦੀ ਦਵਾਈ ਹੋਰ ਖਾ ਲਈ ਕਿਹਾ ਆ ਕੁਝ ਹੋਰ ਦੀ ਬਾਣੀ ਸਮਝ ਕੁਝ ਹੋਰ ਲਿਆ ਇਹਨਾਂ ਨੇ ਵਿਖਿਆ ਸਮਝਿਆ ਅਮਰਤ ਨੂੰ ਪਹਿਲਾਂ ਤਾਂ ਪਹੌੜ ਨੂੰ ਜਿਹੜਾ ਅਮਰਤ ਇਹਨਾਂ ਨੇ ਮੰਨਿਆ ਇਹ ਗਲਤੀ ਕੀਤੀ ਪਹਿਲੀ ਗਲਤੀ ਇਹ ਕੀਤੀ ਅਮਰਤ ਤਾਂ ਛੱਤੀ ਪਹਿਲੇ ਲਿਖੇ ਨੇ ਬਾਣੀ 'ਚ ਇੱਕ ਹੋਰ ਹੋ ਗਿਆ ਸੀ ਜਿਹੜੇ ਅਮਰਤ ਬੰਨੇ ਨੇ ਸਰੀਰ ਦੇ ਖਾਣ ਵਾਲੇ ਪੀੜ ਵਾਲੇ ਉਹ ਅਮਰਤਾਂ ਨੂੰ ਬਹੁਤ ਹੀ ਉਹ ਅੰਮ੍ਰਿਤ ਬਾਣੀ ਉਹਨਾਂ ਨੂੰ ਅੰਮ੍ਰਿਤ ਨਹੀਂ ਬੰਦੀ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾ ਹੈ ਨਾਨਕ ਦਾ ਅੰਮ੍ਰਿਤ ਇੱਕ ਬੰਦਾ ਦੂਜਾ ਅੰਮ੍ਰਿਤ ਬੰਦਾ ਹੀ ਨਹੀਂ ਇਹਦਾ ਮਤਲਬ ਉਹਨਾਂ ਦੇ ਅੰਮ੍ਰਿਤ ਸਾਰੇ ਝੂਠੇ ਨੇ ਛੱਤੀ ਅੰਮ੍ਰਿਤ ਸਾਰੇ ਝੂਠੇ ਨੇ ਛੱਤੀ ਦਾ ਮਤਲਬ ਨਹੀਂ 36 ਨਹੀਂ ਹੁੰਦਾ ਜਿੰਨਾ ਖਾਣ ਵਾਲੀਆਂ ਚੀਜ਼ਾਂ ਨੇ ਸਭ ਅੰਮ੍ਰਿਤ ਨੇ ਭਾਈ ਆਪਾਂ ਨੇ ਤੇ ਨੇ ਸਾਰੇ ਜੀਵ ਨੇ ਸਾਰੇ ਜੀਵਾਂ ਨੂੰ ਅੰਮ੍ਰਿਤ ਨੇ ਸੱਪ ਸੱਪ ਨੂੰ ਖਾ ਕੇ ਆਦਮ ਕਰ ਜਾਂਦਾ ਉਹਦੇ ਵਾਸਤੇ ਉਹੀ ਬਣਦਾ ਉਹਦੀ ਜਾਨ ਬਚ ਗਈ ਬੱਕਰੀ ਬੱਕਰੀ ਅੱਖ ਖਾ ਜਾਂਦੀ ਹੈ ਸਾਡੇ ਵਾਸਤੇ ਜ਼ਹਿਰ ਉਹਦੇ ਵਾਸਤੇ ਅਮਰਤ ਹੈ ਇਹ ਜਿਹੜੇ ਅਮਰਤ ਲੈ ਨੇ ਨਾ ਇਹਨਾਂ ਨੇ ਬੰਦੇ ਹੋਏ ਪੰਡਤ ਦੇ ਬੰਦੇ ਹੋਏ ਉਹਨਾਂ ਨੂੰ ਗੁਰਬਾਣੀ ਬੇਖ ਕਹਿ ਲਈ ਹੈ ਸੰਸਾਰੀ ਆਦਮੀਆਂ ਦੇ ਅੰਮ੍ਰਿਤ ਗੁਰਬਾਣੀ ਦੀ ਭਾਸ਼ਾ 'ਚ ਵਿਖਦੇ ਸਾਰੇ ਸੰਸਾਰੀ ਗੁਰੂ ਨੇ ਕਿਹਾ ਪਹੋੜਾ ਅਸੀਂ ਕਿਹਾ ਅੰਮ੍ਰਿਤ ਇੱਥੋਂ ਬਰੇ ਅਸੀਂ ਇੱਥੋਂ ਬਥੇ ਆ ਜਿਹੜਾ ਨਾਮ ਅੰਮ੍ਰਿਤ ਇਹ ਛੁੱਟ ਗਿਆ ਛੁੱਟੇ ਜਾਣਾ ਸੀ ਅੰਮ੍ਰਿਤ ਪੀਵੇ ਮਨ ਹੋਏ ਇਹਦੀ ਫੇ ਲੋੜ ਕੀ ਰਹੇਗੀ ਇਹ ਅੰਮ੍ਰਿਤ ਦਾ ਜ਼ਿਕਰ ਨਹੀਂ ਆ ਰਿਹਾ ਹੁਣ ਕਿਤੇ ਇਹਦਾ ਜ਼ਿਕਰ ਕਿਉਂ ਛੁੱਟ ਗਿਆ ਪੀ ਜੋ ਲਿਆ ਅੰਮ੍ਰਿਤ ਇਹ ਸਾਡੇ ਆਪਣੇ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਨੇ ਨਾ ਉਹੀ ਪੇਸ਼ ਪਈਆਂ ਹੋਈਆਂ ਨੇ ਸਾਡੇ ਬਹੁਤੇ ਸਿਆਣੇ ਬਣ ਗਏ ਨਾ ਬਹੁਤੇ ਸਿਆਣੇ ਬਣ ਗਏ ਬਹੁਤ ਸਿਆਣ ਜਬ ਕਾ ਭੌਤਾ ਫਿਰ ਵਿਆਪਣਾ ਹੀ ਸੀ ਭਰਮ ਤੇ ਜ਼ਿਆਦਾ ਕਰ ਗਏ ਭਰਮ ਦੇ ਪੜਦੇ ਜ਼ਿਆਦਾ ਪੈ ਗਏ ਸ਼ਬਦ ਸਵਾਰੀ ਸਾਚ ਪਿਆਰੀ ਜੇ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਸ਼ਬਦ ਹੈ ਇਹਦੇ ਨਾਲ ਸਿਮਰ ਜਵੇ ਬੁੱਧੀ ਇਹਨੂੰ ਮੰਨ ਲਵੇ ਤਾਂ ਸਿਮਰੇ ਆਪਣੇ ਆਪ ਜਿ ਸੁਧਾਰ ਕਰ ਲਵੇ ਆਪਣੀਆਂ ਆਦਤਾਂ ਠੀਕ ਕਰ ਲਵੇ ਕੁਰਬਾਨੀ ਨੂੰ ਵੱਢ ਕੇ ਸਾਚ ਸਵਾਰੀ ਸ਼ਬਦ ਸਵਾਰੀ ਸ਼ਬਦ ਸਵਾਰੀ ਸਾਚ ਪਿਆਰੀ ਬਸ ਫਿਰ ਸੱਚ ਦੀ ਜਿਹੜਾ ਖਸਮ ਹੈ ਨਾ ਸੱਚ ਉਹਦੀ ਪਿਆਰੀ ਹੈ ਫਿਰ ਸਮਝੋ ਉਹ ਇਹਨੂੰ ਫਿਰ ਫੇਰ ਪਿਆਰ ਕਰ ਸਾਈ ਸੁਹਾਗਣ ਠਾਕੁਰ ਧਾਰੀ ਸਾਈ ਸੁਹਾਗਣ ਠਾਕੁਰ ਧਾਰੀ ਠਾਕੁਰ ਜਿਹੜਾ ਸੱਚ ਹੈ ਇਹਨੂੰ ਧਾਰਨ ਕਰੇ ਜੇ ਫਿਰ ਸੁਹਾਗਣ ਜੇ ਮਾਇਆ ਧਾਰੀ ਹੋ ਦੇਖੋ ਇੱਕ ਮਾਇਆ ਧਾਰੀ ਹੈ ਠਾਕੁਰ ਧਾਰੀ ਮਾਇਆ ਧਾਰੀ ਕੀ ਹੈ ਮਨ ਜੇ ਮਨ ਦੀ ਮੰਨਣ ਵਾਲੀ ਮਨਮੁਖੀ ਆ ਮਾਇਆਧਾਰੀ ਅੰਤਰਾਤਮਾ ਦੀ ਆਵਾਜ਼ ਮੰਨਣੀ ਸ਼ੁਰੂ ਕਰਤੀ ਉਦਣੇ ਜਾਗਰਤਾਰੀ ਪਰ ਇੱਥੋਂ ਦੋ ਰਸਤੇ ਹੋ ਜਾਣਗੇ ਅੰਤਰਾਤਮਾ ਦੀ ਆਵਾਜ਼ ਤੇ ਚੱਲੂ ਠਾਕੁਰ ਧਾਰੀਆ ਠਾਕੁਰ ਵੱਲ ਨੂੰ ਚੱਲ ਪੈਣਾ ਰਸਤਾ ਤੇ ਉਹ ਦੂਏ ਪਾਸੇ ਤਾਂ ਹੈਗਾ ਹੀ ਆ ਇੱਥੋਂ ਲਾਈਨ ਬਦਲਦੀ ਹੈ ਮਾਇਆ ਧਾਰੀ ਤੋਂ ਠਾਕੁਰ ਧਾਰੀ ਹੁਣ ਮਾਇਆ ਧਾਰੀ ਅਤਰਨਾ ਹੋਣਾ ਜੇ ਅੰਤਰਾਤਮਾ ਦੀ ਆਵਾਜ਼ ਨੂੰ ਸੁਣੇ ਇਹਦਾ ਅੰਨਾ ਬੋਲਾਪਣ ਦੂਰ ਹੋਵੇ ਫਿਰ ਗੁਰਬਾਣੀ ਦੀ ਸਮਝ ਆਉਣ ਲੱਗਣੀ ਹੈ ਇਤੋਂ ਸਟਾਰਟ ਹੈ ਦੂਏ ਪਾਸੋਂ ਲੈ ਹੈ ਬਦਲੀ ਗਿਆ ਜੋ ਅੰਨਾ ਬੋਲਾਪਣ ਤਾਂ ਚਲਾ ਗਿਆ ਨਾ ਫਿਰ ਧਿਆਨ ਨਾਲ ਪੜੂ ਅੰਨਾ ਹੋ ਕੇ ਪੜਦਾ ਨਹੀਂ ਬੋਲਾ ਹੋ ਕੇ ਸੁਣਦਾ ਨਹੀਂ ਬੋਲੇ ਨੂੰ ਕਹੀਦਾ ਕੁਝ ਹੈ ਸਮਝਦਾ ਕੁਝ ਹੈ ਡੋਲਤ ਡੋਲਤ ਹੈ ਸਖੀ ਫਾਟੇ ਚੀਰ ਸ਼ਿੰਗਾਰ ਹੁਣ ਠਾਕੁਰਦਾਰੀ ਹੈ ਜਿਹੜੀ ਪਹਿਲਾਂ ਸੀ ਡੋਲਣ ਦੀ ਗੱਲ ਡੋਲਣਾ ਠੀਕ ਨਹੀਂ ਹੈ ਡੋਲਣ ਦੇ ਵਿੱਚ ਨੁਕਸਾਨ ਹੈ ਠਾਕੁਰ ਦੇ ਨਾਲ ਜੁੜਨਾ ਮਨੁਆ ਨੂੰ ਰੱਖਣਾ ਹੈ ਠਾਕੁਰ ਮਨੁਆ ਠਾਕੋ ਮਨੁਆ ਰੱਖੋ ਠਾਏ ਯਾਨੀ ਮਨ ਨੂੰ ਠਕਾ ਟਿਕਾਉਣ ਦੀ ਗੱਲ ਚੱਲਦੀ ਪਰ ਜੇ ਨਹੀਂ ਟਿਕਾਉਣਾ ਤਾਂ ਅਗਲੀ ਪੌੜੀ ਹੈ ਦੌਲਤ ਦੌਲਤ ਹੈ ਸਖੀ ਫਾਟੇ ਚੀਰ ਸ਼ਿੰਗਾਰ ਪਰ ਜੇ ਨਹੀਂ ਮੰਨਣੀ ਇਹ ਗੱਲ ਤਾਂ ਕਹਾਂ ਦੀ ਗੱਲ ਕੀ ਹੈ ਸੁਣ ਲੈ ਸਾਰੇ ਜਨਮ ਦੇ ਵਿੱਚ ਡੋਲਦੀ ਹਣ ਇਹ ਫਿਰਦੀ ਰਹੀ ਹੈ ਸਾਰੇ ਜਨਮ ਫਿਰ ਤੁਰ ਕੇ ਹੀ ਕੱਟੇ ਨੇ ਦੌਲਤ ਦੌਲਤ ਹੈ ਸਖੀ ਫਾਟੇ ਚੀਰ ਸ਼ਿੰਗਾਰ ਜਿੰਨੇ ਵੀ ਚੀਰੇ ਤੈ ਧਾੜ ਕੀਤੇ ਨੇ ਸਰੀਰ ਸ਼ਿੰਗਾਰ ਵਧੀਆ ਵਧੀਆ ਸਾਰੇ ਫਟ ਗਏ ਇੱਕ ਵਾਰੀ ਕਪੜਾ ਬਚਿਆ ਬਚਿਆ ਕੋਈ ਪਿਛਲੇ ਕਿੱਥੇ ਗਏ ਬਚਣਾ ਇਹ ਵੀ ਨਹੀਂ ਇਹ ਵੀ ਨਹੀਂ ਬਚਣਾ ਪਿਛਲਾ ਨਹੀਂ ਕੋਈ ਬਚਿਆ ਇਹ ਵੀ ਨਹੀਂ ਬਚਣ ਜਿੰਨੇ ਸਰੀਰ ਵੀ ਫਟ ਜਾਣ ਜਿੱਦੇ ਪਿੱਛੇ ਸਰੀਰ ਧਾਰਨ ਕਰਨ ਕਿੱਥੇ ਨੇ ਹੋ ਕਿੱਥੇ ਗਏ ਹੈ ਕੋਈ ਕੋਲ ਇੱਥੇ ਦਾ ਪੁਰਾਣੇ ਵੀ ਰੱਖ ਲੈਂਦੇ ਪੁਰਾਣੇ ਦਿਖਾਓ ਕਿਹਦੇ ਕੋਲ ਸਭ ਫੜੇ ਗਏ ਚੀਰ ਸਕਾਰ ਜਿੰਨਾ ਡੋਲਦੀ ਫਿਰਦੀ ਰਹੀ ਤੇ ਉਹ ਬਚਿਆ ਵੀ ਘਟਿਆ ਕੀ ਤਾਂ ਦਿਖਾ ਸਰੀਰ ਵਾਸਤੇ ਕੀਤਾ ਸਰੀਰ ਤਾਂ ਦਿਖਾ ਇੱਕ ਬਚਿਆ ਹੋਇਆ ਸਵਾਹ ਵੀ ਦਿਖਾ ਉਹਦੀ ਤੇਰੇ ਕੋਲ ਹੈ ਕੀ ਇਤੋਂ ਹੁਣ ਜ਼ਿਆਦਾ ਕੀ ਕਰ ਤੂੰ ਦਿਖਾ ਉਹਦੀ ਕੋਈ ਨਿਸ਼ਾਨੀ ਉਹ ਦਿਖਾ ਯਾ ਤੂੰ ਇਹੀ ਦਿਖਾ ਮੇਰਾ ਫਲਾਣਾ ਜਨਮ ਸੀ ਪਿਛਲਾ ਇਹੀ ਦੱਸ ਦੇ ਯਾਦ ਵੀ ਨਹੀਂ ਤੂੰ ਕੀ ਹੈ ਉਹਦੀ ਸ਼ਕਲ ਵੀ ਯਾਦ ਨਹੀਂ ਸਹਿਲ ਦੇ ਵਿੱਚ ਬਰੀ ਹੈ ਵੀ ਇਹ ਜਾਂ ਸੀ ਕੌਣ ਸੀ ਕਿੱਥੇ ਸੀ ਫਿਰ ਉਸ ਗੱਲ ਦੀ ਮਤਲਬ ਹੈ ਜੱਫੀ ਪਾਈ ਹੈ ਜਿਹਦਾ ਬਾਅਦ ਪਤਾ ਵੀ ਨਹੀਂ ਰਹਿੰਦਾ ਦੂਜੇ ਜਨਮ ਆਪਣਾ ਕੌਣ ਸੀ ਪ੍ਰਾਇਆ ਕੌਣ ਸੀ ਡਾਹ ਪਣੀ ਤਨ ਸੁਖ ਨਹੀਂ ਬਿਨ ਬਿਨਠੀ ਡਾਹ ਡਾਹ ਪਣੀ ਤਨ ਢਾਹ ਪਣੇ ਤਨ ਸੁਖ ਨਹੀਂ ਹਾਂ ਢਾਹ ਪੜੇ ਤਨ ਜਿਹੜਾ ਤਨ ਢਹਿਣ ਵਾਲਾ ਢੇਰੀ ਹੋ ਜਾਣ ਵਾਲਾ ਢਹਿ ਕੇ ਇਹ ਤਨ ਨੂੰ ਤਨ ਬਣਾਈ ਬੈਠੀ ਹੈ ਇਹ ਤਨ ਧਾਰਨ ਕੀਤਾ ਹੈ ਤੇਰਾ ਢਾਹ ਪੜੀ ਤਨ ਤਨੀ ਡੱਡੇ ਨਾਲ ਹਾਂ ਢਾਹ ਢਹਿ ਜਾਣਾ ਮਤਲਬ ਹੈ ਢਾਹ ਪਣੀ ਹਾਂ ਤਨ ਸੁਖ ਨਹੀਂ ਬਿਨਾਂ ਢੇਰੀ ਹੋ ਜਾਣਾ ਨਾ ਤਨ ਜਿੰਨਾ ਜਰੇ ਤਨ ਤੈਨੂੰ ਬਣਨਗੇ ਸੁਖ ਨਹੀਂ ਬਣਨਾ ਹੋਰ ਤਨ ਬਣ ਜੂਗਾ ਠੀਕ ਹੈ ਜੀ ਇਹਦੇ ਬਾਅਦ ਚੀਰ ਹੋਰ ਮਿਲ ਜੂਗਾ ਪਰ ਸੁਖ ਵੀ ਨਹੀਂ ਹੈ ਜੇ ਇਹ ਜ ਸੁਖ ਨਹੀਂ ਤਾਂ ਸੁਖ ਉਹ ਵੀ ਨਹੀਂ ਜਿੰਨਾ ਜਿਹੜਾ ਸਰੀਰ ਆਇਆ ਸਾ ਇਹ ਨਾ ਨਾਸਵੰਤ ਸਰੀਰ ਨਹੀਂ ਹੋਣ ਵਾਲਾ ਤਾਂ ਹੈ ਜਿੰਨਾ ਚਿਰ ਆ ਨਹੀਂ ਹੋਣ ਵਾਲਾ ਤਾਂ ਹੈ ਜਿੰਨਾ ਜਰ ਇਹ ਤਨ ਮਿਲਦੇ ਰਹਿਣਗੇ ਇਹਦੇ ਵਿੱਚ ਸੁਖ ਨਹੀਂ ਮਿਲਣਾ ਜਿੰਨੇ ਵਰਜੀ ਤਨ ਬਦਲਦਾ ਚਾਹੇ ਰਾਜਾ ਬਣ ਪਖਾਰੀ ਬਣ ਜੋ ਮਰਜੀ ਬਣ ਹੰਸ ਬਣ ਜਾ ਬੁੱਤੀ ਚੁਗਲਾ ਜੋ ਮਰਜੀ ਬਣਦਾ ਇਹ ਮਿੱਟੀ ਦੇ ਸਰੀਰ 'ਚ ਸੁਖ ਨਹੀਂ ਹੈ ਤਨ ਸੁਖ ਨਹੀਂ ਦਹ ਪਣੀ ਤਨ ਸੁਖ ਨਹੀਂ ਬਿਨ ਡਰ ਬਿਨ ਠੀ ਡਰ ਇਸ ਡਰ ਤੋਂ ਬਿਨ ਇਹ ਭੈ ਜੇ ਨਹੀਂ ਪੈਦਾ ਹੋਈ ਵੀ ਸੁਖ ਨਹੀਂ ਹੈ ਇਹ ਭੈ ਜੇ ਨਹੀਂ ਬਣਿਆ ਡਾਰ ਦੀ ਡਾਰ ਇਹ ਨਾਲ ਸੰਬੰਧ ਹੋ ਜਾਂਦੀ ਹੈ ਪੂੜ ਡੋਬੇ ਪੂਰਾ ਦੇ ਪੂਰੇ ਡੁੱਬੀ ਜਾਂਦੇ ਡਾਰ ਦੀ ਡਾਰ ਗ੍ਰਿੰਟੀ ਡਾਰ ਡਾਰ ਦੀ ਡਾਰ ਇਹ ਨਾਸ ਹੋਈ ਬਰੀ ਜਾਂਦੇ ਨੇ ਸਰੀਰਾਂ ਦਾ ਨਾਸ ਹੋਈ ਜਾਂਦਾ ਕੋਈ ਨਹੀਂ ਸੁਣਦਾ ਕੋਈ ਨਹੀਂ ਬੋਲਦਾ ਸੱਚਖੰਡ ਦੇ ਵਿੱਚੋਂ ਆ ਗਿਆ ਵੀ ਆ ਹੋ ਰਿਹਾ ਕੋਈ ਨਹੀਂ ਸੁਣ ਰਿਹਾ ਅੰਨੇ ਬੋਲੇ ਰਹਿਣਾ ਕੋ ਰੌਲਾ ਪੈ ਰਿਹਾ ਸੁਣਦਾ ਕੋਈ ਨਹੀਂ ਦਰਪ ਮੂਹੀ ਘਰ ਆਪਣੇ ਡਿਠੀ ਕੰਤ ਸਜਾਣ ਜੇ ਡਰ ਗਈ ਘਰ ਆਪਣੇ ਦਰਪ ਮੂਹੀ ਘਰ ਆਪਣੇ ਜੇ ਡਰ ਗਈ ਭਲਾ ਇਸ ਗੱਲ ਤੋਂ ਵੀ ਭਾਈ ਆ ਗੁਰਬਾਣੀ ਤਾਂ ਐ ਕਹਿੰਦੀ ਹੈ ਜੇ ਦਾ ਡਰ ਮੰਨ ਲਿਆ ਤਾਂ ਆਪਣੇ ਘਰ ਜਾ ਕੇ ਮਰ ਜਾਂਦੀ ਹੈ ਜਦ ਆਪਣੇ ਘਰ ਆਉਂਦੀ ਹੈ ਸਰੀਰ ਬਾਹਰ ਰਹਿ ਜਾਂਦਾ ਹੈ ਇਹ ਤਾਂ ਪ੍ਰਾਇਆ ਘਰ ਦਾ ਸਰੀਰ ਹੈ ਨਾਲ ਹੀ ਜਾਂਦਾ ਉੱਥੇ ਜਦ ਆਪਣੇ ਘਰ ਜਾਣਾ ਸਰੀਰ ਬਾਹਰ ਰਹਿ ਜਾਣਾ ਹੋਈ ਬਸ ਸਰੀਰ ਛੱਡਿਆ ਹੀ ਵਰਗੀ ਆਪਣੇ ਘਰੇ ਨੇ ਬਰੇ ਤੋਂ ਪਹਿਲਾਂ ਜਾਣਾ ਹੀ ਨਹੀਂ ਬਲਕਿ ਦਰਵਾਜ਼ੇ ਤੇ ਹੀ ਬਰੇ ਤੇ ਜਾਣਾ ਰੋਜ਼ ਇੱਥੇ ਹੀ ਮਰ ਜਾਂਦਾ ਇੱਥੇ ਜਦ ਹੁੰਦਾ ਨਾ ਆ ਚੇਤਨਾ ਇੱਥੇ ਹੁੰਦੀ ਹੈ ਸਾਹਮਣੇ ਚ ਆ ਥੱਲੇ ਆ ਇੱਥੇ ਦਾ ਆਇਦਾ ਤੇ ਗੁਲ ਦਾ ਫਰਕ ਹੈ ਕੋਲ ਇੱਥੇ ਤੱਕ ਹੁੰਦੀ ਤੈਨੂੰ ਪੜ ਜਾ ਮਰ ਜਾਂਦਾ ਬੇਹੋਸ਼ ਹੋ ਜਾਂਦਾ ਐ ਥੱਲੇ ਜੇ ਘੁੱਟ ਥੱਲੇ ਜਾਂਦੀ ਹੈ ਨਾ ਆਪਣੀ ਇੱਥੋਂ ਥੱਲੇ ਨਹੀਂ ਤਰ ਹੈਗੀ ਇੱਥੇ ਹੀ ਚੇਤਨ ਇਹ ਵਿਚਾਲੇ ਵਿਚਾਲੇ ਬੇਹੋਸ਼ ਹੋ ਜਾਂਦਾ ਸੁਪਨਾ ਜਿਹੜਾ ਦਾ ਇੱਥੇ ਚੇਤਨ ਰਹਿੰਦੀ ਹੈ ਕੁਝ ਇੱਥੋਂ ਕਾਂ ਟੱਚ ਕਰਦੀ ਰਹਿੰਦੀ ਉਹਨੇ ਜੋਗੀਆਂ ਨੇ ਚੱਕਰ ਬਣਾਏ ਨੇ ਚੇਤਨਾ ਦੇ ਹੂੰ ਉਹੀ ਹੈ ਉਸ ਚੱਕਰ ਦੇ ਵਿੱਚ ਥੋੜੀ ਜਿਹੀ ਚੇਤਨਾ ਵੱਜ ਜਾਂਦੀ ਹੈ ਸਾਰੀ ਥੱਲੇ ਨਹੀਂ ਹੁੰਦੀ ਉਹ ਟੱਚ ਕਰੀ ਜਾਂਦੀ ਹੈ ਉੱਤੇ ਦਰਪ ਬੁਈ ਘਰ ਆਪਣੇ ਜਿਹੜਾ ਨੇ ਕਹਿੰਦਾ ਬਰੂ ਤੋਂ ਹਰ ਕੈ ਦਵਾਰ ਸਰੀਰ ਛੱਡ ਕੇ ਸਭ ਕੁਝ ਛੱਡ ਕੇ ਤੇ ਭਰੋਸੇ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਛੱਡ ਕੇ ਆਪਣੇ ਘਰ ਆ ਗਿਆ ਗੁਰ ਸੰਸਾਰ ਛੱਡਿਆ ਜਿਹੜੇ ਸੰਸਾਰ ਛੱਡਤਾ ਜੇ ਡਰ ਮੰਨ ਲਿਆ ਡਰ ਤੇ ਬਿਨਾ ਭਗਤੀ ਨਹੀਂ ਹੁੰਦੀ ਬਿਨ ਭੈ ਭਗਤ ਨੂੰ ਹੋਏ ਔਰ ਬਰੇ ਮਨ ਮਾਰੇ ਦੇ ਬਿਨਾ ਭਗਤੀ ਨਹੀਂ ਹੁੰਦੀ ਮਨ ਮਾਰੇ ਦੇ ਬਿਨਾ ਪੜ੍ਹਾਈ ਨਹੀਂ ਹੁੰਦੀ ਮਨ ਮਾਰੇ ਦੇ ਬਿਨਾ ਕਮਾਈ ਨਹੀਂ ਹੁੰਦੀ ਕੋਈ ਕੰਮ ਨਹੀਂ ਹੁੰਦਾ ਮਨ ਮਾਰੇ ਦੇ ਬਿਨਾ ਹੁੰਦਾ ਮਨ ਨੂੰ ਮਾਰ ਕੇ ਬੈਠਣਾ ਪੈਂਦਾ ਦਰਪ ਮੂਹੀ ਘਰ ਆਪਣੇ ਹਾਂ ਹਾਂ ਤੁਸੀਂ ਜੇ ਡਰ ਮੰਨ ਲਿਆ ਇਸ ਗੱਲ ਦਾ ਫੇਰ ਆਪਣੇ ਘਰ ਜਾ ਕੇ ਡੀਠੀ ਕੰਤ ਸਜਾਨ ਆਪਣੇ ਘਰ ਟੇਕ ਕੇ ਬਹਿ ਜਾਂਦੀ ਹੈ ਟੇਕ ਕੇ ਬਹਿ ਗਈ ਸਮਝੋ ਬਸ ਟਿਕਿਆ ਹੋਇਆ ਮਨ ਮਰਿਆ ਹੋਇਆ ਜੇ ਮਨ ਸੁਰਤ ਟਿਕ ਗਈ ਤਾਂ ਸੁਰਤ ਮਰ ਗਈ ਦਰਪ ਮੂਹੀ ਜੇ ਬਰੀਆ ਫਿਰ ਆਪਣੇ ਘਰ ਬਾਤ ਹੀ ਵਰਦੀ ਹੈ ਮੂਹੀ ਘਰ ਆਪਣੇ ਘਰ ਆਪਣੇ ਡੀਠੀ ਕੰਤ ਸੁਜਾਨ ਫੇਰ ਜਿਹੜਾ ਸੁਜਾਨ ਕਰਦਾ ਉਹ ਫਿਰ ਦੇਖ ਵੀ ਲੈਂਦਾ ਕਿਉਂ ਅਸਲ ਦੇ ਵਿੱਚ ਜਾ ਕੇ ਉਹਦੇ ਸਾਹਮਣੇ ਦਰਾਂ ਦੇ ਮਰਨਾ ਪੈਣਾ ਤਾਂ ਉਹਨੇ ਦੇਖਣਾ ਇੱਥੇ ਉਹ ਬਾਹਰ ਤਾਂ ਆਉਂਦਾ ਹੀ ਨਹੀਂ ਡੀਠੀ ਕੰਤ ਸੁਜਾਨ ਸੁਜਾਨ ਕੰਤ ਨੇ ਦੇਖ ਲਈ ਹਾਂ ਡਰ ਰੱਖਿਆ ਗੁਰ ਆਪਣਾ ਨਿਰਭਉ ਨਾਮ ਵਖਾਣ ਫਿਰ ਜੇ ਆਪਣੇ ਗੁਰ ਦਾ ਡਰ ਰੱਖਿਆ ਕੀ ਡਰ ਰੱਖਿਆ ਵੀ ਬੋਲਣਾ ਉਹ ਹੈ ਜਿਹੜਾ ਬੁਲਾਵੇ ਜੈਸੀ ਮੈਂ ਆਪ ਖਸਮ ਕੀ ਬਾਣੀ ਤੈਸ ਰਤ ਨਹੀਂ ਗਿਆਨ ਵੇ ਲਾ ਲੋ ਇਹਦਾ ਡਰ ਰੱਖ ਕੇ ਇਹਦਾ ਡਰ ਰੱਖ ਕੇ ਜੇ ਇਹਦਾ ਡਰ ਰੱਖਦਾ ਫਿਰ ਚੁੱਪ ਹੁੰਦਾ ਨਹੀਂ ਚੁੱਪ ਨਹੀਂ ਹੋਦਾ ਚੁੱਪ ਨਹੀਂ ਰਹੀ ਚੁੱਪ ਚੁੱਪਣਾ ਬੜਾ ਔਖਾ ਹੂੰ ਬੜਾ ਗਿਆਨ ਬੜਾ ਗਿਆਨ ਲੈ ਕੇ ਭਜਦਾ ਬਹੁਤ ਛੇਤੀ ਹੈ ਨਿਆਣੇ ਨਹੀਂ ਕਹਿੰਦੇ ਨਿਆਣੇ ਨਹੀਂ ਦੇਖਦੇ ਉਹ ਕਹਿੰਦੇ ਮੇਰੀ ਗੱਲ ਸੁਣ ਸੁਣ ਤੋਂ ਪਤਾ ਹੀ ਕੁਝ ਨਹੀਂ ਹਾਜ਼ਰ ਨਹੀਂ ਨਾ ਹੁੰਦੀ ਡਰ ਰੱਖਿਆ ਗੁਰ ਆਪਣਾ ਨਿਰਭਉ ਨਾਮ ਵਖਾਣ ਜੇ ਆਪਣੇ ਗਿਆਨ ਜਿਹੜਾ ਆਪਣਾ ਗਿਆਨ ਆਪਣਾ ਗਿਆਨ ਇਹਦਾ ਡਰ ਰੱਖਣਾ ਵੀ ਇਹ ਜ਼ਰੂਰੀ ਨਹੀਂ ਠੀਕ ਹੋਵੇ ਆਪਣੇ ਗਿਆਨ ਦੀ ਨਹੀਂ ਗੱਲ ਕਰਦੀ ਜਿਹੜਾ ਆਪਣਾ ਗਿਆਨ ਹੈ ਨਾ ਇਹ ਤੋਂ ਡਰਦੇ ਰਹੋ ਇਹ ਕਵੀਆਂ ਨੇ ਇਹ ਜੇ ਕਮੀਆਂ ਨੇ ਇਹਦੀਆਂ ਕਵੀਆਂ ਦੂਰ ਕਰਦੀਆਂ ਰੇ ਇਹ ਭਰਮ ਗਿਆਨ ਹੈ ਸਾਡੇ ਕੋਲ ਭਰਮ ਗਿਆਨ ਕਦੇ ਵੀ ਨਹੀਂ ਇਹਨੂੰ ਕਹਿਣਾ ਵੀ ਠੀਕ ਹੈ ਇਹ ਤਾਂ ਗੁਰਬਾਣੀ ਨਾਲ ਠੀਕ ਕਰਨਾ ਹੈ ਆਪਾਂ ਨੇ ਇਹ ਤਾਂ ਰੋਜ਼ ਸੋਧਣਾ ਇਸੇ ਨੂੰ ਸੋਧ ਰਹੇ ਗੁਰਬਾਣੀ ਨੂੰ ਦੇ ਗਿਆਨ ਨੂੰ ਜਪ ਕੇ ਆਪਣੇ ਵਾਲਾ ਠੀਕ ਕਰਦੇ ਰਹੇ ਗੁਰਬਾਣੀ ਵਾਲਾ ਜਪ ਰਹੇ ਆ ਆਪਣੇ ਨੂੰ ਸੋਧ ਰਹੇ ਸੋਧਤ ਸੋਧਤ ਸੋਧਤ ਸਿਜਿਆ ਕੀ ਸੋਧਿਆ ਗੁਰਬਾਣੀ ਦਾ ਗਿਆਨ ਸੋਧਿਆ ਉਹ ਤਾਂ ਪਹਿਲਾਂ ਹੀ ਸੋਧਿਆ ਆਪਣੇ ਵਾਲਾ ਸੋਧਿਆ ਸੋਧਿਆ ਆਪਣੇ ਵਾਲਾ ਉਹਨੇ ਤਾਂ ਭਲੇਖਾ ਪੈ ਜੀ ਗੁਰਬਾਣੀ ਸ਼ੁੱਧ ਸੀ ਇਹਦਾ ਨਾ ਨਾ ਗੁਰਬਾਣੀ ਵਾਲਾ ਸੋਧਿਆ ਗੁਰਬਾਣੀ ਵਾਲਾ ਤਾਂ ਪਹਿਲਾਂ ਹੀ ਸੋਧਿਆ ਉਹ ਸ਼ੁੱਧ ਸਾਡੇ ਵਾਲਾ ਨਹੀਂ ਹੈ ਇਹਦੇ ਨਾਲ ਹੈ ਉਹ ਆਪਣੀਆਂ ਆਪਣੀਆਂ ਮਤਾਂ ਆਪਣੇ ਗਲਤ ਜਿਹੜੇ ਆਪਣੀਆਂ ਜਿਹੜੀਆਂ ਨੇ ਨਾ ਵਿਰੋਧ ਗਲਤ ਕੋਈ ਉਹ ਸੋਧਣੀ ਉਹ ਸੋਧਣੀ ਹੈ ਆਪਣੇ ਨਾਲ ਸੋਧਣਾ ਇਹਦਾ ਸ਼ੁੱਧ ਹੈ ਉਹ ਢਾਲ ਰੱਖਿਆ ਸੋਧਤ ਸੋਧਤ ਸੀਜਿਆ ਤਿੰਨ ਵਾਰ ਸੋਧਤਾ ਹੈ ਜੇ ਤਿੰਨ ਵਾਰ ਸੋਧ ਲਿਆ ਤਾਂ ਕੋਈ ਥੋੜੀ ਜਿਹੀ ਸਮਝ ਆਉਣ ਲੱਗੀ ਗੁਰਬਾਣੀ ਦੀ ਸਮਝ ਤਾਂ ਆਉਣ ਲੱਗਦੀ ਹੈ ਪਹਿਲਾਂ ਤਿੰਨ ਵਾਰ ਆਪਣੇ ਗਿਆਨ ਨੂੰ ਸੋਧ ਲੈਂਦਾ ਹੈ ਠੀਕ ਹੈ ਮੈਂ ਡਰ ਰੱਖਿਆ ਇੱਥੇ ਆਪਣੇ ਨੂੰ ਸੋਧਿਆ ਕੋਈ ਨਹੀਂ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕਰਤੇ ਅਬੇ ਨੇ ਆਪਣੇ ਅਸ਼ੁੱਧ ਗਿਆਨ ਨਾਲ ਗੁਰਬਾਣੀ ਅਰਥਾਤੀ ਜਦ ਕਿ ਗੁਰਬਾਣੀ ਦੇ ਨਾਲ ਆਪਣਾ ਗਿਆਨ ਸ਼ੁੱਧ ਕਰਨਾ ਸੀ ਸਾਡੇ ਅਸੀਂ ਕੀ ਗਲਤੀ ਕਰਦੇ ਹਾਂ ਕਿੱਥੋਂ ਗਲਤੀ ਕੀਤੀ ਹੈ ਸਾਡੀ ਕੀ ਗਲਤ ਪੜ ਲਿਆ ਕੀ ਗਲਤ ਸੁਣ ਲਿਆ ਸੰਸਾਰ 'ਚ ਅਸੀਂ ਕਿਉਂ ਨਹੀਂ ਸਾਡੀ ਸਮਝ ਆ ਰਿਹਾ ਇਹ ਗੁਰਬਾਣੀ ਨਾਲ ਆਪਣਾ ਸ਼ੁੱਧ ਕਰ ਸੀ ਅਸੀਂ ਗੁਰਬਾਣੀ ਦਾ ਕਸਵੱਟੀ ਹੈ ਬਾਰ-ਬਾਰ ਕਸਵੱਟੀ ਤੇ ਲਾਉਣਾ ਸੀ ਮਨ ਨੂੰ ਕੁੱਟ ਕੇ ਕੁੱਟਣਾ ਹੈ ਤਾਂ ਮਨ ਕੋ ਕੁੱਟਾ ਕਿਉਂ ਵੀ ਕੁੱਟੇਗਾ ਤੇ ਬੰਨ ਲੋ ਹੈ ਇਹਨੂੰ ਜੰਗ ਲੱਗੀ ਹੋਈ ਹੈ ਜਗਾਲਿਆ ਹੋਇਆ ਕੁੱਟ ਕੇ ਨਵਾਬ ਠੀਕ ਹੋ ਜਾਂਦਾ ਜੰਗ ਵਾਲਾ ਜੰਗ ਵਾਲੇ ਸਰੀਏ ਨੂੰ ਤੁਸੀਂ ਕਿਸੇ ਚੀਜ਼ ਨੂੰ ਕੁੱਟੀ ਜਾਓ ਕੁੱਟੀ ਜਾਓ ਨਵਾਂ ਬਣ ਜਾਂਦਾ ਜੰਗ ਸਾਰੀ ਲੈ ਜਾਂਦੀ ਹੈ ਕੁੱਟ ਕੇ ਠੀਕ ਹੋ ਜਾਂਦਾ ਲੋਹਾ ਸਾਰੀ ਜਲ ਚੜ ਜਾਂਦੀ ਕੁੱਟਦਿਆਂ ਗਰਮ ਹੋ ਜਾਂਦਾ ਕੁੱਟਦੇ ਕੁੱਟਦੇ ਹੀ ਗਰਮ ਹੋ ਜਾਂਦਾ ਲੋਹਾ ਕੁੱਟੀ ਜਾ ਲੋਹਾ ਗਰਮ ਹੋ ਜਾਂਦਾ ਪੱਠੇ ਪਾਉਣ ਦੀ ਲੋੜ ਨਹੀਂ ਆਪੇ ਸ਼ੁੱਧ ਹੋ ਜਾਂਦਾ ਕੂਟਣਾ ਹੈ ਤਾਂ ਮਨ ਕੋ ਕੂਟੇ ਲੋਹੇ ਨੂੰ ਕੁੱਟੀ ਦਾ ਹੁੰਦਾ ਸ਼ੁੱਧ ਕਰਨ ਵਾਸਤੇ ਮਨ ਕੋ ਕੂਟੇ ਦਾ ਜਮ ਤੇ ਛੁੱਟੇ ਜਮ ਗਿਆ ਜਮ ਜਗਾਲ ਹੈ ਜਿਹੜਾ ਜਗਾਲ ਹੈ ਉਹ ਜਮ ਇਹਦੇ ਵਾਸਤੇ ਲੋਹੇ ਵਾਸਤੇ ਖਾ ਗਿਆ ਉਹ ਲੋਹੇ ਨੂੰ ਸਾਰੇ ਜਗਾਲੇ ਜਗਾਲੇ ਜਾਵਾਂ ਜਗਾਲ ਖਾਈ ਜਾਂਦਾ ਲੋਹੇ ਨੂੰ ਇਹ ਬਸ ਭਰਮ ਜਿਹੜਾ ਸਾਡੇ ਗਿਆਨ ਨੂੰ ਖਾਈ ਜਾਂਦਾ ਪਰਮ ਗਿਆਨ ਨੂੰ ਖਾਈ ਜਾਂਦਾ ਰੋਸ਼ਨੀ ਨੂੰ ਖਾਈ ਜਾਂਦਾ ਜਿਗਾ ਲੋਹੇ ਨੂੰ ਖਾਈ ਜਾਂਦਾ ਕੁੱਟ ਕੁੱਟ ਮਨ ਕਸਵੱਟੀ ਲਾਵੇ ਮਨ ਨੂੰ ਕੁੱਟੀ ਜਾਵੇ ਕੁੱਟੀ ਜਾਵੇ ਕਸਵੱਟੀ ਤੇ ਲਾਈ ਜਾਵੇ ਕਸਵੱਟੀ ਸਾਡੇ ਕੋਲ ਗੁਰਬਾਣੀ ਇਹ ਗੁਰਬਾਣੀ ਦੇ ਚੋਟਾਂ ਬਹਿਣ ਮਨ ਦੇ ਉੱਤੇ ਪਰ ਮਨ ਦਾ ਮਨ ਦਾ ਜੋੜ ਅਸੀਂ ਪੈਣੇ ਨਹੀਂ ਦਿੰਦੇ ਗੁਰਬਾਣੀ ਦੀ ਜੋੜ ਨਹੀਂ ਪੈਣ ਦਿੰਦੇ ਜਿਹੜਾ ਨਹੀਂ ਜੋੜ ਪੈਣ ਦਿੰਦਾ ਮਨ ਸ਼ੁੱਧ ਨਹੀਂ ਹੁੰਦਾ ਕੁੱਟ ਕੁੱਟ ਮਨ ਕਸਪੱਟੀ ਲਾਵੇ ਐਸਾ ਕੂਟਣ ਮੁਕਤ ਥੋ ਪਾਵੇ ਅਜੋ ਨਾਮ ਫੇਰ ਨਹੀਂ ਮਿਲਦਾ ਮੁਕਤੀ ਦਾ ਥੋ ਹੀ ਹੁੰਦਾ ਮੁਕਤੀ ਦਾ ਗਿਆਨ ਹੁੰਦਾ ਇਹਨਾਂ ਕੁਝ ਕਰਨ ਨਾਲ ਵੀ ਮੁਕਤੀ ਦਾ ਥੋ ਪਤਾ ਲੱਗਦਾ ਮੁਕਤੀ ਹੁੰਦੀ ਕੀ ਹੈ ਇਹਦੇ ਨਾਲ ਇੰਨਾ ਕੁਝ ਕਰਨ ਨਾਲ ਤਾਂ ਇੰਨਾ ਕੁਝ ਮਿਲਦਾ ਨਾਮ ਅਜੋ ਫੇਰ ਨਹੀਂ ਮਿਲਦਾ ਨਾਮ ਤਾਂ ਜੋ ਬਹੁਤ ਗਾਹ ਹੈਗਾ ਇੰਨਾ ਨਹੀਂ ਅਸੀਂ ਤਾਂ ਕੀਤਾ ਕਿਸੇ ਨੇ ਪਹਿਲੀ ਸਟੇਜ ਤਾਂ ਇਹ ਹੈ ਕਿ ਪਹਿਲੀ ਸਟੇਜ ਹੈ ਜੇ ਮੁਕਤ ਥੋ ਪਾਵੇ ਮੁਕਤ ਦਾ ਥੋ ਹੀ ਨਹੀਂ ਕਿਸੇ ਨੂੰ ਹੈਗਾ ਕੋਈ ਨਹੀਂ ਦੱਸ ਰਿਹਾ ਮੁਕਤੀ ਕਿਵੇਂ ਮਿਲਦੀ ਹੁੰਦੀ ਹੈ ਕਿਸੇ ਗ੍ਰੰਥ ਵਿੱਚ ਮੁਕਤ ਗੀਤਾ ਵਿੱਚ ਇਵਰ ਮੁਕਤੀ ਬਾਰੇ ਨਹੀਂ ਦੱਸਿਆ ਹੋਇਆ ਕੀ ਹੈ ਐਨਾ ਦੱਸਿਆ ਆਤਮ ਵਰਦੀ ਦੀ ਆਤਮਾ ਮੁਕਤ ਕਿਵੇਂ ਹੋਵੇ ਨਹੀਂ ਦੱਸਿਆ ਹੋਇਆ ਕਲੀਅਰ ਨਹੀਂ ਪਤਾ ਉੱਥੇ ਹੈਗਾ ਜੇ ਕਲੀਅਰ ਪਤਾ ਹੁੰਦਾ ਤਾਂ ਕ੍ਰਿਸ਼ਨ ਅਵਤਾਰ ਉਹਨਾਂ 10 ਅਵਤਾਰਾਂ ਚ ਆ ਜਾਂਦਾ ਤਾਂ ਕ੍ਰਿਸ਼ਨ ਅਵਤਾਰ ਮਾਇਆ ਵਾਸਤੇ ਜੰਗ ਲੜਦਾ ਨਹੀਂ ਸੀਗਾ ਅਰਜਨ ਉਹਨਾਂ ਨੂੰ ਜਿਤਾਉਣ ਦੀ ਨਹੀਂ ਸੀ ਕਰਦਾ ਫੇਰਾ ਫੇਰੀਆਂ ਦੀ ਲੋੜ ਨਹੀਂ ਸੀ ਜੰਗ ਜਿੱਤਣ ਦੀ ਇਹ ਦੋਏ ਅਵਤਾਰ ਅੱਡਨੇ ਉਦਾਸ ਅੱਡਨੇ ਹਾਂ ਪਹਿਲੀ ਸੋਧ ਆ ਪਹਿਲੀ ਸੋਧ ਹੈ ਉਹ ਇਹ ਨਹੀਂ ਸੀ ਕਰਦਾ ਉਹਨੇ 24 10 ਅਵਤਾਰ ਨੇ ਜਿਨ ਮੇ ਰਮਿਆ ਰਾਮ ਹਮਾਰਾ ਉਹ ਕ੍ਰਿਸ਼ਨ ਉਹ ਨਹੀਂ ਰਾਮ ਨਹੀਂ ਹੈ ਉਹ ਆ ਦੋਏ ਉਤਾਰਾ ਕਰਕੇ ਇਹ ਇਹਨਾਂ ਦਾ ਰਾਮ ਹੈ ਨਾ ਇਹ ਰਾਮ ਜਿਨ੍ਹਾਂ ਦਾ ਰਾਮ ਜਪਦਾ ਮਰਦਾ ਜਿਨ੍ਹਾਂ ਦਾ ਰਾਮ ਹੈ ਮੁਕਤ ਨਹੀਂ ਹੈ ਉਹ ਆਪ ਮੁਕਤ ਕਿਵੇਂ ਹੋ ਜਾਣਗੇ ਰਾਮ ਦੇ ਭਗਤ ਜਿਨ੍ਹਾਂ ਦਾ ਕ੍ਰਿਸ਼ਨ ਭਗਵਾਨ ਮੁਕਤ ਨਹੀਂ ਮੁਕਤੀ ਜਾਣਦਾ ਨਹੀਂ ਉਹ ਮੁਕਤ ਆਪ ਕਿਵੇਂ ਹੋ ਜਾਣਗੇ ਮੁਕਤ ਇਹ ਹੋਊਗਾ ਜਿਹਦਾ ਹੋਰ ਮੁਕਤ ਹੈ ਸਤਗੁਰ ਮੁਕਤ ਹੈ ਉਹ ਆਪ ਮੁਕਤ ਉਹ ਕਰ ਸਕਦਾ ਆਪ ਮੁਕਤ ਆਪ ਮੁਕਤ ਮੁਕਤ ਕਰੇ ਸੰਸਾਰ ਸੰਸਾਰ ਨੂੰ ਮੁਕਤੀ ਉਹ ਦੇ ਸਕਦਾ ਦੱਸ ਸਕਦਾ ਦੇ ਨਹੀਂ ਸਕਦਾ ਦੱਸ ਸਕਦਾ ਜਿਹੜਾ ਆਪ ਮੁਕਤ ਜਿਹਨੇ ਮੁਕਤੀ ਪ੍ਰਾਪਤ ਕੀਤੀ ਹੈ ਜਿਹਨੂੰ ਮੁਕਤੀ ਦਾ ਥੋ ਹੈ ਕਬੀਰ ਨੂੰ ਮੁਕਤੀ ਦਾ ਥੋ ਸੀ ਦੱਸ ਦਿੱਤਾ ਭਗਤਾਂ ਨੂੰ ਮੁਕਤੀ ਦਾ ਥੋ ਸੀ ਦੱਸ ਦਿੱਤਾ ਪਰ ਦੱਸ ਦਿੱਤਾ ਉਹਨਾਂ ਨੇ ਮੁਕਤੀ ਦੇ ਨਹੀਂ ਸਕਦਾ ਮੁਕਤੀ ਦੇਣ ਵਾਲਾ ਅੰਦਰ ਬੈਠਾ ਹੈ ਮੁਕਤੀ ਦੇਣ ਵਾਲਾ ਸਾਡੇ ਨਾਲ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਮੇਰੇ ਪ੍ਰਭ ਮੇਲ ਬੁਲਾਏ ਡਰ ਰੱਖਿਆ ਗੁਰ ਆਪਣੇ ਹਾਂ ਆਪਣੇ ਆਪਣੇ ਅੰਦਰ ਬੈਠਾ ਹੈ ਉਹਦਾ ਡਰ ਹੈ ਨਹੀਂ ਨਿਰਭਉ ਨਾਮ ਬਖਾਨ ਫੇਰ ਨਿਰਭਉ ਨਾਮ ਬਖਾਨ ਹੋਊਗਾ ਜੇ ਆਪਣੇ ਗਿਆਨ ਦਾ ਡਰ ਰੱਖਣਾ ਜਿਹੜਾ ਗਿਆਨ ਸਾਨੂੰ ਹੈ ਵੀ ਆਹ ਕੰਮ ਨਹੀਂ ਕਰਨਾ ਉਹ ਕਰਨਾ ਨਹੀਂ ਇੱਕ ਗੱਲ ਤਾਂ ਇਹ ਹੈ ਇਹ ਵੀ ਡਰ ਹੈ ਸਾਨੂੰ ਬਾੜੇ ਕੰਮ ਤੋਂ ਉਲਟ ਕੰਮ ਤੋਂ ਸਾਡਾ ਇਹ ਗਿਆਨ ਰੋਕਦਾ ਹੈ ਠੀਕ ਹੈ ਡਰ ਰੱਖਿਆ ਗੁਰ ਆਪਣੇ ਇਹ ਵੀ ਡਰ ਹੈ ਗਲਤ ਕੰਮ ਜਿਹੜਾ ਕਿਹਾ ਹੈ ਤੋਂ ਰੋਕਣ ਆ ਬਿਮਾਰੀ ਆ ਚੀਜ਼ ਨਹੀਂ ਖਾਣੀ ਠੀਕ ਹੈ ਇਹ ਵੀ ਡਰ ਹੈ ਔਰ ਇਹ ਵੀ ਡਰ ਹੈ ਸਾਡਾ ਗਿਆਨ ਬਿਲਕੁਲ ਸਹੀ ਨਹੀਂ ਹੈ ਇਹਨੂੰ ਸੁਧ ਕਰਨਾ ਇਹ ਵੀ ਡਰ ਇਹ ਵੀ ਡਰ ਰੱਖਣਾ ਇਹਨੂੰ ਐ ਨਹੀਂ ਮੰਨ ਲੈਣਾ ਮੇਰਾ ਗਿਆਨ ਸਭ ਤੋਂ ਸ੍ਰੇਸ਼ਟ ਹੈ ਸ਼ੁੱਧ ਵੀ ਕਰਦੇ ਰਹਿਣਾ ਜਿੰਨਾ ਸਾਡੇ ਕੋਲ ਹੈ ਉਹਨਾਂ ਕੁ ਮੰਨ ਕੇ ਜਿੰਨੀ ਬਾਣੀ ਦਾ ਜਿੰਨਾ ਕੁ ਬਾਣੀ ਦਾ ਗਿਆਨ ਹੈ ਉਹਨਾਂ ਕੁ ਦਾ ਮੰਨ ਕੇ ਚੱਲੋ ਫਿਰ ਇਹਨੇ ਹੋਰ ਸਮਝ ਆਈ ਜਾਊਗੀ ਜਦ ਸਿੱਧੇ ਰਸਤੇ ਚੱਲੂ ਸਮਝ ਆਪੇ ਆਈ ਜਾਣੀ ਹੋਰ ਨਿਰਭਉ ਨਾਮ ਵਖਾਣ ਤਾਂ ਨਿਰਭਉ ਨਾਮ ਦਾ ਵਖਾਣ ਤੱਕ ਪਹੁੰਚੂਗਾ ਨਿਰਭਉ ਹੋ ਕੇ ਫਿਰ ਪੈ ਰਹਿਤ ਹੋ ਕੇ ਫਿਰ ਉਹਦੇ ਬਾਅਦ ਨਾਮ ਵਖਾਣ ਦੀ ਗੱਲ ਹੈ ਇਹ ਇਹ ਤਾਂ ਆਖਰੀ ਮੰਜ਼ਲ ਹੋਗੀ ਨਾ ਨਿਰਭਉ ਨਾ ਬੁਖਾਨ ਆਖਰੀ ਸਟੇਜ ਹੈ ਨਾਮ ਦਾ ਬਖਿਆਨ ਨਾਨਕ ਨਾਮ ਬਖਾਨ ਹੈ ਨਾਮ ਦਾ ਬਖਿਆਨ ਜਦ ਕਰਨਾ ਜਾਂ ਨਾਮ ਮਿਲ ਜੂਗਾ ਗੁਰਬਾਣੀ ਨਾਮ ਦਾ ਬਖਿਆਨ ਹੈ ਖੁਲਾਸਾ ਹੈ ਨਾਮ ਦਾ ਖੁਲਾਸਾ ਨਾਮ ਕੀ ਹੁੰਦਾ ਹੈ ਕਿਵੇਂ ਮਿਲਦਾ ਹੈ ਕਿੱਥੋਂ ਹੁੰਦਾ ਹੈ ਉਹਦੀਆਂ ਖੂਬੀਆਂ ਕੀ ਨੇ ਇਹ ਸਾਰੀ ਨਾਮ ਦੀ ਚਰਚਾ ਹੈ ਗੁਰਬਾਣੀ ਗੁਰਬਾਣੀ ਨਾਮ ਬਾਰੇ ਚਰਚਾ ਹੈ ਡੂਗਰੀ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ ਡੂਗਰੀ ਵਾਸ ਡੂਗਰ ਵਾਸ ਤਿਖਾ ਕਣੀ ਹਾਂ ਬਹੁਤ ਡੂੰਗੀ ਗਹਿਰੀ ਗੱਲ ਬਹੁਤ ਗਹਿਰੀ ਹੈ ਇਸ ਗੱਲ ਦੀ ਗਹਿਰਾਈ ਤੱਕ ਪਹੁੰਚਣਾ ਔਖਾ ਲੱਗਦਾ ਹੈ ਪਰ ਤਿਖਾ ਘੜੀ ਹੈ ਤਿਖਾ ਘਣੀ ਤਿਖਾ ਵੀ ਘੜੀ ਹੈ ਪਾਣੀ ਦੂਰ ਹੈ ਦੇਖਾ ਘੜੀਏ ਜਦ ਦੇਖਾਂ ਨਹੀਂ ਦੂਰ ਜਦ ਦੇਖਿਆ ਤਾਂ ਦੂਰ ਵੀ ਹੈ ਜੀ ਤਾਂ ਸਮਝਿਆ ਤਾਂ ਦੂਰ ਵੀ ਹੈ ਜੀ ਦੂਰ ਲੱਗਦਾ ਸੀ ਡੂਗਰਵਾਸ ਲੱਗਦਾ ਸੀ ਦੂਰ ਲੱਗਦਾ ਸੀ ਇਹਨਾਂ ਨੂੰ ਕੋਈ ਨਹੀਂ ਪਤਾ ਕਿੰਨੀ ਦੂਰ ਹੈ ਜਦ ਅੱਖ ਖੁੱਲੀ ਸਮਝ ਆਈ ਤਾਂ ਨੇੜੇ ਸੀ ਜਿੰਨਾ ਜਰ ਬੇਸਮਝੀ ਸੀ ਉਹ ਰਜਤ ਦੂਰ ਸੀ ਜਿੰਨਾ ਜਦ ਤਿਖਾ ਘੜੀ ਸੀ ਤਿਖਾ ਘੜੀ ਜਦ ਦੇਖਾ ਜਿੰਨਾ ਜਦ ਤਿਖਾ ਘੜੀ ਸੀ ਤ੍ਰਿਸ਼ਨਾ ਜ਼ਿਆਦਾ ਸੀ ਨਾ ਮਨ ਦੇ ਵਿੱਚ ਹੂੰ ਤ੍ਰਿਸ਼ਨਾ ਜ਼ਿਆਦਾ ਸੀ ਉਹਨਾਂ ਜਰ ਬਾਟ ਡੁੱਬੀ ਲੱਗਦੀ ਸੀ ਦੂਰ ਲੱਗਦਾ ਸੀ ਦੂਰ ਲੱਗਦਾ ਜਦ ਜਦ ਬੇਸਮਝੀ ਹੁੰਦੀ ਹੈ ਬਹੁਤ ਕਹਿੰਦੇ ਇਹ ਨਹੀਂ ਸਮਝ ਆਉਣੀ ਇੰਨੀ ਔਖੀ ਕਿਉਂ ਲਿਖਤੀ ਗੁਰਬਾਣੀ ਇੰਨੀ ਇਹ ਤਾਂ ਬਹੁਤ ਆਤਮਾ ਪ੍ਰਾਤਮਾ ਇਹ ਕੀ ਹੁੰਦਾ ਹੈ ਚੇਤਨਾ ਸਿੱਧੀ ਸਿੱਧੀ ਗੱਲ ਚਾਹੀਦੀ ਸੀ ਉਹਨਾਂ ਬਾਤੇ ਔਖੀ ਹੈ ਬਹੁਤ ਡੂੰਗੀ ਗੱਲ ਹੁੰਦੀ ਹੈ ਤੇ ਖਾ ਘੜੀ ਕਿਉਂਕਿ ਉਹਨਾਂ ਨੂੰ ਅਸਲ 'ਚ ਮਾਇਆ ਦੀ ਭੁੱਖ ਹੈ ਤ੍ਰਿਸ਼ਨਾ ਘੜੀ ਜਦ ਦੇਖਦਾ ਤ੍ਰਿਸ਼ਨਾ ਛੱਡ ਕੇ ਜਦ ਦੇਖਾ ਨਹੀਂ ਦੂ ਜੇ ਨੂੰ ਸਮਝ ਆ ਜਵੇ ਸਮਝ ਲਓ ਫੇਰ ਉਹ ਨੂੰ ਵੀ ਕੋਈ ਨਹੀਂ ਤਿਖਾ ਨਵਾਰੀ ਸ਼ਬਦ ਮੰਨ ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਜਦ ਉਪਦੇਸ਼ ਮੰਨ ਲਿਆ ਤਿਖਾ ਤਾਂ ਦੂਰ ਹੋ ਤਿਖਾ ਨਵਾਰੀ ਸ਼ਬਦ ਮਨ ਸ਼ਬਦ ਮਨ ਮੰਨ ਲਿਆ ਸ਼ਬਦ ਮਨ ਵਿੱਚ ਵਸਾ ਲਿਆ ਮਨ ਨੇ ਸ਼ਬਦ ਉਪਦੇਸ਼ ਐਕਸੈਪਟ ਕਰ ਲਿਆ ਅੰਮ੍ਰਿਤ ਤਿਖਾ ਦਾ ਜਦੇ ਹੀ ਛੜਤੀ ਬਸ ਫਿਰ ਕੀ ਹੈ ਅੰਮ੍ਰਿਤ ਪੀਆ ਭਰਪੂਰ ਫੇਰ ਅੰਮ੍ਰਿਤ ਨਾਮ ਜਿਹੜਾ ਹੈਗਾ ਗੁਰਬਾਣੀ ਚੋਂ ਪੀਣ ਲੱਗ ਗਿਆ ਜੋ ਪੀਂਦਾ ਰਿਹਾ ਪੀਂਦਾ ਰਿਹਾ ਪੂਰਾ ਹੋ ਗਿਆ ਭਰ ਪੂਰ ਭਰ ਕੇ ਪੂਰਾ ਹੋ ਗਿਆ ਭਰ ਗਿਆ ਪੂਰਾ ਪੂਰਾ ਰੱਜ ਗਿਆ ਆਨੰਦ ਹੋ ਗਿਆ ਦੇਹ ਦੇਹ ਆਖੇ ਸਭ ਕੋਈ ਜੈ ਭਾਵੈ ਤੈ ਦੇ ਹਾਂ ਪਰਮੇਸ਼ਰ ਤੋਂ ਮੰਗਦੇ ਸਾਰੇ ਨੇ ਦੇ ਦੇ ਆਖੇ ਸਭ ਕੋਈ ਆਖੇ ਸਭ ਕੋਈ ਜੈ ਭਾਵੈ ਤੈ ਦੇ ਪਰ ਜਿਹਨੂੰ ਭੁੱਲਦਾ ਉਹ ਆਪਣੀ ਮਰਜ਼ੀ ਨਾਲ ਦਿੰਦਾ ਮੰਗੇ ਤੇ ਨਹੀਂ ਦਿੰਦਾ ਜੇ ਉਹ ਤੇ ਦਿੰਦਾ ਨਹੀਂ ਫਿਰ ਅਰਦਾਸਾਂ ਕਾਹਦੀਆਂ ਕਰਾਉਂਦੇ ਅਸੀਂ ਪਾਠ ਦੇ ਉਹਦੇ ਵਿੱਚ ਹਰ ਵਾਰ ਅਰਦਾਸ ਕਰਦੇ ਹਾਂ ਦਿਨ ਚ ਕਿੰਨੀ ਵਾਰ ਅਰਦਾਸ ਕਰਦੇ ਹਾਂ ਮੰਗਦੇ ਹਾਂ ਕੀ ਮੰਗਦੇ ਹਾਂ ਨਾਮ ਵੀ ਮੰਗਣ ਦੀ ਲੋੜ ਨਹੀਂ ਹੈ ਪਹਿਲਾ ਨਾਮ ਗਿਆਨ ਪੜ੍ਹਨ ਦੀ ਲੋੜ ਹੈ ਨਾਮ ਦਾ ਜਦ ਮੰਗਣ ਦੀ ਲੋੜ ਹੈ ਜਦ ਨਾਮ ਦੀ ਲੋੜ ਹੋਵੇ ਹਾਲੇ ਨਾਮ ਦੀ ਕੀ ਲੋੜ ਹੈ ਬਰੇ ਇਹਨੂੰ ਨਾਮ ਦੀ ਲੋੜ ਹੈ ਜਿਉਂਦਾ ਹੋਣ ਵਾਸਤੇ ਬਰਨ ਤੋਂ ਪਹਿਲਾਂ ਨਾਮ ਦੀ ਕੋਈ ਲੋੜ ਨਹੀਂ ਬਰਿਆ ਹੋਇਆ ਨਾਮ ਬਗਦਾ ਹੁੰਦਾ ਹੈ ਜਿਉਂਦੇ ਨਹੀਂ ਹੁੰਦੇ ਹੁੰਦੇ ਜਿਉਂਦੇ ਨਾਮ ਦਾ ਵਿਰੋਧ ਕਰਦੇ ਹੁੰਦੇ ਨੇ ਜਿਉਂਦੇ ਆਇਰਾ ਸੰਸਾਰੀ ਜੀਵਨ ਸੰਸਾਰੀ ਜੀਵਨ ਵਾਲੇ ਸਾਰੇ ਹੰਕਾਰੀ ਹੁੰਦੇ ਨੇ ਕਾਰ ਛੱਡ ਕੇ ਮੌਤ ਹੈ ਜੋ ਬਰਿਆ ਹੀ ਉਹਨਾਂ ਨਾਮ ਕਰਨਾ ਕੀ ਹੈ ਮੈਨੂੰ ਗੁਰਬਾਣੀ ਬਣ ਮਾਰਿਆ ਮੈਨੂੰ ਗੁਰਬਾਣੀ ਨਾਲ ਬਣ ਮਾਰੂਗਾ ਗੁਰਬਾਣੀ ਦੇ ਨਾਲ ਮਨ ਨੂੰ ਮਾਰ ਲੈ ਪਹਿਲਾਂ ਵਾਰਿਆ ਹੈ ਨਹੀਂ ਨਾਮ ਪਹਿਲੇ ਉਤਰਨ ਲੱਗੇ ਨਾਮ ਤੇ ਕਰਾਉਣਾ ਕੀ ਹੈ ਜਿਹੜੇ ਮਾਲਾ ਫਿਰਦੇ ਫਿਰਦੇ ਨੇ ਇਹਨਾਂ ਨੂੰ ਪੁੱਛੇ ਇਹ ਸਾਰੇ ਉਖੜ ਨੇ ਇਹਨੂੰ ਕੋਈ ਨਹੀਂ ਪਤਾ ਵੀ ਨਾਮ ਕੀ ਹੁੰਦਾ ਕੀ ਕਰਨਾ ਇਹਦਾ ਗੁਰਬਾਣੀ ਪੜੋ ਤਾਂ ਸਹੀ ਨਾਮ ਤੇ ਕਰਾਉਣਾ ਕੀ ਹੈ ਜਿਹੜਾ ਮਰਿਆ ਹੀ ਨਹੀਂ ਬਰੇ ਹੋਏ ਨੂੰ ਨਾਮ ਹੁੰਦਾ ਨਾਨਕ ਨਾਮ ਮਿਲੇ ਤਾਂ ਜੀਵਾ ਉਹ ਮਰਿਆ ਹੋਇਆ ਹੀ ਹੈ ਜਿਹੜਾ ਜੀਵਾ ਕਹਿੰਦਾ ਜਿਹੜਾ ਪਹਿਲਾਂ ਹੀ ਜਿਉਂਦਾ ਉਹਦਾ ਨਾਮ ਕੀ ਕਰਨਾ ਜਿਹੜੇ ਜਿਉਂਦੇ ਨੇ ਨਾਮ ਦਾ ਵਿਰੋਧ ਕਰਦੇ ਨੇ ਜਿਹੜੇ ਮਰੇ ਨੇ ਉਹਨਾਂ ਨੂੰ ਨਾਮ ਚਾਹੀਦਾ ਹੰਕਾਰੀ ਹੋਵੇ ਨਾਵੇ ਨਾਲ ਵਿਰੋਧ ਹੈ ਹੰਕਾਰੀ ਦਾ ਤਾਂ ਨਾਮ ਨਾਲ ਵਿਰੋਧ ਹੁੰਦਾ ਹੁਣ ਮਰਦਾ ਕਾਦਾ ਜੇ ਨਾਮ ਮਿੱਠਾ ਲੱਗਣ ਲੱਗ ਜਾਏ ਪਟਣ ਲੱਗ ਜਾਂਦਾ ਹੰਕਾਰ ਜੇ ਬਾਣ ਸਿੱਧੇ ਲੱਗ ਜਾਣ ਬਾਣੀ ਦੇ ਤਾਂ ਮਨ ਵਰਦਾ ਵਰ ਕੇ ਬਾਦ ਬੁੱਗੀ ਦਾ ਹੁੰਦਾ ਨਾਮ ਜਿਹੜੇ ਪਹਿਲਾਂ ਮੰਗਦੇ ਨੇ ਉਹਨਾਂ ਨੂੰ ਮਿਲਦਾ ਤਾਹੀ ਜੀ ਉਹ ਅਧਿਕਾਰੀ ਉਹ ਨਹੀਂ ਉਹਨਾਂ ਨੇ ਕਰਨਾ ਕੀ ਹੈ ਅਧਿਕਾਰੀ ਨਹੀਂ ਉਹਨਾਂ ਨੂੰ ਲੋੜ ਨਹੀਂ ਉਹਨਾਂ ਨੂੰ ਪਤਾ ਨਹੀਂ ਵੀ ਨਾਮ ਕੀ ਹੁੰਦਾ ਕਿਵੇਂ ਬਣਦਾ ਜਾਗਦੇ ਸਾਰੇ ਹੀ ਨੇ ਜਾਗਣ ਕੇ ਉਹ ਵੀ ਪਰ ਜਾਗਣ ਕੇ ਉਹ ਬਰ ਵੇਲੇ ਜਦ ਕਾ ਡੰਡ ਉਹਨਾਂ ਦੇ ਡੰਡ ਬਣ ਕੇ ਸੱਚ ਲੱਗਣਾ ਡੰਡਾ ਬਣ ਕੇ ਲੱਗਣਾ ਨਾਮ ਹੁਕਮ ਉਹਨਾਂ ਦੇ ਡਾਂਗ ਬਣ ਕੇ ਸਿਰ ਤੇ ਹੁਕਮ ਵੱਜਣਾ ਮਰਨ ਵੇਲੇ ਦੂਜਿਆਂ ਦੇ ਅਮਰਤ ਬਣ ਕੇ ਵਰਸਣਾ ਬਸ ਇੰਨਾ ਹੀ ਫਰਕ ਆ ਕੁਝ ਗੁਰਮੁਖ ਤੇ ਅਮਰਤ ਬਣ ਕੇ ਵਰਸਣਾ ਉਹਨੇ ਜਿਉਂਦਾ ਹੋਣਾ ਦੂਜੇ ਦੇ ਤਾਂ ਸਰੀਰ ਛਡਾਉਣ ਵੇਲੇ ਵਰਤਣਾ ਉਹਨਾਂ ਹੁਕਮ ਮਿਲੇ ਤੇ ਪਛਤਾਉਣਾ ਗੁਰਮੁਖ ਨੇ ਪਛਤਾਉਣਾ ਉਦੋਂ ਜਾਗਣਾ ਹੈ ਜਾਗ ਕੇ ਪਛਤਾਉਣਾ ਕਿਉਂਕਿ ਸੁਪਨੇ ਨੂੰ ਸੱਚ ਮੰਨੀ ਬੈਠਾ ਸੀ ਸੁਪਨੇ ਨੂੰ ਸੱਚ ਮੰਨੀ ਬੈਠਾ ਜਾਗਣਾ ਉਹਨੇ ਵੀ ਹੈ ਜਦੋਂ ਜਾਗਣਾ ਪਛਤਾਉਣਾ ਗੁਰਮੁਖ ਪਹਿਲਾਂ ਜਾਗ ਪਿਆ ਉਹਨੇ ਪਛਤਾਉਣਾ ਨਹੀਂ ਜਿਹੜਾ ਸਰੀਰ ਛੱਡਣ ਵੇਲੇ ਜਾਗੂਗਾ ਉਹਨੇ ਪਛਤਾਉਣਾ ਸਮਝੇ 8 ਵਜੇ ਕਿਤੇ ਆਪਾਂ ਜਾਣਾ ਸੀ ਆ ਕਿਸੇ ਪ੍ਰੋਗਰਾਮ ਤੇ ਜਾਣਾ ਸੀ ਡੇਢ ਭੁੱਲ ਗਏ ਭਈ 10 ਤਰੀਕ ਨੂੰ ਜਾਣਾ ਸੀ ਅੱਜ ਹੋ ਗਈ ਤਰੀਕ 11 ਕੀ ਫਾਇਦਾ ਹੋਇਆ ਯਾਦ ਆਇਆ ਫਾਇਦਾ ਹੋਇਆ ਕੋਈ ਕਹਿੰਦੇ ਛੱਡੋ ਕਹਿੰਦੇ ਹੁਣ ਤਾਂ ਡੇਢ ਲੰਗੀ ਭਾਈ ਡੇਢ ਲੰਗੀ ਤੇ ਜਾ ਕੇ ਫਿਰ ਕੀ ਜਾ ਕੇ ਟਾਈਮ ਟੱਪੇ ਤੇ ਜਾਗਦਾ ਹੈ ਜਮ ਕਾ ਡੱਡ ਜਾ ਲੱਗਦਾ ਡੇ ਟੱਪੇ ਤੇ ਕਰਨ ਜੋ ਕੋਈ ਹਿੰਦੇ ਉਹ ਤਾਂ ਡੇਢ ਦਾ ਐਕਸਪਾਇਰ ਕੀ ਉਹਦਾ ਹੋ ਲਿਆ ਕੰਮ ਕਿਹੜਾ ਹੋਣਾ ਸੀ ਵਿਆਹ ਤਾਂ ਰੱਖ ਲਿਆ ਪ੍ਰੋਗਰਾਮ ਦਾ ਹੋ ਲਿਆ ਫਿਰ ਤੇਰਾ ਕੀ ਫਾਇਦਾ ਜਾ ਕੇ ਦਾ ਜਾਗੇ ਪਹਿਲਾਂ ਤਾਂ ਪ੍ਰੋਗਰਾਮ ਅਟੈਂਡ ਕਰਦਾ ਜਿਹੜਾ ਪਹਿਲਾਂ ਜਾਗਦਾ ਉਹ ਵਿਆਹ ਦੇਖਦਾ ਫਿਰ ਕਹੇ ਕਬੀਰ ਮੁਝੇ ਬਹਿ ਚਲੇ ਹੈ ਪੁਰਕੇ ਕੋ ਵਨ ਗੁਰੂ ਦੁਆਰਾ ਦੇਵਸੀ ਤਿਖਾ ਨਵਾਰਾ ਸੋਏ ਗੁਰੂ ਦੁਆਰਾ ਦੇਵਸੀ ਗੁਰੂ ਦੁਆਰੇ ਇਕੱਠਾ ਨਹੀਂ ਪੜਨਾ ਗੁਰੂ ਦੁਆਰੇ ਦੇਵਸੀ ਗੁਰੂ ਦੁਆਰੇ ਦੇਵਸੀ ਰਾਮ ਗੁਰੂ ਆਪਣੇ ਦੁਆਰੇ ਤੇ ਗਏ ਨੂੰ ਦਿੰਦਾ ਹੈ ਤੁਹਾਡੇ ਘਰ ਨਹੀਂ ਦੇਣ ਹੁੰਦਾ ਆਹੋ ਦੇਖਦੀ ਪੜਦੀ ਮਿਲਦੀ ਹੈ ਵੀ ਤੁਹਾਡੇ ਘਰ ਮਿਲੂਗੀ ਜਿਹੜਾ ਗੁਰਦੁਆਰੇ ਜਾਊ ਲੈ ਲਓ ਗੁਰੂ ਦੁਆਰੇ ਦੇਵ ਸੀ ਗੁਰੂ ਆਪਣੇ ਦੁਆਰੇ ਤੇ ਗਏ ਨੂੰ ਦਿੰਦਾ ਜਿਹੜਾ ਹਰ ਕੇ ਦੁਆਰ ਜਾ ਕੇ ਮਰ ਗਿਆ ਉਹਨੂੰ ਦਿੰਦਾ ਤਿਖਾ ਨਵਾਰਾ ਸੋਏ ਤਿਖਾ ਨਵਾਰਾ ਸੋਏ ਕਬੀਰ ਕਹਿੰਦੇ ਕਹਿੰਦਾ ਮੈਨੂੰ ਤੂੰ ਹਰ ਕੇ ਦੁਆਰ ਉਹੀ ਗੱਲ ਆ ਕਹੀ ਹੈ ਵੀ ਕਬੀਰ ਨੇ ਜਿਹੜੀ ਦਸੀ ਉਹ ਉਸੇ ਦੀ ਵਿਆਖਿਆ ਹੈ ਗੁਰੂ ਦੁਆਰੇ ਦੇਵ ਸੀ ਆਪਣੇ ਦੁਆਰੇ ਤੇ ਗਏ ਨੂੰ ਦਿੰਦਾ ਐ ਮਾਇਆ ਜਿਹੜੀ ਕਿਸੇ ਨੂੰ ਨਾਮ ਦੇਣ ਆਉਂਦਾ ਮਾਇਆ ਤਾਂ ਸਾਰੇ ਹੰਕਾਰੀ ਨੇ ਨਾਮ ਇਹਨਾਂ ਦਾ ਕੰਮ ਦਾ ਹੀ ਨਹੀਂ ਹੈ ਇਹਨਾਂ ਦੇ ਕੰਮ ਦਾ ਹੀ ਨਹੀਂ ਹੈ ਨਾਮ ਇਹਨਾਂ ਨੇ ਕੀ ਕਰਨਾ ਹੰਕਾਰੀਆਂ ਨੂੰ ਨਾਮ ਇਹਨਾਂ ਨੇ ਕੀ ਕਰਨਾ ਇਹਨਾਂ ਨੂੰ ਚਾਹੀਦਾ ਰਾਜ ਸੰਸਾਰੀ ਉਹਦੇ ਬਾਅਦ ਚਾਹੇ ਨਰਕੇ ਮਿਲ ਜਵੇ ਰੌਲਾ ਨਹੀਂ ਹੈ ਹੁਣ ਕਿਹੜਾ ਸੁਣ ਕੇ ਵੀ ਨਰਕੇ ਤੇ ਜੀ ਲੱਗਿਆ ਹੋਇਆ ਵਧੀਆ ਪੇਸ ਲੱਗਿਆ ਗੱਡੀ ਦੇ ਵਿੱਚ ਉਹ ਕਹਿੰਦਾ ਗੱਡੀ 'ਚ ਰਹਾਂਗੇ ਪੂਰੀ ਜ਼ਿੰਦਗੀ ਬਾਹਰ ਜਾਂਦੇ ਨਹੀਂ ਸੀਟ ਛੱਡ ਕੇ ਗੁਰੂ ਦੁਆਰੇ ਦੇਵ ਸੀ ਗੁਰੂ ਆਪਣੇ ਦੁਆਰੇ ਤੇ ਆਏ ਨੂੰ ਦਿੰਦਾ ਤੁਹਾਡੇ ਦੁਆਰੇ ਤੇ ਨਹੀਂ ਹੋਣਾ ਉਹਨੇ ਦੇਣ ਦੁਆਰਾ ਵੀ ਦੂਰ ਨਹੀਂ ਦੁਆਰਾ ਅੰਦਰ ਹੈ ਆਇਆ ਹਿਰਦਾ ਗੁਰੂ ਦਾ ਦੁਆਰਾ ਹੈ ਕੁਟੀ ਪ੍ਰਦੇਸ਼ ਹੈ ਕੁਟੀ 'ਚ ਬੈਠ ਕੇ ਮੰਗੂ ਕਿਸੇ ਨੂੰ ਮਿਲਣਾ ਨਹੀਂ ਜਿਹੜਾ ਗੁਰੂ ਦੇ ਦੁਆਰੇ ਜਾ ਕੇ ਮੰਗੂਗਾ ਕੁੱਟੀ ਛੱਡ ਕੇ ਮਰ ਜੂਗਾ ਇੱਥੇ ਆ ਕੇ ਉਹਨੂੰ ਮਿਲ ਜੂਗਾ ਗੁਰੂ ਦੁਆਰੇ ਦੇਵ ਸੀ ਗੁਰੂ ਆਪਣੇ ਦੁਆਰੇ ਤੇ ਆਏ ਨੂੰ ਦਿੰਦਾ ਤਾਂ ਤੇ ਖਾ ਉਹਦੀ ਖਤਮ ਹੁੰਦੀ ਹੈ ਤ੍ਰਿਸ਼ਨਾ ਖਤਮ ਹੁੰਦੀ ਵਾਰਾਂ ਉੱਟ ਕੰਮ ਹੱਥ ਛੱਡ ਸੰਘਾਸਨ ਹਰਜੀ ਆਏ ਉਹਨਾਂ ਦਾ ਧਰਮ ਉਲਟਾ ਫਿਰ ਉਹ ਸਾਖਤਾਂ ਦਾ ਧਰਮ